ਸੀ ਥੋੜਾ ਜਿਹਾ ਮੈਂ ਤੁਹਾਨੂੰ ਦੱਸਿਆ ਮੇਰਾ ਖਾਨਦਾਨ ਸਾਡਾ ਖਾਨਦਾਨ ਪੀਰਾਂ ਦਾ ਖਾਨਦਾਨ ਹੈ ਪੀਰਾਂ ਦਾ ਖਾਨਦਾਨ ਗੱਲ ਸੁਣ ਸੁਭਾਨ ਮੇਰੇ ਵਾਲਦ ਦਾਦੇ ਪਰਦਾਦੇ ਸਾਰੇ ਗੋਲਾ ਸ਼ਰੀਫ ਦੇ ਮਰੀਜ਼ ਸਨ ਲੇਕਿਨ ਮੈਂ ਜਾਣਨਾ ਸਾਰਾ ਕੁਝ ਚੰਗੀ ਤਰ੍ਹਾਂ ਉਹਨਾਂ ਨੇ ਵਿੱਚ ਗੋਲਡ ਵੀ ਲਿਖਵਾ ਰੱਖਿਆ ਉਹ ਤਾਂ ਕੋਈ ਚਲੋ ਗੱਲ ਲੇਕਿਨ ਮੈਂ ਸਾਰਾ ਕੁਝ ਅਸੀਂ ਕਿਉਂ ਹਜ਼ਰਤ ਸਾਹਿਬ ਦੇ ਨੇੜੇ ਹੋਏ ਸਿਰਫ دین ਦੀ ਵਜ੍ਹਾ ਜਿਹੜੀ دین ਦੀ ਆਪਨੇ ਖidmat ਕੀਤੀ ਉਹ ਬਾਕੀ ਕੋਈ ਨਹੀਂ ਕਰ ਰਿਹਾ ਮੈਂ ਬਤਾਉਂਦਾ ਹੁਣ ਸ਼ਰੀਅਤ ਦਲਾਇਲ ਦੀ ਰੂਹ ਨਾਲ ਅਦਰ ਸਾਹਿਬ ਔਰ ਉਸਤਾਦ ਸਾਹਿਬ ਦੀ ਇੱਜ਼ਤ ਜ਼ਰੂਰੀ ਸ਼ਰੀਅ ਦਲਾਇਲ ਦੀ ਜ਼ਰੂਰ ਹਾਂ ਮੁਮਿਨ ਦੀ ਇੱਜ਼ਤ ਬਚਾਉਣਾ ਮੁਸਲਮਾਨ ਦਾ ਫਰਜ਼ ਹੈ ਆਮ ਮੁਮਿਨ ਦੀ ਸਾਹਿਬ ਨੇ ਅੱਖਾਂ ਦੀ ਜਾਪ ਸਾਹਿਬ ਸਾਡੇ ਖਾਸ ਦੋਸਤ ਨੇ ਸੁਲੇਮਾਨ ਵਰਿਆ ਸਾਹਿਬ ਕਈ ਬੰਦੇ ਪਹਿਲਾਂ ਕਹਿੰਦਾ ਸੀ ਯਾਰ ਜੀ ਸਭ ਖਤਰਾ ਬੰਦਾ ਲੱਗਦਾ ਜੀ ਸਾਹਿਬ ਨੇ ਉਹ ਆਖਿਆ ਜੀ ਤੁਸੀਂ ਨਾ ਇਹਨੇ ਜਾਮ ਨੇ ਸਾਡਾ ਖਾਸ ਬੰਦਾ ਨਾ ਖਿਆਲ ਕਰਨਾ ਨਹੀਂ ਸ਼ੇਖ ਸਾਹਿਬ ਨਹੀਂ ਆਪਣੇ ਸੁੰਦਰ ਵਾਲੇ ਉਹਨਾਂ ਨੇ ਫਰਮਾਇਆ ਸੀ ਕਿ ਦਾਤ ਦਰਬਾਰ ਦੇ ਮੈਂ ਖੜਾ ਸੀ ਤੇ ਤਹਿਲਕਾ ਦੇ ਗਿਆ ਤੇ ਉਸ ਜਿਹੜਾ ਬੰਦਾ ਉਸ ਦਾਤ ਦਰਬਾਰ ਦੇ ਖਤੀਬ ਸੀ ਨਾ ਉਹਨੇ ਆਖਿਆ ਸੀ ਫਤਲੁਰ ਰਹਿਮਾਨ ਇਧਰ ਆ ਮੈਂ ਗਿਆ ਕਹਿੰਦੇ ਬੰਦਾ ਵੇਖੀ ਤਹਿਲਕਾ ਦੇ ਸਾਡੇ ਨਬੀ ਪਾਕ ਦੇ 73ਵਾਂ ਟੋਲਾ ਇਹਨੇ ਬਣਾਉਣਾ ਇਸ ਦੇ ਇਸ ਗੱਲ ਦੇ ਬਦਲੇ ਮੈਂ ਅਲਹਮਦੁਲਿਲਾ ਕਿਸਾ ਨੂੰ ਅਰਜ਼ੀ ਕੀਤੀ ਕਿ ਬਲਾ ਸਾਡੇ ਦੇ ਹੈ ਸਭ ਤੋਂ ਪਹਿਲਾ ਟੋਲਾ ਇਸ ਜਾਮ ਨੇ ਕਰਨਾ ਹੈ ਆਵਾਜ਼ ਵੀ ਸਾਡੀ ਪਿੰਡ ਗਈ ਪੰਜ ਸਾਲ ਪਹਿਲੇ 10 7 ਸਾਲ ਪਹਿਲੇ ਚੀਸਾਂ ਮਾਰ ਗਈ ਸੀ ਕਿ ਸਾਡੇ ਦਰਵੇਸ਼ ਸਭ ਤੋਂ ਪਹਿਲੇ ਜਿਹੜਾ ਫਿਰਕਾ ਪੈਦਾ ਹੋਣਾ ਨਾ ਇਹ ਜਾਮ ਨੇ ਕਰਨਾ ਸਮਝਦੇ ਨਾ ਨਾ ਮੈਂ ਹੋਏ ਤੇ ਗੱਲ ਅੱਛਾ ਬੈਠੋ ਉਹ ਸਰਫਰਾਜ਼ ਦੇਖ ਲਓ ਹਾਂ ਉਹ ਬੰਦੇ ਨੂੰ ਸਮਝ ਨਹੀਂ ਇਹਨੇ ਨੇੜੇ ਕਰ ਲੂ ਸ਼ਾਬਾਸ਼ ਮੈਂ ਸ਼ਾਬਾਸ਼ ਉਹ ਹੀ ਨਾ ਖਰਾਬ ਕੀਤਾ ਹਾਂਜੀ ਕਤਲ ਤਾਂ ਕਰ ਖਰਾਬ ਕੀਤਾ ਨਾ ਨਹੀਂ ਠੀਕ ਖਰਾਬ ਹੋਇਆ ਪਿਆ ਜੀ ਹੁਣ ਅੱਛਾ ਜੀ ਸ਼ਾਬਾਸ਼ ਸਾਹਿਬ ਬਹੁਤ ਬਹੁਤ ਬੰਦੇ ਸਨ ਸਾਰਿਆਂ ਨੂੰ ਪਤਾ ਬਹੁਤ ਯਾਨੀ ਉਹਨਾਂ ਦੀ ਵਜ੍ਹਾ ਨਾਲ ਨਾ ਸ਼ਾਬਾਸ਼ ਸਾਹਿਬ ਬਹੁਤ ਯਾਨੀ ਕਿ ਜੀ ਲੱਖ ਤੱਕ ਦੁੱਧ ਯਾਨੀ ਕਿ ਬੜੇ ਬਸ ਉਹਨਾਂ ਨੇ ਉਹਨਾਂ ਨੂੰ ਖਰਾਬ ਕਰ ਰਹੇ ਨੇ ਸੁਣਾ ਸੁਣਾ ਕੇ ਉਹ ਫਲਾਣਾ ਤੁਸੀਂ ਨਾ ਮੇਰੀ ਗੱਲ ਸੁਣੋ ਇੱਕ ਗੱਲ ਦਿਲ 'ਚ ਰੱਖ ਲਓ ਜਿਹੜਾ ਵੀ دین ਦੀ ਦੁਸ਼ਮਣੀ ਕਰੇਗਾ ਭਾਵੇਂ ਸ਼ਬਾਦ ਹੈ ਭਾਵੇਂ ਪ੍ਰਵਾਦ ਹੈ ਜਿਹੜਾ ਵੀ ਹੋਵੇਗਾ ਉਹ ਆਪੇ ਬਰਬਾਦ ਹੋਵੇਗਾ ਇਹ ਦੇਲੇ ਚ ਰੱਖੋ ਬਾਕੀ ਮਤ ਕੋਈ ਸਮਝੇ ਕਿ ਇਹਨਾਂ ਨੂੰ ਬੰਦੇ ਚਾਹੀਦੇ ਨੇ ਤਾਂ ਇਹ ਤਬਸਰ ਕਰਦੇ ਫਿਰਦੇ ਨੇ ਬੰਦੇ ਨਾ ਹਜ਼ਰਤ ਸਾਹਿਬ ਨੂੰ ਚਾਹੀਦੇ ਜੇ ਮੈਂ ਤੁਹਾਨੂੰ ਕਸਮ ਕਰ ਦਿਆਂ ਨਾ ਉਸਤਾਦ ਬੰਦੇ ਜੋੜਨ ਦੇ ਹੱਕ ਵਿੱਚ ਨੇ دین ਫਲਾਉਣ ਦੇ ਹੱਕ ਵਿੱਚ ਦੋਵੇਂ ਸਿਰਫ ਦੀ ਹਾਂ ਜੀ ਹੋਰ ਤਾਂ ਕੋਈ ਜਾਨ ਦੀ ਬਾਜ਼ੀ ਲਾ ਕੇ ਔਰ ਮੈਂ ਤਕਰੀਬਨ ਨਾ ਮੇਰੀ ਕਬ ਕਰ ਯਾਰ ਮਜਮੂਈ ਤੌਰ ਦੇ ਉੱਤੇ ਮੇਰੇ ਅੰਦਾਜ਼ੇ ਦੇ ਮੁਤਾਬਕ 22 ਸਾਲ ਹੋ ਗਏ ਨੇ ਉਸਤਾਦਾਂ ਨਾਲ ਤਾਲੁਕ ਨੇ ਮੇਰੇ ਸੁਭਾਨ ਅੱਲਾਹ ਤੇ ਮੈਨੂੰ ਕੋਈ ਸਿਰ ਤੇ ਕਸਮ ਚਾ ਕੇ ਆਖਣਾ ਕੁਰਾਨ ਚਾ ਕੇ ਕਸਮ ਚਾ ਮੈਂ ਚਾਹਣ ਵਾਸਤੇ ਤਿਆਰ ਹਾਂ ਕਿ ਉਸਤਾਦ ਕਦੇ ਦੀਨੀ ਨੁਕਸਾਨ ਦੁਨਿਆਵੀ ਫਾਇਦਾ ਕਰ ਲੈਣ ਤੇ ਦੀਨੀ ਨੁਕਸਾਨ ਕਰ ਦੇਣੇ ਨਹੀਂ ਕਰ ਸਕਦੇ ਸੁਭਾਨ ਮੇਰੇ ਜਲਵਤ ਮੇਰੇ ਸਾਹਮਣੇ में ਖਲਵਤ ਮੇਰੇ ਸਾਹਮਣੇ में ਸਫਰ ਮੇਰੇ ਸਾਹਮਣੇ ਤਬਲੀਗ ਮੇਰੇ ਸਾਹਮਣੇ में, ਮੈਂ ਉਦੋਂ ਦਾ ਮੇਰੇ ਤੋਂ ਪਹਿਲੇ ਕੋਈ ਹਜ਼ਰਤ ਸਾਹਿਬ ਦਾ ਮੁਰੀਦ ਹੀ ਨਹੀਂ ਸੀ ਇੱਕ ਬੰਦਾ ਸਿਰਫ ਮੁਗਲਪੁਰੇ ਦਾ ਸੀ ਬਸ ਇਤਦਾਮ ਜਦੋਂ ਉਸਤਾਦਾ ਤਬਲੀਗ ਸ਼ੁਰੂ ਫਰਮਾਈਏ ਮੈਂ ਉਸ ਨਾਲ ਸੁਭਾਨ ਪਹਿਲੇ ਪਹਿਲੇ ਬਰਮਲਾ ਬਾਹਰ ਜਦੋਂ ਕੀਤੀ ਉਸਲੇ ਕੋਈ ਦਰਵੇਸ਼ ਨਹੀਂ ਸੀ ਪੂਰਾ ਮੁਲਕ ਹੁਣ ਭਰਿਆ ਪਿਆ ਦਰਵੇਸ਼ ਨਾਲ ਜਿਹੜੇ ਸ਼ਹਿਰ ਜਾਓ ਸੈਂਕੜੇ ਬੰਦੇ ਹੁੰਦੇ ਨੇ ਤੁਹਾਨੂੰ ਕਦੇ ਕਸਮ ਕੋਈ ਮੇਰੇ ਕੋਲ ਚਾਵੇ ਮੈਂ ਤੁਹਾਨੂੰ ਵਾਸਤੇ ਤਿਆਰ ਹਾਂ ਕਿ ਕਦੇ ਦੁਨਿਆਵੀ ਨਫਾ ਕਿ ਮੇਰਾ ਰਿਸ਼ਤੇਦਾਰ ਹੈ ਜਾਂ ਜਿਸ ਤਰ੍ਹਾਂ ਉਹਨੇ ਬੜਾਈ ਖੜੇ ਜਾਂ ਮੇਰਾ ਫਲਾਣਾ ਆਪਣਾ ਦੁਨਿਆਵੀ ਨਫਾ ਬਰਾਦਰੀ ਦਾ ਨਫਾ ਵੇਖ ਕੇ ਨੂੰ ਨੁਕਸਾਨ ਕਰਨ ਨਹੀਂ ਕਰ ਔਰ ਸ਼ਰੀ ਦਲਾਲ ਦੀ ਰੂਹ ਨਾਲ ਮੇਰੇ ਨਾਲ ਕੋਈ ਗੱਲ ਕਰਕੇ ਕਰ ਲਵੇ ਕਿ ਹਜ਼ਰਤ ਸਾਹਿਬ ਜੋ ਕਰ ਰਹੇ ਨੇ ਸ਼ਰੀਅਤ ਦੇ ਮੁਤਾਬਕ ਕਰ ਰਹੇ ਨੇ ਜੀ ਵਜ੍ਹਾ ਕੁਰਾਨ ਫਰਮਾਂਦਾ ਲਾ ਯੁਹਿਬੁਲਲਾਹੁ ਅਲ-ਜਹਰ ਜਿਹੜਾ ਜੁਰਮ ਕਰਦਾ ਉਹਦੀਆਂ ਦੋ ਹੀ ਸੂਰਤਾਂ ਨੇ ਇੱਕ ਤੇ ਉਹਨੂੰ ਸ਼ਰੀ ਸਜ਼ਾ ਹੋਵੇ ਦੂਸਰਾ ਸ਼ਰੀ ਸਜ਼ਾ ਨਾ ਹੋਵੇ ਉਹਦੀ ਬੁਰੀ ਸ਼ਰਤ ਹੋਵੇ ਸ਼ਰੀ ਸਜ਼ਾ ਹੁਣ ਹੋ ਨਹੀਂ ਸਕਦੀ ਤੇ ਬੁਰੀ ਸ਼ਰਤ ਉਸ ਕੰਮ ਦੀ ਕਰੀਦਾ ਹੁੰਦਾ ਹੈ ਜਿਹੜਾ ਬੰਦਾ ਚੋਰ ਹੋਵੇ ਡਾਕੂ ਹੋਵੇ ਜਿਹੜੇ ਬੰਦੇ ਕੋਲ ਸ਼ਖਸੀ ਫਰਦੀ ਗਲਤੀ ਹੋ ਜਾਏ ਉਹਦੇ ਬਾਰੇ ਹਦੀਸ ਪਾ ਕੇ ਫਰਮਾਇਆ ਜਿਹੜਾ ਇਹਦਾ ਜੁਰਮ ਛੁਪਾਏਗਾ ਕਿਆਮਤ ਵਾਲੇ ਦਿਨ ਅੱਲਾ ਉਸਨੇ ਜੁਰਮਾਂ ਤੇ ਪਰਦੇ ਪਾਵੇਗਾ ਜੀ ਗੱਲ ਜ਼ਰੂਰੀ ਹੈ ਆਪੇ ਰੋਟੀ ਸਰ ਆਪਣੇ ਮਟੋ ਅੱਛਾ ਇੱਕ ਹੋਰ ਗੱਲ ਸੁਣੋ ਹੁਣ ਇਹਦੇ 'ਚ ਕੋਈ ਸਿਆਣਪ ਤੁਹਾਨੂੰ ਨਜ਼ਰ ਆਉਂਦੀ ਵੀ ਤੁਸੀਂ ਇੱਕ ਬੰਦੇ ਨੂੰ ਤਬਲੀਗ ਕਰਦੇ ਹੋ ਉਹ ਸ਼ਰਾਬ ਜਾਂ ਜ਼ਨਾ ਜਾਂ ਚੋਰੀ ਬੁਰੇ ਕੰਮ ਛੋੜ ਕੇ ਤੋਬਾ ਕਰ ਲੈਂਦਾ ਜੇ ਤੋਬਾ ਕਰ ਲੈਂਦੇ ਪਿੱਛੋਂ ਮੈਂ ਜਾ ਕੇ ਆਣਾ ਲਾ ਲਾ ਲਾ ਲਾ ਲੈਂਜ ਹੋ ਗਿਆ ਉਂਝ ਹੋ ਗਿਆ ਉਹ ਫਿਰ ਉਸੇ ਗੁਨਾਹ 'ਚ ਲੱਗ ਜਾਂਦਾ ਹੁਣ ਮੈਂ ਦੱਸੋ ਤੁਹਾਡੇ ਨਾਲ ਕਿਹੜੀ ਨੇਕੀ ਕੀਤੀ ਜਾਂ ਉਸ ਨਾਲ ਕਿਹੜੀ ਨੇਕੀ ਕੀਤੀ ਇੱਕ ਬੰਦੇ ਦੇ ਫਰਦੀ ਸ਼ਖਸੀ ਗੁਨਾਹ ਦੀ ਵਜ੍ਹਾ ਨਾਲ ਲੋਕਾਂ ਨੂੰ ਇਸਲਾਮ ਤੋਂ ਬਰਗਸ਼ਤਾ ਕਰ ਦੇਣਾ ਇਹਦੀ ਇਸਲਾਮ ਕਿੱਥੇ ਜਾ ਰਹੀ ਉਹਨੂੰ ਪ੍ਰਾਪਰ ਸੋਹਣੀ ਦਾਖਲ ਕਰਾਤਾ ਜੀ ਸਰਫਰਾਜ਼ ਨੇ ਹਾਂ ਥੋੜਾ ਜਿਹਾ ਬਾਅਦ ਆਪਣਾ ਪੁਰਾਣਾ ਦਾਖਲ ਕਰਾ ਦਿੱਤਾ ਕਿਹਨੇ ਸਿਰਫ ਨੇ ਦੇਣਾ ਨੇ ਗੁੱਟਿਆਂ ਨੇ ਹਾਂਜੀ ਹੁਣ ਤੁਸੀਂ ਆਪ ਹੀ ਸਮਝੋ ਐਂਦੇ ਬੰਦੇ ਕਿੰਨੇ ਖੁਸ਼ ਹੋਣਗੇ ਉਸਤਾਦ ਨੂੰ ਯਾਦ ਸਾਹਿਬ ਫਿਰ ਕਹਿੰਦੇ ਵੀ ਉਹ ਕੋਠੀ ਬਣਾਣਾ ਇਹ ਦਰਵੇਸ਼ ਕਹਿੰਦੇ ਨੇ ਉੱਤੇ ਮੀਆਂ ਤੁਸੀਂ ਕੋਠੀ ਦੀ ਗੱਲ ਕਰਦੇ ਹੋ ਮੇਰੇ ਨਾਲ ਸ਼ਰੀਅਵਾਰ ਨਾਲ ਗੱਲ ਕਰੋ ਹਜ਼ਰਤ ਅਲੀ ਪਾਕ ਫਰਮਾਇਆ ਇੱਕ ਜਿਹੜਾ ਤੁਹਾਡੇ ਦੁਸ਼ਮਣ ਦਾ ਦੁਸ਼ਮਣ ਹੈ ਉਹ ਵੀ ਤੁਹਾਡਾ ਦੋਸਤ ਹੈ ਤਿੰਨ ਦੁਸ਼ਮਣ ਤਿੰਨ ਦੋਸਤ ਦੱਸੇ ਨਾ ਤਿੰਨ ਦੁਸ਼ਮਣ ਤਿੰਨ ਦੋਸਤ ਹਾਂਜੀ ਉਹਨਾਂ ਚੋਂ ਕੋ ਸਾਡਾ ਦੋਸਤ ਹੈ ਜਿਹੜਾ ਸਾਡੇ ਦੁਸ਼ਮਣ ਦਾ ਉਹਨੇ ਦੱਸੋ ਯਹੂਦਨ ਸਾਰਾ ਤੁਹਾਡੇ ਦੁਸ਼ਮਣ ਹਨ ਕਿ ਨਹੀਂ ਤੇ ਹਜ਼ਰਤ ਸਾਹਿਬ ਉਹਨਾਂ ਦੇ ਦੁਸ਼ਮਣ ਹਨ ਕਿ ਨਹੀਂ ਸਾਡੇ ਦੋਸਤ ਨੇ ਬਸ ਗੱਲ ਖਤਮ ਹੋਈ ਤੁਸੀਂ ਇੱਕ ਕੋਠੀ ਦੀ ਗੱਲ ਕਰਦੇ ਹੋ 50 ਕੋਠੀਆਂ ਬੰਦੇ ਬਣਾਈਆਂ ਹੋਣ ਨਾ ਇਹ ਉਦੋਂ ਸਾਰਾ ਦਾ ਦੁਸ਼ਮਣ ਹੋ ਜਾਏ ਸਾਡਾ ਉਹ ਦੋਸਤ ਸੁਭਾਨ ਹੁਣ ਇਹ ਦੱਸੋ ਇਸਲਾਮ ਤਾਂ ਬਹੁਤ ਬੜੀ ਚੀਜ਼ ਹੈ ਕਿਸੇ ਦਾ ਇਸਲਾਮ ਵਿੱਚ ਬਜ਼ੁਰਗ ਹੋਣਾ ਜਿਵੇਂ ਹਜ਼ਰਤ ਸਾਹਿਬ ਨੇ ਹੁਣ ਇਹ ਦੱਸੋ ਚੀਨ ਜਿਹੜਾ ਹੈ ਚੀਨ ਰੂਸ ਨਾਲ ਅਮਰੀਕਾ ਨਾਲ ਮੁਖਾਲਫ ਹੈ ਨਾ ਆਪਸ ਵਿੱਚ ਹਾਂਜੀ ਤੇ ਸਾਡਾ ਤਾਂ ਚੈਨ ਚੀਨਾ ਤੇ ਵੀ ਦਿਲ ਠੰਡਾ ਹੈ ਚਾਈਨਾ ਤੇ ਵੀ ਕਿਉਂ ਤੁਹਾਡੇ ਦੁਸ਼ਮਣ ਦਾ ਦੁਸ਼ਮਣ ਉਸ ਪਹਿਲੂ ਨਾਲ ਤੁਹਾਨੂੰ ਦੋਸਤ ਨਜ਼ਰ ਆ ਰਿਹਾ ਸਦਾਮ ਹੁਸੈਨ ਕਿਤਨੇ ਨਮਾਜ਼ਾਂ ਪੜਦਾ ਸੀ ਕਿਤਨੀ ਦਾੜੀ ਸ਼ਰੀਫ ਸੀ ਉਸਦੀ ਸਦਾਮ ਹੁਸੈਨ ਨੂੰ ਕਿਉਂ ਦਵਾਵਾ ਦਿੰਦੇ ਹੋ ਹਾਂ ਲੜ ਪਿਆ ਕਿਉਂਕਿ ਤੁਹਾਡੇ ਦੁਸ਼ਮਣ ਦਾ ਦੁਸ਼ਮਣ ਲੜ ਪਿਆ ਤੁਹਾਡੇ ਦੁਸ਼ਮਣ ਨਾਲ ਇਸ ਵਾਰ ਤੁਹਾਡਾ ਦੋਸਤ ਬਣ ਗਿਆ ਕਿਤੇ ਪਤਾ ਨਹੀਂ ਆਪਣੇ ਮੁਲਕ ਕਿਤਨਾ ਉਹਨੇ ਇਵੇਂ ਕਿਸਮ ਦਾ ਜਿਹੜੇ ਵਾਹਾਬੀ ਦੇ ਮੁਖਾਲਿਫ ਹਨ ਦੇ ਬੰਦੇ ਹੁਣ ਸਾਡੇ ਨਾਲ ਜਿਹੜੇ ਨਵੇਂ ਦਰਵੇਸ਼ ਕੀ ਜਾਂਦੇ ਨੇ ਉਹਨਾਂ ਦੇ ਪੁੱਤਰ ਸਕੂਲਾਂ 'ਚ ਹੁੰਦੇ ਨੇ ਔਰਤਾਂ ਉਹਨਾਂ ਦੀਆਂ ਬੇਪਰਦਾ ਹੁੰਦੀਆਂ ਨੇ ਨਮਾਜ਼ ਉਹ ਨਹੀਂ ਪੜਦੇ ਲੇਕਿਨ ਤੁਹਾਡੇ دین ਇਸਲਾਮ ਦੀ ਹਮਾਇਤ ਕਰਦੇ ਨੇ ਯਹੂਦੋਂ ਸਾਰਿਆਂ ਨੂੰ ਦੁਸ਼ਮਣ ਸਮਝਦੇ ਨੇ ਉਹਨਾਂ ਦੀ ਇੱਜ਼ਤ ਕਰਦੇ ਹੋ ਕਿ ਨਹੀਂ ਕਰਦੇ ਉਹਨਾਂ ਨੂੰ ਆਪਣਾ ਸਮਝਦੇ ਹੋ ਕਿ ਨਹੀਂ ਸਮਝਦੇ ਹੋ ਕਿਉਂ ਸਮਝਦੇ ਹੋ ਕਿਉਂ ਇੱਜ਼ਤ ਕਰਦੇ ਹੋ ਉਹਨਾਂ ਦਾ ਪਰਦਾ ਨਹੀਂ ਉਹ ਨਮਾਜ਼ ਨਹੀਂ ਪੜਦੇ ਉਹ ਇਸ ਵਾਸਤੇ ਨਮਾਜ਼ ਨਾ ਪੜਨਾ ਪਰਦਾ ਨਾ ਕਰਨਾ ਇਹ ਸ਼ਖਸੀ ਗੁਨਾਹ ਹੈ ਜਿਹੜਾ ਉਹਨਾਂ ਨਾਲ ਤਾਲੁਕ ਰੱਖਦਾ ਹੈ ਮਜਮੂਈ ਤੌਰ ਤੇ ਵੇਖੋਗੇ ਤਾਂ ਤੁਹਾਡੇ ਦੁਸ਼ਮਣ ਦੇ ਜਦੋਂ ਦੁਸ਼ਮਣ ਬਣ ਗਏ ਨੇ ਤੁਹਾਡੇ ਦੋਸਤ ਬਣ ਗਏ ਨੇ ਹੁਣ ਹੈ ਤੁਹਾਡਾ ਦੋਸਤ ਹੈ ਉਹਦੇ ਅਮਾਲ ਦੀ ਕੋਤਾਈ ਦੁਸ਼ਮਣ ਤੁਹਾਡਾ ਨਹੀਂ ਰਿਹਾ ਤੁਹਾਡਾ ਸੱਜਣ ਬਣ ਗਿਆ ਤੁਹਾਡਾ ਬਣ ਗਿਆ ਸਿਰਫ ਉਹਦੇ ਕੁਤਾਈਆਂ ਨੇ ਕੁਝ ਉਹ ਦੂਰ ਹੋ ਜਾਣ ਅੰਗਰੇਜ਼ ਮੁਸਲਮਾਨਾਂ ਦਾ ਇਤਨਾ ਨੁਕਸਾਨ ਕੀਤਾ ਅੰਗਰੇਜ਼ ਨੂੰ ਕੁੱਤਾ ਵੱਡ ਆਵੇ ਨਾ ਤੇ ਜੀ ਕਰਦਾ ਉਹਦੇ ਗਦੋਦ ਰੱਖ ਦਈ ਹਾਂਜੀ ਕਿਉਂਕਿ ਤੁਹਾਡੀਆਂ ਸਾਰੀਆਂ ਧੀਆਂ ਪੈਣਾ ਮਾਵਾਂ ਬੇਪਰਦਗੀ ਬੇਹਯਾਈ ਕਰੋ ਕਰ ਸੋ ਇਸਲਾਮ ਦਾ ਖਾਤਮਾ ਤਬਾਈ ਸਭ ਅੰਗਰੇਜ਼ ਕੀਤੀ ਕੁੱਤਾ ਵੱਡ ਆਵੇ ਤੇ ਜੀ ਕਰਦਾ ਦੁੱਧ ਰੱਖ ਦਈਏ ਹਾਂ ਤੇ ਉਹਨਾਂ ਲੋਕਾਂ ਦੀਆਂ ਗੱਲਾਂ ਸਾਡੇ ਸਾਹਮਣੇ ਕਰਦੇ ਨੇ ਜਿਨ੍ਹਾਂ ਦੀ ਵਿਲਾਇਤ ਸ਼ਰਨ ਮੁਸੱਲਮ ਹੈ ਮੈਂ ਦਲਾਇਲ ਦੇਣਾ ਉਹ ਕੀ ਕਰਦਾ ਗੱਲ ਮੇਰੇ ਹਜ਼ਾਰਾਂ ਲੋਕਾਂ ਨੇ ਜ਼ਰੂਰ ਜਿਸਮ ਮਹਿਫੂਜ਼ ਹੋਈਆਂ ਨੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੇ ਹਜ਼ਾਰਾਂ ਨੇ ਕੁਰਾਨ ਅੱਲਾਹ ਦੇ ਨਾਮ ਹਜ਼ਾਰਾਂ ਲੋਕ ਹੋ ਰਹੇ ਲੱਗਦਾ ਹੈ ਗਰਮ ਰੋਟੀ आपके पास पर्दा क्यों हमें पता इसी पर्दा की हमने हाँ तो अच्छा ये दसो हजरत बशराफी रहमत ताला ਇੱਕ ਵਾਰੀ ਇੱਕ ਵਾਰੀ ਅੱਲਾ ਦਾ ਨਾਮ ਚਾਇਆ ਅੱਲਾ ਵਲਾਇਤ ਦਾ ਦਰਜਾ ਦਿੱਤਾ ਇਸ ਬੰਦੇ ਦੇ ਵਸੀਲੇ ਨਾਲ ਹਜ਼ਾਰਾਂ ਬੰਦੇ ਨਾਮ ਪਹਿਚਾਨਦੇ ਨੇ ਇਹਨਾਂ ਨੂੰ ਅੱਲਾ ਕੋਈ ਇਸਤਫਾਬ ਨਹੀਂ ਦਿੰਦਾ ਸੁਭਾਨ ਅੱਲਾਹ ਵਾਹ ਮੈਂ ਰਾਤੀ ਆਖਿਆ ਰਾਤੀ ਹੱਥ ਨਾ ਵਿੱਚ ਮਹਿਫਲ ਇਹਨਾਂ ਦੇ ਜੀ ਜੀ ਲੋਰੇ ਇੱਕ ਬੰਦਾ ਆਖੇ ਮੈਂ ਰਾਤ ਸਾਹਿਬ ਨਾਲ ਕੋਈ ਤਲਕ ਨਹੀਂ ਅੱਗਾ ਜਿੱਥੇ ਹੋਇਆ ਤਾਂ ਅੱਗੇ ਅਖਬਾਰ ਪਿਆ ਹੋਇਆ ਸੀ ਅਖਬਾਰ ਚੱਕਣ ਲੱਗਾ ਮੈਂ ਕਿ ਖਬਰਦਾਰ ਅਸ ਕਿਉਂ ਮੈਂ ਕਿ ਅਖਬਾਰ ਚਾਵਣਾ ਸਵਾਬ ਹੈ ਕਿ ਨਹੀਂ ਇਹ ਸਵਾਬ ਹੈ ਮੈਂ ਕਿ ਹਦੀਸ ਪਾ ਕੇ ਜਿਹੜਾ ਕਿਸੇ ਨੂੰ ਚੰਗੇ ਕੰਮ ਤੇ ਲਾਂਦਾ ਉਹਦੇ ਵਿੱਚੋਂ ਸਵਾਬ ਉਹਨੂੰ ਵੀ ਚਲਾ ਜਾਂਦਾ ਜਿਹੜਾ ਲਾਂਦਾ ਜਿਹੜਾ ਲਾਂਦਾ ਹੁਣ ਮੈਂ ਕਿ ਤੂੰ ਚਾਹੇਗਾ ਅਖਬਾਰ ਤੇ ਵਿੱਚੋਂ ਸਵਾਬ ਹਜ਼ਰਤ ਸਾਹਿਬ ਨੂੰ ਪਹੁੰਚ ਜਾਏਗਾ ਤੂੰ ਆਨੇ ਮੇਰਾ ਤਲਕ ਹੀ ਨਹੀਂ ਤਲਕ ਕਿਵੇਂ ਤੋੜੇਗਾ ਦੱਸ ਸੁਭਾਨ ਅੱਲਾਹ ਹੁਣ ਜਾਂ ਇੰਜ ਕਰ ਮੈਂ ਕਿਹਾ ਤੂੰ ਨਾਲੇ ਅਖਬਾਰ ਚਾਤ ਨਾਲੇ ਸਵਾਬ ਡੱਕ ਕਿਹਾ ਨਾ ਜਾਣਦੇ ਹੁਣ ਸਦਕੇ ਸਦਕੇ ਸਦਕੇ ਯਾ ਮੈਂ ਕਿਹਾ ਸਵਾਬ ਦਾ ਕੋਣ ਸਵਾਬ ਪਿਛਾ ਨਾ ਜਾਣਦੇ ਅੱਛਾ ਸੁਣੋ ਸਵਾਬ ਮੈਂ ਕਿਹਾ ਡੱਕ ਹੱਥ ਰੱਖ ਸਵਾਬ ਗਈ ਮੈਂ ਕਿਹਾ ਜਾਂ ਇੱਕ ਕੰਮ ਕਰ ਦੁਸ਼ਮਣੀ ਤਲਕ ਤੋੜਨ ਟੁੱਟ ਸਕਦਾ ਹੈ ਤੇ ਖੁਦਾ ਰਸੂਲ ਦਾ ਨਾਂ ਤਲੇ ਪਿਆ ਹੋਵੇ ਤੇ ਚਾਹ ਨਾ ਤਾਂ ਕਿ ਤੇਰੇ ਕੋਲੋਂ ਕੋਈ ਚੀਜ਼ ਹਜ਼ਰਤ ਸਾਹਿਬ ਨੂੰ ਨਾ ਪਹੁੰਚ ਜਾਏ ਕਿਉਂਕਿ ਤਲਕ ਜੋ ਤੋੜਨਾ ਅਹੀਂ ਤਾਂ ਮੈਂ ਨਹੀਂ ਕਰ ਸਕਦਾ ਮੈਂ ਬੇਈਮਾਨ ਨੂੰ ਨਾ ਫਿਰ ਮੈਂ ਕਿਹਾ ਜੇ ਦਾ ਮਤਲਬ ਹੈ ਇਮਾਨ ਹਜ਼ਰਤ ਸਾਹਿਬ ਨਾਲ ਹੀ ਬਚਦਾ ਪਿਆ ਨਹੀਂ ਮੈਂ ਕਿਹਾ ਕਰਕੇ ਦੱਸ ਮੈਂ ਕਿ ਅੱਛਾ ਹੁਣ ਮੈਂ ਕਿੰਜ ਕਰ ਹਜ਼ਰਤ ਸਾਹਿਬ ਨਾਲ ਤਲਕ ਤੋੜ ਦੇ ਤੇ ਪਰਦਾ ਖਤਮ ਕਰਾ ਦੇ ਕਰਦਾ ਹੈ ਮੈਂ ਪਰਦਾ ਖਤਮ ਨਹੀਂ ਕਰਾਉਣਾ ਮੈਂ ਕਿਹਾ ਫਿਰ ਤਲਕ ਕਿਵੇਂ ਤੋੜ ਸਕਦੇ ਪਰਦਾ ਤਾਂ ਫਰਜ਼ ਹੈ ਜਦੋਂ ਇਹ ਫਰਜ਼ ਤੇ ਹਜ਼ਰਤ ਸਾਹਿਬ ਤੈਨੂੰ ਲਾਇਆ ਤੇ ਨੇਕੀ ਕਰੇਗਾ ਹਜ਼ਰਤ ਸਾਹਿਬ ਨੂੰ ਵਿੱਚੋਂ ਸਵਾਬ ਹੋਵੇਗਾ ਹਦੀਸ ਹੈ ਸਹੀ ਸਵਾਬ ਡੱਕ ਉੱਠ ਕੇ ਮੈਂ ਕਿਹਾ ਵਿੱਚੋਂ ਜਾਂਦੀ ਪਿਆ ਮੈਂ ਕਿਹਾ ਤੂੰ ਨਮਾਜ਼ ਪੜ੍ਹੇ ਤੇਰੀ ਦਾੜੀ ਹਜ਼ਰਤ ਸਾਹਿਬ ਰਖਾਈ ਹੈ ਨਮਾਜ਼ ਤੇ ਹਜ਼ਰਤ ਸਾਹਿਬ ਲਾਇਆ ਤੈਨੂੰ ਪਰਦਾ ਹਜ਼ਰਤ ਸਾਹਿਬ ਕਰਾਇਆ ਤੈਨੂੰ ਖੁਦਾ ਰਸੂਲ ਦੇ ਨਾਂ ਚਾਵਣ ਤੇ ਹਜ਼ਰਤ ਸਾਹਿਬ ਲਾਇਆ ਤੂੰ ਜਾਂ ਤੇ ਸਾਰੀਆਂ ਨੇਕੀਆਂ ਖਤਮ ਕਰ ਦੇ ਤੇ ਫਿਰ ਹਜ਼ਰਤ ਸਾਹਿਬ ਦੀ ਤੇਰਾ ਤਲਕ ਜਾਵੇ ਟੁੱਟ ਤੇ ਜੇ ਤੂੰ ਨੇਕੀ ਕਰਦਾ ਰਿਹਾ ਮੂੰਹ ਨਾਲ ਭਾਵੇਂ ਪਿਆ ਆਖੇ ਤੇ ਤੇਰਾ ਸਵਾਬ ਤਾਂ ਹਜ਼ਰਤ ਸਾਹਿਬ ਨੂੰ ਜਾਂਦਾ ਪਿਆ ਮੈਂ ਕਿਹਾ ਹੁਣ ਹਜ਼ਰਤ ਸਾਹਿਬ ਨਾਲ ਤੋੜ ਮੈਂ ਕਿਹਾ ਪਰਦਾ ਵੀ ਛੋੜ ਸਕੂਲ ਵਿੱਚ ਵੀ ਵੜ ਅਖਬਾਰਾਂ ਵਿੱਚ ਚੱਲੋ ਖੁਦਾ ਰਸੂਲ ਦੇ ਨਾਮ ਹੀ ਨਾ ਚਾ ਅਖੇਂ ਤਾਂ ਅਸੀਂ ਬੇਈਮਾਨ ਹੋਨੇ ਮੈਂ ਕੋਈ ਬੇਈਮਾਨ ਆ ਮੈਂ ਕਿਹਾ ਫਿਰ ਸਮ ਇਮਾਨ ਵਾਲਾ ਤਾਂ ਹੀ ਹੋ ਰਿਹਾ ਸਕਣਾ ਜਦ ਸਾਹਿਬ ਨੂੰ ਵਿੱਚੋਂ ਹਿੱਸਾ ਮਿਲਦਾ ਰਿਹਾ <laughs> ਪਾਗਲ ਕੌਮ ਬਸ ਇਹ ਗੱਲ ਤਾਂ ਆਪ ਨੇ ਵੀ ਦੀਨ ਤੇ ਉਹਨਾਂ ਸਹੀ ਦੱਸਿਆ ਜਦ ਦੀਨ ਨੂੰ ਸਹੀ ਦੱਸਿਆ ਚਲੋ ਹਜ਼ਰਤ ਸਾਹਿਬ ਨਾਲ ਛੱਡ ਗਿਆ ਤਾਂ ਬਰਾਨ ਉਸ ਕੋਲੇ ਪਾਉਣ ਦਾ ਕਿਤੋਂ ਬੰਦਾ ਹਾਂਜੀ ਮਾਲੂਮ ਹੈ ਇਹ ਗੱਲ ਠੀਕ ਹੈ ਹਾਂਜੀ <laughs> ਮਾਲੂਮ ਹੈ ਦੀਨ ਜਿੰਨਾ ਦੱਸਿਆ ਉਹਨਾਂ ਤੋਂ ਬਗੈਰ ਨਹੀਂ ਰਹਿ ਸਕਦੇ ਦੀਨ ਤੇ ਹਾਂਜੀ ਖਤਮ ਹੋ ਜਾਏਗਾ ਸੋਣਾ ਖਤ ਖਤਮ ਹੁੰਦਾ ਹੈ ਜਿੰਨਾ ਦੱਸਿਆ ਉਹਨਾਂ ਨੂੰ ਛੱਡੋਗੇ ਤਾਂ ਨਹੀਂ ਰਹਿ ਸਕਦਾ ਅਮਲ ਤੁਹਾਡਾ ਜ਼ਿਹਨ ਚ ਰੱਖ ਲਓ ਥੋੜਾ ਅਰਸਾ ਚੱਲੋਗੇ ਨਹੀਂ ਜੇ ਇਹਨਾਂ ਦੀ ਜੇ ਅਸੀਂ ਰਿਕਾਰਡਿੰਗਾਂ ਸੁਣਾ ਦੇ ਤੇ ਉਹ ਸਾਕੋ ਸਬੂਤ ਵੀ ਦੇ ਦੀ ਉਹ ਜਾਮ ਦੇ ਵਿੱਚ ਨਾ ਚੀਨੀ ਚਾਹ ਹਾਂ ਜੀ ਖੁਦ ਗੋੜੀ ਹੈ ਠੀਕ ਆਪਣਾ ਬਣਾਇਆ ਗੋੜੀ ਉਹ ਬਸ ਗੋੜ ਗੋੜ ਅੱਛਾ ਨਹੀਂ ਅਸਾਂ ਨੇ ਫਿਰ ਦੇ ਛਪਾਇਆ ਹੋਇਆ ਨਾ ਇਹ ਜੋ ਹੁਣ ਇਹ ਗੱਲ ਕਰਦੇ ਫਿਰਦੇ ਨੇ ਜ਼ਬਾਨ ਨਾਲ ਕਰਦੇ ਨੇ ਜੇ ਕਦੇ ਬੁੱਟਿਆਂ ਦੇ ਅਸੀਂ ਇਹਨਾਂ ਦੇ ਵਿੱਚ ਸਬੂਤ ਦੇ ਦਈਏ ਤੇ ਜਾਮ ਗਵਾਹ ਹੋਵੇ ਵਿੱਚ ਸਾਰੇ ਸਬੂਤ ਵੀ ਵਿੱਚ ਹੋਣ ਤੇ ਫਿਰ ਇਹਨਾਂ ਕੋਈ ਸਿਆਣੇ ਆਂਦੇ ਨੇ ਨਸਲਾਂ ਨਾਲ ਰੇਕੀ ਕਰੋ ਅਸਲਾਂ ਨਾਲ ਕਰੋ ਨਸਲਾਂ ਯਾਦ ਰੱਖਦੀਆਂ ਉਹ ਮਿਸਾਲ ਇੱਕ ਦਿੰਦੇ ਨੇ ਚੂਹੇ ਸ਼ੇਰ ਦੀ ਪਤਾ ਨਹੀਂ ਕਿਵੇਂ ਸੁਣਾਓ ਸੁਣਾਓ ਜੀ ਉਹ ਨਾ ਜੀ ਦੂਸਰਾ ਇੱਕ ਪਾਸੇ ਸੀ ਦਰਿਆ ਦੇ ਜੰਗਲ ਤੇ ਇੱਕ ਪਾਸੇ ਪਿੰਡ ਸੀ ਆਬਾਦੀ ਸੀ ਵਿਸਲ ਸੰਦਰਿਆ ਸੀ ਉਹ ਦੋ ਆਬਾਦੀ ਵਾਲੇ ਪਾਸ ਬੱਕਰੀਆਂ ਤੇ ਦੂਜਾ ਜਾਨਵਰਾਂ ਪਾਣੀ ਪੂਣੀ ਪੀਣਾ ਉਹ ਉਦੋਂ ਜੰਗਲ ਵਾਲੇ ਪਾਸ ਆ ਜਾਣਾ ਦੂਜਾ ਸ਼ੇਰਾਂ ਤੇ ਸ਼ੇਰਾਂ ਦੇ ਬੱਚਿਆਂ ਪਾਣੀ ਪੀਣਾ ਉਹ ਪਾਣੀ ਪੀਂਦੇ ਰਹੇ ਇੱਕ ਦੂਜੇ ਨੂੰ ਵੇਂਦੇ ਗੋਂਦੇ ਰਹੇ ਤੇ ਉਹਨਾਂ ਦੇ ਮੁਹੱਬਤ ਪੈਦਾ ਹੋ ਗਈ ਇੱਕ ਦਿਨ ਸ਼ੇਰ ਨਹੀਂ ਨਾ ਤੇ ਬੱਚੇ ਆ ਖਾਲੀ ਪੀਣ ਵਾਸਤੇ ਪਾਣੀ ਤੇ ਬੱਕਰੀ ਪੁੱਛਿਆ ਵੀ ਤੁਹਾਡੇ ਮਾਂ ਕਿੱਥੇ ਅੱਜ ਕਿਤੇ ਉਹਨਾਂ ਵੀ ਮਾਂ ਸਾਡੀ ਫੌਤ ਹੋ ਗਈ ਉਹਨੂੰ ਤਰਸ ਆਇਆ ਉਹਨਾਂ ਦੇ ਬੱਚਿਆਂ ਨੂੰ ਬੱਚੇ ਤੁਹਾਡੇ ਤੇ ਤਰਾਖੇ ਹਨ ਇਹ ਨਿੱਕੇ ਨਿੱਕੇ ਮੈਂ ਜਾਵਾਂ ਨਾ ਜ਼ਰਾ ਨੰਦ ਦੁੱਧ ਪਾਵਾਂ ਦੀ ਤੇ ਚਲ ਵੱਡੇ ਹੋ ਜਾਸਨ ਸ਼ੇਰ ਨੇ ਹਰਕਤ ਉਹਨਾਂ ਵੀ ਮਾਂ ਜਾਂਦੀ ਉਧਰ ਆ ਲੱਗੀ ਤੇ ਗਈ ਚਲ ਸ਼ੇਰਾਂ ਕੋ ਸ਼ੇਰਾਂ ਦੇ ਬੱਚਿਆਂ ਕੋ ਉਹ ਬੱਚਿਆਂ ਨੂੰ ਦੁੱਧ ਪਾਵੇ ਥਾਂ ਥੱਲੇ ਕਰੇ ਬੱਚੇ ਦੁੱਧ ਪੀਣ ਅੱਜ ਵੱਡੇ ਖਾਲ ਵੱਡੇ ਵੱਡੇ ਹੁੰਦੇ ਕਿ ਜਵਾਨ ਹੋ ਗਏ ਤੋ ਜਵਾਨ ਹੋ ਗਿਆ ਤਾਂ ਉਹਨਾਂ ਦਾ ਬੱਕਰੀ ਤੂੰ ਸਾਡੀ ਮਾਂ ਹੈ ਤੂੰ ਸਾਡੇ ਨਾਲ ਉਹ ਕੀਤੀ ਵੀ ਜਿਵੇਂ ਮਾਵਾਂ ਵੀ ਨਹੀਂ ਕਰਦੀਆਂ ਤੇ ਹੁਣ ਅਸੀਂ ਹੋ ਗਏ ਗਬਰੂ ਅਸੀਂ ਜੰਗਲ ਦੇ ਬਾਅਦ ਜੰਗਲ ਸਾਡੇ ਕਬਜ਼ੇ ਹੈ ਹੁਣ ਤੇਰਾ ਬਹਿ ਤੇ ਖਾਣ ਦਾ ਵਕਤ ਹੈ ਤੇ ਮੌਜਾਂ ਕਰ ਹੁਣ ਅਸੀਂ ਸਾਡੀ ਜ਼ਿੰਮੇਵਾਰੀ ਹੈ ਤੇਨੇ ਸਾਂਭੀ ਪਾਰੀ ਖਿਦਮਤ ਕਰੀਏ ਤੂੰ ਨੇਕੀ ਕੀਤੀ ਸਾਡਾ ਸੀ ਉਹਨਾਂ ਦੇਸ ਉਹਨਾਂ ਵੀ ਠੀਕ ਹੈ ਪੁੱਤਰ ਜਿਵੇਂ ਤੁਹਾਡੀ ਮਰਜ਼ੀ ਉਹਨੇ ਹੱਥ ਹੁਕਮ ਦਿੱਤਾ ਵੀ ਇਹਨੂੰ ਉੱਤੇ ਬਾਲਿਆ ਕਰ ਰੋਜ਼ਾਨਾ ਪੂਰਾ ਜੰਗਲ ਘੁਮਾਇਆ ਕਰ ਜਿੱਥੇ ਦਾ ਦਿਲ ਕਰੇ ਜਿਸ ਦਰਖਤ ਦੇ ਪੱਤੇ ਖਾਵੇ ਫਲ ਖਾਵੇ ਜੋ ਮਰਜ਼ੀ ਖਾਵੇ ਤੇ ਸ਼ਾਮੇ ਤੇ ਸਾਡੇ ਕੋਲ ਲੈ ਕੇ ਛੱਡ ਜਾਣਾ ਕਰਨਾ ਤੇ ਖਬਰਦਾਰ ਜੇ ਕੋਈ ਨੁਕਸਾਨ ਇਹਨੂੰ ਪਹੁੰਚਿਆ ਤੇ ਫਿਰ ਤੇਰੀ ਖੈਰ ਨਹੀਂ ਉਹ ਹਾਥੀ ਦੀ ਕੀ ਮਜ਼ਾਲ ਸ਼ੇਰ ਤੋਂ ਤਲਾਸ਼ ਚਲਦੀ ਉਹ ਖੈਰ ਰੋਜ਼ਾਨਾ ਐਵੇਂ ਕਰੇ ਤੇ ਬੱਕਰੀ ਮੌਜਾਂ ਲੱਗੀਆਂ ਹਨ ਤੇ ਬੱਕਰੀ ਉੱਥੇ ਬੈਠੀ ਹੋਵੇ ਦਿਸ਼ਾਵਾ ਜਾਣ ਤੇ ਇਹਦੇ ਬਾਅਦ ਉੱਡਿਆ ਉੱਡਿਆ ਫਿਰਦਾ ਸੀ ਤੇ ਉਹਨੇ ਵੇਖਿਆ ਤੇ ਬੱਕਰੀ ਬੜਾ ਹੈਰਾਨ ਹੋਇਆ ਵੀ ਉਹਨੇ ਆਖਿਆ ਵੀ ਇਹ ਅਜੀਬ ਗੱਲ ਹੈ ਵੀ ਯਾਰ ਇਹ ਤਾਂ ਖੁਰਾਕ ਹੈ ਸਾਰਿਆਂ ਦੀ ਬਗਿਆੜ ਇਹਦਾ ਦੁਸ਼ਮਣ ਸ਼ੇਰ ਇਹਦਾ ਦੁਸ਼ਮਣ ਚੀਤਾ ਇਹਦਾ ਦੁਸ਼ਮਣ ਹਾਥੀ ਖੋ ਇਹਦਾ ਦੁਸ਼ਮਣ ਤੇ ਇਹ ਉੱਥੇ ਬੈਠ ਤੇ ਮੌਜਾਂ ਕਰ ਰਹੀ ਹੈ ਇਹ ਕੀ ਮਸਲਾ ਹੈ ਉਹਨੇ ਉਹਨਾਂ ਆਖਿਆ ਬਕਰੀ ਮਾਂ ਦਾ ਕੀ ਮਸਲਾ ਵੀ ਇੰਨੀ ਇੱਜ਼ਤ ਤੇਰੀ ਤੇ ਕੀ ਮਸਲਾ ਉਹਨੇ ਆਖਿਆ ਵੀ ਮੈਂ ਪੁੱਤਰ ਗੱਲ ਹੈ ਵੀ ਇਸ ਤਰੀਕੇ ਮਸਲਾ ਬਣਿਆ ਸੀ ਤੇ ਇਹਨਾਂ ਦੀ ਮਾਂ ਮਾਰ ਗਈ ਸੀ ਮੈਂ ਇਹਨਾਂ ਨਾਲ ਕੀਤੀ ਹੈ ਨੇਕੀ ਪਾਲਾ ਸੰਭਿਆ ਤੇ ਇਹਨਾਂ ਨੂੰ ਜ਼ੁਬਾਨ ਦਿੱਤੀ ਹੈ ਇਹਨਾਂ ਨੂੰ ਬੋਲਣ ਜੋਗਾ ਬਣਾਇਆ ਠੀਕ ਹੈ ਮਿੰਬਰ ਤੇ ਬਹਿ ਗਿਆ ਸਨ ਠੀਕ ਹੈ ਅੱਛਾ ਤੇ ਮੈਂ ਇਹਨਾਂ ਨੂੰ ਜ਼ੁਬਾਨ ਦਿੱਤੀ ਹੈ ਪਾਲਿਆ ਸਾਂਭਿਆ ਤੇ ਇਹਨਾਂ ਨੂੰ ਲਾਰ ਲਾਰ ਆਰਾਮ ਦੀ ਤਮੀਜ਼ ਤੇ ਦਸੀ ਹੈ ਇਹ ਸਨ ਸ਼ੇਰ ਨਸਲ ਚੰਗੀ ਸੀ ਇਹਨਾਂ ਖਾ ਵੀ ਬੱਕਰੀ ਹੁਣ ਅਸਾਂ ਨੇਕੀ ਦਾ ਬਦਲਾ ਦਿੰਨੇ ਆ ਉਹਨਾਂ ਮੈਨੂੰ ਛਿਲਾ ਦਿੱਤਾ ਹੈ ਇਹਨਾਂ ਕੋਈ ਇਹਨੇ ਜੁ ਨੇਮਤਾ ਤੇ ਇਹਨੇ ਸਾਂ ਤੂੰ ਕਰ ਦਿੱਤੇ ਨੇ ਹੈ ਇਸ ਤਾਂ ਬਚਾ ਛੱਡਿਆ ਨਹੀਂ ਬੇਅਦਬੀ ਤੋਂ ਬਚਾ ਛੱਡੇ ਕੁਫਰ ਤੋਂ ਬਚਾ ਛੱਡੇ ਸਾਰਾ ਕੁਝ ਹੁਣ ਠੀਕ ਹੈ ਬਦਲਾ ਦਿੰਨੇ ਆ ਠੀਕ ਹੈ ਬਾਅਦ ਨੇ ਆਖਿਆ ਅੰਮਾ ਫਿਰ ਮੈਂ ਵੀ ਕੋਈ ਨੇਕੀ ਕਰਾਂ ਉਹਨਾਂ ਵੀ ਭੂਏ ਕਰ ਲੈ ਕਿ ਤੈਨੂੰ ਵੀ ਉਹਨਾਂ ਮੈਨੂੰ ਵੀ ਫਿਰ ਐਵੇਂ ਅਜਰ ਮਿਲਸੀ ਉਹਨਾਂ ਤੈਨੂੰ ਵੀ ਮਿਲਸੀ ਉਹਨਾਂ ਵੀ ਠੀਕ ਹੁਣ ਉੱਡਿਆ ਜਾ ਰਿਹਾ ਕਿ ਦਰਿਆ ਵਿੱਚ ਨੂੰ ਚੂਹਾ ਡੋਬ ਰਿਹਾ ਕੋ ਦੋ ਤਿੰਨ ਬੁੱਟੇ ਡੋਬ ਰਿਹਾ ਹੋਣਾ ਨਾ ਚੂਹਾ ਡੋਬ ਰਿਹਾ ਅੱਛਾ ਉਹਨੇ ਮਾਰੀ ਜਾ ਖਤਰੇ ਦੀ ਕੋਈ ਗੱਲ ਨਹੀਂ ਇਹ ਬੁੱਟੇ ਨੇ ਇਹ ਡਰਦੇ ਬਹੁਤ ਨੇ ਇਸ ਤੋਂ ਵੈਸੇ ਲੋਕ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਦਾ ਤਸੱਲਾ ਤੇ ਡਾਡੇ ਤੇ ਅੱਲਾਹ ਖੈਰ ਕੁਝ ਨਹੀਂ ਨਾਮ ਸੀ ਉਹਨਾਂ ਦਾ ਸਾਹਿਬ ਨੇ ਤਰਕ ਸੀ ਹਾਂ ਹਾਂ ਸਾਹਿਬ ਤਰਕ ਕਰਾਇਆ ਸੀ ਗੱਲ ਇਹ ਸੀ ਤਾਂ ਅਸੀਂ ਥੋੜਾ ਜੋ ਕਹਿੰਦੇ ਯਾਰ ਅਜੀ ਦੱਬ ਜਾਵੇ ਅਜੀ ਉਹ ਨਾ ਜੀ ਉਹ ਥੱਲੇ ਹੁਣ ਡੁੱਬਦੇ ਪਏ ਸਾਨੂੰ ਕੋ ਦੋ ਦਿਨ ਮਲਕ ਬਾਅਦ ਨੇ ਚੁੱਕਿਆ ਅਦਰ ਸਾਹਿਬ ਨੇ ਚੁੱਕਿਆ ਗੰਦ ਵਿੱਚੋਂ ਗਠਰ ਦੇ ਵਿੱਚੋਂ ਕੁਫਰ ਦੇ ਵਿੱਚੋਂ ਜ਼ੁਲਮ ਦੇ ਵਿੱਚੋਂ ਕੱਢ ਬਾਹਰ ਜਦੋਂ ਚੁੱਕਿਆ ਜਿੱਲੇ ਉਹਨਾਂ ਨੂੰ ਹੋਸ਼ ਆਈ ਬੋਲਣ ਜੋਗੀ ਹੋਏ ਜ਼ਰਾ ਵਾਵਾ ਖਿਰਤੇ ਹੈ ਤੇ ਵੱਲ ਹੋਏ ਉਹਨਾਂ ਥਲਬਾਜ਼ ਦੇ ਪਾਰ ਕੱਟ ਤੰਦੇ ਉਹਨਾਂ ਬਾਦ ਦੇ ਪਰ ਕਰ ਛੱਡੇ ਬਾਦ ਰੁੜਦਿਆਂ ਨੂੰ ਚਾਇਆ ਨਾ ਪਾਣੀ ਜਦੋਂ ਬਾਦ ਨੇ ਡੁੱਬਦੇ ਨੂੰ ਬਚਾਇਆ ਉਹਨੂੰ ਨਾ ਪਰਾਂ ਜਵਾੜ ਗਿਆ ਸੁੱਕੇ ਤੇ ਪਰ ਕੱਟਣ ਲੱਗਾ ਜਦੋਂ ਸੁੱਕਿਆ ਉਹਨੂੰ ਮਤਲਬ ਠੰਡ ਠੁੰਡ ਲੱਥੀ ਨਾ ਤੇ ਉਹਨੇ ਉੜਦੇ ਦੇ ਪਰ ਕਰ ਦਿੱਤੇ ਬਾਦ ਦਾ ਦਰਖ ਥੱਲੇ ਉਹ ਥੱਲੇ ਡਿੱਗਿਆ ਉਹ ਵਿਚਾਰਾ ਉੱਡਣ ਨੂੰ ਰਹਿ ਗਿਆ ਉਹ ਬੱਕਰੀ ਫਿਰ ਉਹਨੇ ਲੰਗੀ ਤੇ ਬਾਦ ਵਿਚਾਰਾ ਉੱਥੇ ਕੁੱਕੜ ਬਣ ਦੇ ਬੈਠਾ ਨਾ ਉੱਡਣ ਜੋਗਾ ਨਾ ਨਾ ਦੇਣੀ ਬਾਦ ਨੂੰ ਕੱਟੇ ਗਏ ਉਹਨਾਂ ਕਿਹਾ ਵੀ ਬੱਕਰੀ ਫਿਰ ਲੰਗੀ ਤੋਂ ਉਹਨਾਂ ਕਿਹਾ ਮਾਈ ਬੱਕਰੀ ਸੁਭਾਨ ਅੱਲਾ ਨੇ ਚੰਗੀ ਖੈਰ ਮੈਂ ਨੇਕੀ ਕਰਾਈ ਮੇਰੇ ਕੋਲੋਂ ਮੈਂ ਤਾਂ ਮਾਰਿਆ ਗਿਆ ਤਾਂ ਤੇ ਬਈ ਮੇਰਾ ਤਾਂ ਪੱਕਾ ਨਹੀਂ ਬਚਾ ਨਾ ਕੀ ਮਸਲਾ ਕੀ ਬਣੇ ਹੈ ਮਸਲਾ ਕੀ ਮੈਂ ਤੂੰ ਆਖਿਆ ਨੇਕੀ ਤੂੰ ਕੀਤੀ ਨੇਕੀ ਤੇ ਤੂੰ ਮੌਜਾਂ ਵੀ ਲੈਣੀ ਤੇ ਮੈਂ ਮੈਂ ਵੀ ਤਾਂ ਨੇਕੀ ਕੀਤੀ ਹੈ ਮੈਨੂੰ ਅਜਰ ਪੁੱਠਾ ਦੇ ਜਾ ਪਿਆ ਨਾ ਵੀ ਕੀ ਹੋਇਆ ਉਹਨਾਂ ਕਿਹਾ ਵੀ ਮੈਂ ਨੇਕੀ ਕੀਤੀ ਬਚੂਆ ਡੁੱਬਦਾ ਸੀ ਪਿਆ ਉਹਨੂੰ ਚਾ ਕੇ ਬਾਹਰ ਰੱਖਿਆ ਮਤਲਬ ਡੁੱਬਣੋਂ ਬਚਾਇਆ ਉਹਦੀ ਜਾਨ ਬਚਾਈ ਹੈ ਉਹਨੇ ਮੇਰੇ ਪਾਰ ਕਰ ਛੱਡੇ ਨੇ ਉਹ ਬੱਕਰੀ ਨੇ ਆਖਿਆ ਗੱਲ ਤੇਰੀ ਠੀਕ ਏ ਨੇਕੀ ਮੈਂ ਤੈਨੂੰ ਆਖਿਆ ਸੀ ਜ਼ਰੂਰ ਕਰ ਇਹ ਨਹੀਂ ਮੈਂ ਤੈਨੂੰ ਆਖਿਆ ਤੂੰ ਨੇਕੀ ਨਾ ਕਰ ਨੇਕੀ ਕਰਨੀ ਚਾਹੀਦੀ ਏ ਪਰ ਪਹਿਲੇ ਨਸਲ ਵੀ ਵੇਖ ਲੈਣੀ ਚਾਹੀਦੀ ਏ ਨਹੀਂ ਸਮਝ ਆਈ ਵੀ ਮੈਂ ਨੇਕੀ ਕੀਤੀ ਸ਼ੇਰਾਂ ਦੇ ਬੱਚਿਆਂ ਨਾਲ ਤੇ ਤੂੰ ਚੂਹਿਆਂ ਨਾਲ ਬੈ ਕਰਨਾ ਇਹਨਾਂ ਦਾ ਇਹੋ ਕੰਮ ਹੀ ਕਰਨਾ ਸੀ ਨਸਲ ਵੀ ਵੇਖ ਲੈਣੀ ਚਾਹੀਦੀ ਨਸਲ ਕੁਲਸਲੇ ਬੰਦੇ ਨਾਲ ਨੇਕੀ ਕਰੇ ਫਿਰ ਤੇ ਖਵਾ ਹੁੰਦਾ ਗੱਲ ਸੁਣੋ ਇਹਦੇ ਵੀ ਤੇ ਦੁਨੀਆ ਦੇ ਬੰਦੇ ਲਗੇ ਫਿਰਦੇ ਸਨ ਨਤੀਜਾ ਕਰ ਲਓ ਆਪ ਜਿਹੜੇ ਆਖਦੇ ਸਨ ਅਲੀ ਪਾਕ ਜਿਹੜੇ ਨੇ ਜਿੰਨਾ ਚਿਰ ਇਹ ਨਹੀਂ ਮੁੱਕਦੇ ਫਿਤਨਾ ਨਹੀਂ ਮੁੱਕਦਾ ਦੁਨੀਆ ਹਾਂ ਦੁਨੀਆ ਦੇ ਸਾਥਾਂ ਦੁਬਾਰਾ ਅਲੀ ਪਾਕ ਲੱਭੇ ਨੇ ਐਵੇਂ ਇਹ ਬੇਵਕੂਫ ਕੋ ਮੱਥੋਂ ਕੱਢ ਬੈਣਗੇ ਇਹਨਾਂ ਨੂੰ ਇਹਦਾ ਬੰਦਾ ਕੋਈ ਨਹੀਂ ਲੱਭਣਾ ਇਹ ਵੀ ਤੁਹਾਨੂੰ ਮੈਂ ਦੱਸ ਕਿੱਥੇ ਜਾਣਗੇ ਜੀ ਦੱਸੋ ਸਹੀ ਕੋਈ ਦਰਵਾਜ਼ਾ ਦੱਸਣ ਕੋਈ ਹਜ਼ਰਾ ਸਾਹਿਬ ਇਹਨਾਂ ਨੂੰ ਕੱਲ ਹੀ ਨਹੀਂ ਛੱਡਣਗੇ ਫਿਰ ਵੀ ਇਹ ਛੱਡ ਰਹੇ ਨੇ ਨਾ ਉਹ ਫਿਰ ਐਵੇਂ ਇਹ ਜਦੋਂ ਵੀ ਡੁੱਬੇ ਹੋਣਗੇ ਇਹਨਾਂ ਨੂੰ ਕਰਨ ਵਾਸਤੇ ਫਿਰ ਆ ਜਾਣਗੇ ਕਹਿੰਦੇ ਦੋ ਚਾਰ ਦਿਨ ਲੈ ਕੇ ਰਹਿਣਾ બરોબર એ વેર છું એને ਬਾਰੇ ਕਰ બારે કર ਸਾਰੇ ਫਾਦਰ ਨਹੀਂ ਖੜੇ ਨੇ ਫਿਰ ਡੁੱਬਰੇ ਹੋਣਗੇ ਫਿਰ ਆਣਗੇ ਆਪ ਇਹਨਾਂ ਦਾਦਾ ਤੇ ਪਿਓ ਬੜੇ ਕਹਿੰਦੇ ਨੇ ਸਾਡੇ ਪੁੱਤਰ ਗਾਲ ਚੁੱਟੇ ਨੇ ਅਸੀਂ ਇਹਨਾਂ ਪੁੱਤਰਾਂ ਨੂੰ ਅਸੀਂ ਜਾਜਾਂ ਦੇ ਪਲਟ ਬਣਾਉਣਾ ਸੀ ਅਸੀਂ ਇਹ ਬਣਾਉਣਾ ਸੀ ਗਾਲ ਸੱਟਣ ਸਾਡੇ ਪੁੱਤਰ ਤੇ ਜਿਹੜੇ ਇਧਰ ਨਹੀਂ ਆਏ ਤਾਂ ਉਹ ਬੜੇ ਨਵਾਬ ਟਿੱਕਾ ਖਾਨ ਬਣ ਕੇ ਰਹਿੰਦੇ ਨੇ ਬਾਕੀ ਕਿਹੜੇ ਬੰਦੇ ਸਾਰੇ ਪੈਰਟ ਬੜੇ ਪੈ ਹੋਟਲ ਤੇ ਲੱਗਾ ਖੜਾ ਕੋਈ ਕਿੱਥੇ ਲੱਗਾ ਖੜਾ ਕਿੱਥੇ ਹਜ਼ੂਰ ਭਾਜੀ ਇੰਤਜ਼ਾਰ ਬਕਰਦਿਆਸ ਹੈ ਅਸਾਂਦੇ ਜੀ ਹਜ਼ੂਰ ਤੁਹਾਨੂੰ ਨੇ ਅੱਗੋਂ ਲਿੱਤਰ ਮੈਨੂੰ ਇਹ ਕਹਣਾ ਜੀ ਉਹਨਾਂ ਕੋ ਆਪ ਕੋ ਬੁਲਾਇਆ ਖੁਸ਼ ਗਈ ਇਹਨਾਂ ਦੇ ਗਰੁੱਪ ਖਦਾ ਮੈਂ ਹੁਣ ਤੇਰੇ ਕੋਲ ਆ ਗਈ ਮੈਂ ਤੇਰਾ ਕੀ ਰਾਦੇ ਤੇਰੇ ਪੈਰ ਫੜ ਲਵਾਂ ਤੇਰੇ ਹੱਥਾਂ ਰਾਦੇ ਤੇ ਬੈ ਤੇਰਾ ਹੋ ਜਾਵਾਂ ਮੈਂ ਇਹ ਕਹਦੇ ਕੂੜੇ ਹਾਂ ਅਸਾਂ ਤਾਂ ਬਲਕਿ ਇਹ ਕਹਿੰਦੇ ਸਾਂ ਵੀ ਸ਼ਾਹ ਸਾਹਿਬ ਨੇ ਇਹਨਾਂ ਨੂੰ ਜਾ ਕੇ ਇੱਕ ਦਫਾ ਨਾ ਸਮਝਾ ਕੇ ਨਾ ਸਮਝਾ ਦੇਣ ਇੱਕ ਦਫਾ ਤੁਹਾਡਾ ਸਮਝਾਣਾ ਹਜ਼ੂਰ ਸਾਡਾ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਦਫਾ ਤੁਮ ਕੇ ਨਾ ਉਹਨਾਂ ਨੂੰ ਆ ਜਾਣਾ ਵਾਦੇ ਨਾ ਤੁਸੀਂ ਆਪ ਸੱਦੇ ਨਹੀਂ ਆ ਮੇਰੀ ਗੱਲ ਸੁਣੋ ਯਾਰ ਖਰ ਪਾਣੀ ਚਲਾਵਾਂਗੇ ਤੁਹਾਨੂੰ ਜਿਵੇਂ ਦੱਸਣੀ ਨਹੀਂ ਮੈਂ ਜੀ ਬਸ ਤੁਸੀਂ ਉਹਨਾਂ ਨੂੰ ਕੁਝ ਵੀ ਨਾ ਆਖੋ ਨਾ ਜਾਓ ਨਾ ਸੱਦੋ ਜਿਹੜਾ ਆਏਗਾ ਆਵੇ ਤੇ ਜਿਹੜਾ ਆਂਦਾ ਆਵੇ ਬਿਲਕੁਲ ਸਮਝੇ ਸੁਣੇ ਕਿਉਂ ਜਾ ਕੇ ਖਬਰ ਉਹਨੂੰ ਦੇਈਦਾ ਜਿਹੜਾ ਪਹਿਲੇ ਬੇਖਬਰ ਹੋਵੇ मेरे इतने अरसे तो बाखबर ਇੱਕ ਇੱਕ एक करके ਇੱਕ ਇੱਕ एक गल की तो ਇਖਤਿਆਰ ਕੀਤੀ ਨਾ ਆਖਰ ਮੁਕੰਮਲ ਲਦਾ ਹੋ ਗਿਆ ਤੁਸੀਂ ਕੀ ਦੱਸਦੇ ਹੋ ਉਹਨੂੰ ਜਾਮ ਨੂੰ ਤੁਹਾਡੇ ਨਾਲ ਮੈਂ ਪਹਿਲੇ ਤਾਂ ਜਾਣਨਾ ਜਦੋਂ ਨਾ ਅਮੀਰ ਕੇ ਚੀਸੀ ਸਾਹਿਬ ਕੋਲ ਪੜਦਾ ਹੁੰਦਾ ਸੀ ਨਾ ਅਮੀਰ ਮੈਂ ਉਹਦੋਂ ਦਾ ਇਹਨੂੰ ਜਾਣਨਾ ਫਿਰ ਇਹਨਾਂ ਦੇ ਹੱਥ ਨਾਲ ਪੜੀ ਮੈਂ ਉਹਦੋਂ ਦਾ ਜਾਣਨਾ ਨਾ ਬਲਕਿ ਉਸ ਤੋਂ ਪਹਿਲੇ 5 ਸਾਲ ਦਾ ਮੈਂ ਜਾਣਦਾ ਹਾਂ ਇੱਥੇ ਕਿਤੇ ਮਲਤਾਨ ਪੜਦਾ ਹੁੰਦਾ ਸੀ ਕਿਸੇ ਦਰਸ ਚੋਂ ਉਧਰ ਜਾਂਦਾ ਹੁੰਦਾ ਸੀ ਇਹ ਸ਼ਾਇ ਹੀ ਨਹੀਂ ਇਹ ਸ਼ਾਇ ਹੀ ਨਹੀਂ ਇਹ ਚੂਹਿਆਂ ਨਾਲ ਲੈ ਕੇ ਕੰਮ ਜਿਵੇਂ ਹੁੰਦਾ ਨਾ ਕਿਸੇ ਸ਼ਾਇਦ ਸਲਾਹੀਅਤ ਨਹੀਂ ਹੁੰਦੀ ਹੁਣ ਤੁਹਾਨੂੰ ਦਰ ਦੀ ਪੂਰੀ ਖਵਾ ਦਈਓ ਤਾਂ ਦੁਆ ਕਰੀ ਅੱਲਾ ਤੁਹਾਡੀ ਜ਼ਿੰਦਗੀ ਲੰਬੀ ਕਰੇ ਹੋ ਜਾਏਗੀ ਮੇਰੇ ਇਹਦੇ ਵਾਸਤੇ ਦੁਆਵਾਂ ਦਾ ਹਾਲ ਹੈ ਪੂਰੀ ਖਾਦੀ ਖੜਾ ਹਾਂ ਕਿਸੇ ਕੋਲ ਇਹਦੇ ਸਿਆਸਤ ਹੁਣ ਛੱਪੇ ਨੇ ਦਰਬਾਰ ਬਿਆਨ ਨਹੀਂ ਹੁੰਦਾ ਹੋਇਆ ਦੇ ਦਰਬਾਰ ਤੇ ਜਿਹੜਾ ਉਰਦੂ ਨੇ ਜਿਹੜਾ ਤੇ ਛੱਪਿਆ ਨੇ ਜੀ ਮੇਰੀ ਤਸਵੀਰ ਦਿਖਾਓ ਵੱਡੀ ਛੱਪੀ ਹੈ ਯਾਰ ਕੋਈ ਦਰਬਾਰੀ ਕੰਮ ਸ਼ੁਰੂ ਹੈ ਦਿਨ ਤਸਵੀਰਾਂ ਦੇ ਕਿਹੜਾ ਹੋਰ ਤੁਸੀਂ ਜਾਓ ਇੱਕ ਇਸ਼ਤਿਹਾਰ ਹੁੰਦਾ ਤੇ ਪੰਜੀ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਮੌਲਵੀਆਂ ਦੀਆਂ ਇਹ ਵੇਖ ਕੇ ਉਲਟੀ ਹੁੰਦੀ ਹੈ ਮੈਂ ਕਿ ਫੋਟੋ ਨਾ ਲਾਉਂਦੇ ਭਾਵੇਂ ਕੋਈ ਸੁਣਨ ਆ ਜਾਂਦਾ ਸ਼ਕਲਾਂ ਐਡੀਆਂ ਕੋਝੀਆਂ ਕੀਤੀਆਂ ਹੁੰਦੀਆਂ ਨੇ ਉਹਨੂੰ ਇਹ ਕੁੜੀ ਆਈ ਹੈ ਜੀ ਕਮਰੇ ਦੇ ਕੁੜੀ ਰਹਿੰਦੀ ਵਾਵਾ ਯਾਨੀ ਕਿ ਉਹ ਸਾਡੇ ਬੈਠੇ ਬੈਠੇ ਕਮਰੇ ਚ ਆਈ ਮਰ ਨਹੀਂ ਆ ਉਹ ਸਿੱਧੀ ਆਉਣ ਵਾਲੀ ਸ਼ੈ ਨਹੀਂ ਉਹ ਵਿੱਚ ਰਹਿ ਕੇ ਸਾਰਾ ਕੁਝ ਵੇਖਿਆ ਸਮਝਿਆ ਉਹ ਤੁਹਾਡੇ ਕੋਲ ਸਿਰਫ ਫੁੱਦੂ ਲਾਈ ਬੈਠਾ ਸੀ ਆ ਕੇ ਕਿਉਂਕਿ ਤੁਹਾਡੇ ਕਿਸੇ ਸਾਹਿਬ ਦੀ ਮੁਹੱਬਤ ਸੀ ਬਸ ਅਸੀਂ ਉਸ ਵਜ੍ਹਾ ਨਾਲ ਜੀ ਸਾਡੇ ਤੁਸੀਂ ਕਿਸੇ ਸਾਹਿਬ ਦੀ ਮੁਹੱਬਤ ਦੀ ਵਜ੍ਹਾ ਨਾਲ ਉਹਦੀ ਖਿਦਮਤ ਕਰਦੇ ਰਹੇ ਬਸ ਸਾਨੂੰ ਕੋਈ ਸੀ ਨਜ਼ਰ ਵੀ ਨਹੀਂ ਜ਼ਹਿਰ ਵੀ ਚੜਦਾ ਰਿਹਾ ਸਾਨੂੰ ਜੀ ਉੱਥੇ ਚੜਦਾ ਰਿਹਾ ਉਹਦੇ ਕੋਲ ਫੇਰ ਅਸੀਂ ਸਬਰ ਵੀ ਚੱਲ ਸਾਡੇ ਉੱਥੇ ਹੋਟਲ ਹੈ ਜੀ ਅੱਲਾ ਖੈਰ ਹੋਟਲ ਉੱਥੇ ਯਾਨੀ ਕਿ ਘਰ ਵਾਲੇ ਨੂੰ ਲੈ ਕੇ ਜਾਂਦਾ ਹੁੰਦਾ ਸੀ ਬਸ ਅਸਾਂ ਉੱਥੇ ਗਏ ਸਾਨੂੰ ਉੱਥੇ ਉਹਨੇ ਆਖਿਆ ਮੌਲਵੀ ਕਿੱਧਰ ਗਿਆ ਜਿਹੜਾ ਆਪਣੀ ਇੱਥੇ ਜਨਾਨੇ ਨੂੰ ਲੈ ਕੇ ਆਂਦਾ ਹੁੰਦਾ ਹੁਣ ਆਹ ਤੇਰਾ ਉਹਦੇ ਨਾਲ ਕੀ ਲੱਗ ਸੀ ਭੈੜਾ ਨਹੀਂ ਆਇੰਦਾ ਉਹ ਚੱਲਦਾ ਨਹੀਂ ਇਹਦਾ ਡਿਸਕੋ ਮੌਲਵੀ ਚੀਸੀ ਸਾਹਿਬ ਨਾਲ ਨਹੀਂ ਜਾ ਸਕਦਾ ਉੱਥੇ ਉਹਨੇ ਆਖਿਆ ਮੇਰੇ ਚੀਸੀ ਸਾਹਿਬ ਨਾਲ ਤਾਲੁਕ ਕੋਈ ਨਹੀਂ ਅਦਰਸ਼ੀ ਸਾਹਿਬ ਦਾ ਅਸਲ ਗੱਲ ਜਿੱਥੇ ਖੜਾ ਨਾ ਜੀ ਉਹ ਹੁਣ ਹੁਣ ਜਿੱਥੇ ਖੜਾ ਹੈ ਉਹ ਜਿਹੜਾ ਜਿਹਨੇ ਲੈ ਕੇ ਗਿਆ ਨਾ ਇੱਥੋਂ ਸਾਡੇ ਕੋਲੋਂ ਉਹ ਖਾਦਮ ਰਜ਼ਵੀ ਹੈ ਉੱਥੋਂ ਦਾ ਕੋਈ ਹਾਂ ਉਹਦਾ ਉਹ ਹੈ ਅਫਸਰ ਕੋਲੋਂ ਕਰਾਇਆ ਪੜਾਇਆ ਉਹਦੇ ਨਾਲ ਮੇਰਾ ਖਾ ਜਿਹੜਾ ਹੈ ਜਰੂਰ ਲੈ ਕੇ ਗਿਆ ਉਹਨੇ ਆਖਿਆ ਉਹਨੇ ਇੱਥੇ ਦਾ ਜਿਹੜੀ ਗੱਲਾਂ ਤੇ ਜਿਸ ਸਾਹਿਬ ਵਾਲੀਆਂ ਨੇ ਤੇ ਉਹਨਾਂ ਨਾਲ ਤੇ ਕੋਈ ਨਹੀਂ ਅਜੇ ਤੱਕ ਯਾਨੀ ਕਿ ਇੱਕ ਤਲਾਕ ਕੋਈ ਨਹੀਂ ਸੀ ਉਹਨੇ ਆਖਿਆ ਜੀ ਮੇਰਾ ਜਿਸ ਸਾਹਿਬ ਨਾਲ ਮੈਂ ਉਹਦਾ ਸ਼ਿਕਰਤ ਕੋਈ ਨਹੀਂ ਉਹ ਖੜ ਕੇ ਉੱਥੇ ਝੂਠ ਬੋਲ ਕੇ ਉੱਥੇ ਰਿਹਾ ਮਾਜੀ ਜਾਰੇ ਜੀ ਆਖਰ ਇਹ ਕੰਮ ਜੋ ਉਸ ਕਰਨੇ ਸਨ ਉਹਨੇ ਪਹਿਲੇ ਤੱਲੋ ਕੀ ਤੋੜਨਾ ਸੀ ਇਹ ਵੀ ਆਖੇ ਮੈਂ ਚਿਸ਼ਤੀ ਸਾਹਿਬ ਦੇ ਤੱਲੋ ਕਾਲਾ ਫਿਲਮ ਬਣਾਵੇ ਕੋ ਬਣਾਉਣ ਦਿੰਦਾ ਕੋ ਮੰਨਦਾ ਉਹ ਹੁਣ ਜੀ ਯਾਰ ਪਹਿਲੇ ਫਿਰ ਤਾਂ ਪੈ ਗਈ ਪਹਿਲੇ ਤਲਕ ਤੋੜਦਾ ਹੈ ਤੇ ਫਿਰ ਬੇਪਰਦਗੀ ਵਾਲ ਬੰਦਾ ਹੁੰਦਾ ਚਿਸ਼ਤੀ ਸਾਹਿਬ ਦਾ ਤਲਕ ਦੋ ਤਿੰਨ ਚੀਜ਼ਾਂ ਦੀ ਇੱਕ ਤੇ ਗੈਰਤ ਦੀ ਨਿਸ਼ਾਨੀ ਹੁੰਦਾ ਅਸਲ ਗੱਲ ਜਿਹੜੀ ਦੂਆ ਕਫਰ ਮੁਖਾਲਫਤ ਹੈ ਜਿਹਨੇ ਕੰਮ ਕਰਨੇ ਹੁਣ ਪਹਿਲੇ ਤਲਕ ਤੋੜ ਦਿੰਦਾ ਆਵਾਜ਼ ਵੀ ਫਟ ਗਈ ਹੈ ਬਾਕੀ ਨਹੀਂ ਆਵਾਜ਼ ਜਿਹੜੀ ਦਿਲ ਭੜੇ ਹੋ ਗਏ ਨੇ ਦਿਲ ਜੋ ਦਿਲ ਕੁਝ ਹੁੰਦੇ ਨੇ ਆਵਾਜ਼ਾਂ ਆਪੇ ਕੁਝ ਹੀ ਹੋ ਜਾਂਦੀਆਂ ਉਹ ਯਾਰ ਅਸੀਂ ਹੁਣ ਜਾਮ ਨਿਕਲ ਦਿੰਦੇ ਕਈ ਜਾਮ ਹੁਣ ਬੈਠਾ ਆਵਾਜ਼ ਸਿਰੇ ਚ ਪਾਉਣੀ ਹੈ ਵਿੱਚ ਤਮੀਜ਼ ਹੀ ਨਾ ਹੋਵੇ ਬੰਦੇ ਜਿਹੜਾ ਮੁਲਤਾਨ ਦੇ ਵਿੱਚ ਇਹਦੇ ਜਿਆਦਾ ਮੁਲਤਾਨ ਚ ਉਧਰ ਸ਼ਾਹ ਸਾਹਿਬ ਸਭ ਉੱਥੇ ਬੜੀ ਯਾਨੀ ਕਿ ਨਹੀਂ ਨਹੀਂ ਪਤਾ ਹੀ ਨਹੀਂ ਇਸ ਗੱਲ ਪਤਾ ਹੀ ਨਹੀਂ ਉਧਰ ਨਹੀਂ ਸਮਝਦੇ ਉਹ ਸਾਰਾ ਉਹ ਗੁਲਾਮ ਰਸੂਲ ਦੀ ਹੋਰ ਲਾਹੌਰ ਦੀ ਸਾਰੀ है गुलाम तो एक महबूब है ਮੀਆਂ ਕੋਈ ਮਸਲਾ ਨਹੀਂ ਤੇ ਨਾ ਕੋਈ ਪਰੇਸ਼ਾਨੀ ਹੈ ਹਰ ਸ਼ਹਿਰ ਚ ਇੱਕ ਦੋ ਇੱਕ ਦੋ ਇੰਨੀਆਂ ਟਪੂਸੀਆਂ ਮਾਰਦੇ ਹੁੰਦੇ ਨੇ ਕੁਛ ਆ ਰਿਹਾ ਉਹਦਾ ਫੋਨ ਆਇਆ ਪਿਆ ਸੀ ਹਾਂ ਉਹ ਸ਼ੈਤਾਨ ਦਾ ਹਾਂ ਅਗਰ ਜੋ ਅਸ਼ਾ ਸਾਹਿਬ ਇੱਥੇ ਨਾ ਅੰਦਰ ਸੇ ਨਾ ਕਿ ਨਹੀਂ ਆ ਦਰੇ ਦਾਵਤ ਨੇ ਅਖਰਾਤ ਬਿਆਨ ਕਿਤੇ ਨਾ ਕਿੰਨਾ ਦਰੇ ਸਾ ਕਈ ਤਾਲ ਜਗ੍ਹਾ ਖਾਇਆ ਸੀ ਤੂੰ ਰਿਸ਼ਤਾ ਦੇਣਾ ਦਰਵੇਸ਼ ਸ਼ਾਹ ਅਬ ਉਹ ਜਿਹੜੀ ਗੱਲ ਫੈਲ ਉੱਠੀ ਵਧੀ ਉਹਨਾਂ ਬਾਰੇ ਕਿਸੇ ਪੁੱਛਿਆ ਫਿਰ ਆਪ ਕੀ ਫਰਮਾਇਆ ਨਾ ਕਿਸੇ ਪੁੱਛਿਆ ਤੂੰ ਆਪ ਨੂੰ ਆਖਣਾ ਤੂੰ ਆਪ ਆ ਕੇ ਪੁੱਛ ਇਹ ਐਸਾ ਕਮੀਨਾ ਹੈ ਅੱਜ ਤੋਂ 2 ਸਾਲ ਪਹਿਲੇ ਮੈਨੂੰ ਗਿਆ ਸੀ ਮੇਰੇ ਕੋਲ ਗਿਆ ਔਰ ਮੇਰੇ ਕੋਲ ਕੂੜ ਮਾਰਦਾ ਰਿਹਾ ਹਜ਼ਰਤ ਸਾਹਿਬ ਦੇ ਬਾਰੇ ਔਰ ਕਿਸੇ ਸਾਹਿਬ ਦੇ ਬਾਰੇ ਮਮਦਰਦਾਦ ਦੀ ਉਸ ਗੱਲ ਹੀ ਕੋਈ ਨਹੀਂ ਸੀ ਉੱਠੀ ਅੱਛਾ ਹਾਂ ਰਮਜ਼ਾਨ ਸ਼ਰੀਫ ਦੇ ਮਹੀਨੇ ਲਾਹੌਰ ਗਿਆ ਮੇਰੇ ਕੋਲ ਉੱਥੇ ਦਾ ਅੱਛਾ ਐਸਾ ਕਮੀਨਾ ਹੈ ਸਾਲ ਬਾਰੇ ਵੀ ਹਾਂ ਹਾਂ ਉਹ ਯਾਰ ਗੱਲ ਤੇ ਹੈ ਨਾ ਹੁਣ ਇਹ ਗਿਆ ਇੱਥੋਂ ਇੱਕ ਥਾਂ ਤੇ ਥੋੜਾ ਗਿਆ ਇਹ ਦੀਨੇ ਗਿਆ ਜੇਲਮ ਗਿਆ ਸਿਆਲਕੋਟ ਗਿਆ ਉੱਥੇ ਸਾਡੇ ਸਾਰੇ ਮੇਰੇ ਨਾਲ ਪੜਨ ਵਾਲੇ ਤੇ ਮੇਰੇ ਨਾਲ ਬਹਿਣ ਵਾਲੇ ਸਨ ਸ਼ੌਕਤਰੀ ਉਹਨਾਂ ਕੋਲ ਚਾਹ ਛਿੱਤਰ ਲਿਆ ਉਹਨਾਂ ਨਿਕਲੇ ਤਾਂ ਤੇਰੀ ਭੈਣ ਉਥੋਂ ਗਿਆ ਲਾਲੇ ਮੂਸੇ ਹਾਂਜੀ ਉਥੋਂ ਰਾਹੀਲ ਸਾਹਿਬ ਸਨ ਨਵਾਦ ਹਾਸ਼ਮੀ ਸਾਹਿਬ ਉਹ ਵੀ ਆਪਣੇ ਦੋਸਤ ਸਨ ਮੇਰੀ ਵਾਸਤੇ ਨਾਲ ਫਿਕਰ ਚ ਆਏ ਨੇ ਅੱਛਾ ਉਹਨਾਂ ਆਖਿਆ ਇੱਥੇ ਦਬਾਨ ਨਾ ਖੋਲ ਦਫਾ ਹੋ ਜਾਓ ਇਥੋਂ ਕੁੱਤਿਓ ਸਾਡੀਆਂ ਧੀਆਂ ਪਰਦੇ 'ਚ ਨੇ ਸਾਡੇ ਇੱਥੇ ਸੈਂਕੜਿਆਂ ਪੰਦੇ ਨੇ ਜਿਨ੍ਹਾਂ ਦੀਆਂ ਔਰਤਾਂ ਬਾਜ਼ਾਰਾਂ 'ਚ ਭੱਜਣ ਵਾਲੀਆਂ ਪਰਦੇ 'ਚ ਬੈਠੀਆਂ ਨੇ ਤੁਸੀਂ ਇੱਥੇ ਭੁੱਕਣ ਆ ਗਏ ਹੋ ਹਾਏ ਹਾਏ ਤੁਸੀਂ ਸਾਨੂੰ ਫਿਰ ਕੁੱਤਾ ਬਣਾਉਣਾ ਚਾਹੁੰਦੇ ਹੋ ਦੁਬਾਰਾ ਹਾਂ ਇੱਥੇ ਸੈਂਕੜਿਆਂ ਬੰਦੇ ਨੇ ਜਿਹੜੇ ਸ਼ਰਾਬ ਤੋਂ ਤੋਬਾ ਕੀਤੀ ਬੈਠੇ ਨੇ ਜ਼ਨਾਤ ਤੋਬਾ ਕੀਤੀ ਬੈਠੇ ਨੇ ਘਰੋਂ ਬਗੈਰਤੀਆਂ ਕੱਢੀ ਬੈਠੇ ਨੇ ਮਰ ਮਰ ਕੇ ਉਹਨਾਂ ਪਰਦੇ ਕਵਾਏ ਨੇ 10 ਦਾ ਸਾਲ ਲੋਕਾਂ ਨੇ ਘਰਾਂ 'ਚ ਲੜਾਈਆਂ ਪਈਆਂ ਨੇ ਹੁਣ ਆ ਕੇ ਪਰਦੇ 'ਚ ਆਏ ਨੇ ਹੁਣ ਤੁਸੀਂ ਇੱਥੋਂ ਭੋਕਣ ਵਾਸਤੇ ਆ ਗਏ ਜੀ ਇੱਕ ਉਹ ਜੀ ਮੁਜ਼ਫਰਗੜ੍ਹ ਦਾ ਹੈਗਾ ਆਪਣਾ ਉਹ ਕਿਹਨਾਂ ਬੰਦਾ ਆਰਫ ਆਰਫ ਜਿੰਦਾ ਜੋ ਕਰਦੇ ਅੰਦਰ ਹਾਂ ਹਾਂ ਸ਼ਕਲ ਹੀ ਅਜੇ ਤੱਕ ਉਹ ਯਾਨੀ ਕਿ ਉਹ ਦੱਸਾਂਗੇ ਵੀ ਲੋਕੀ ਲੋਕਾਂ ਦੀ ਲੋਕੀ ਕੀ ਲੋਕਾਂ ਨੂੰ ਪੇ ਮਰਦੇ ਨੇ ਵੀ ਆ ਕੇ ਸ਼ਾਬਾਸ਼ ਤੁਹਾਡੇ ਉੱਤੇ ਤਬਲੀਗ ਜਿਹੜੀ ਹੈ ਹਜ਼ਰਾ ਖਰਾਬ ਦੀ ਗੱਲ ਉੱਠੀ ਗਈ ਆਖਾਂ ਦੇ ਉੱਤੇ ਫਰਜ਼ ਹੈ ਲੋਕਾਂ ਦੇ ਚੁੱਤਾਂ ਬੱਚਿਆਂ ਦੇ ਚੁੱਤਾਂ ਬਾਜ ਜਾਣ ਜੀ ਜੀ ਜੀ ਜੀ ਬੱਚਿਓ ਤੁਹਾਡੀ ਜਿਹੜੀ ਰਿਕਾਰਡਿੰਗ ਉਹਦੀ ਹਸੀਅਤ ਹੀ ਸ਼ਰਨ ਕੋਈ ਨਹੀਂ ਅੱਛਾ ਇਹਨਾਂ ਨੂੰ ਆਖੋ ਚਲੋ ਇੱਕ ਮਿੰਟ ਉਹ ਰਿਕਾਰਡਿੰਗ ਤੁਸੀਂ ਸੁਣੀ ਹਾਂਜੀ ਅੱਛਾ ਉਹ ਰਿਕਾਰਡਿੰਗ ਮੈਂ ਵੀ ਸੁਣੀ ਉਸ ਰਿਕਾਰਡਿੰਗ ਵਿੱਚ ਇਹ ਵੀ ਗੱਲ ਉਹਨਾਂ ਕੀਤੀ ਏ ਚਲੋ ਐਸੀਅਤ ਹੈ ਰਿਕਾਰਡਿੰਗ ਦੀ ਚਲੋ ਮੰਨ ਲਈਏ ਕਿ ਆਰਫ ਤੇ ਅਬਦੁਲ ਸ਼ਮੀ ਜਿਹੜੇ ਸਨ ਆਪਸ ਵਿੱਚ ਬੁਰਾਈ ਵਿੱਚ ਮਸਰੂਫ ਸਨ ਰਿਕਾਰਡਿੰਗ ਕਿਸੇ ਕੋਲ ਆ ਬਿਸ਼ੱਕ ਬੈ ਕੇ ਹੁਣ ਸੁਣ ਲਓ ਸੁਣੀਏ ਤੇ ਜੇ ਉਹ ਰਿਕਾਰਡਿੰਗ ਉਹ ਆਂਦੇ ਨੇ ਸਹੀ ਏ ਤੇ ਫਿਰ ਤੁਸੀਂ ਵੀ ਮੁਜਰਮ ਤੁਸੀਂ ਵੱਡੇ ਮੁਜਰਮ ਤੁਸੀਂ ਵੱਡੇ ਮੁਜਰਮ ਹੋ ਹਾਂ ਤੇ ਨਾ ਮੁਰਾਦੋ ਉਹ ਬਣ ਗਿਆ ਕਾਫਰ ਤੇ ਤੁਸੀਂ ਬਣ ਗਏ ਮੂਮਿਨ ਤੁਸੀਂ ਕਿਵੇਂ ਮੂਮਿਨ ਬਣ ਗਏ ਜੋ ਰਿਕਾਰਡਿੰਗ ਵਾਕਈ ਸਹੀ ਹੈ ਤੇ ਫਿਰ ਤੁਹਾਡੇ ਸਿਰ ਵਿੱਚ ਛਿੱਤਰ ਪੈਣੇ ਚਾਹੀਦੇ ਨੇ ਅਸੀਂ ਤਾਂ ਉਵੇਂ ਸ਼ਰਨ ਰਿਕਾਰਡਿੰਗ ਦੀ ਹਸੀਅਤ ਕੋਈ ਨਹੀਂ ਅਸੀਂ ਨਾ ਤੁਹਾਨੂੰ ਆਨੇ ਨਾ ਉਹਨਾਂ ਨੂੰ ਆਨੇ ਮੁਜਰਮ ਚਲੋ ਹਜ਼ੂਰ ਇਹ ਗੱਲ ਹੋ ਗਈ ਖੋਰ ਤੋਂ ਸਾਰਿਆਂ ਨੂੰ ਸਭ ਸਾਰੇ ਦੀ ਗੱਲ ਹੈ ਜਿਹੜਾ ਹੈ ਨਾ ਹੁਣ ਇਹ ਵਸੀਮ ਮੁੰਡਾ ਇੱਕ ਸਾਡਾ ਅੱਡੇ ਤੋਂ ਗਿਆ ਚਾਰਾ ਉਹ ਸਾਰਾ ਬੰਦੀਆਂ ਜੋ ਨਿਕਲਿਆ ਘੜ ਦੇ ਵਿੱਚੋਂ ਨਿਕਲ ਕੇ ਸਾਰੇ ਖਾਨਦਾਨ ਉਹਨਾਂ ਦਾ ਬੰਦੀ ਵਾਪੜਿਆ ਹੁੰਦਾ ਵਿੱਚੋਂ ਨਿਕਲਣਾ ਆਪਣਾ ਪੁੱਤ ਰੋ ਰੋ ਕੇ ਨਗਮੇ ਕਿ ਮੈਂ ਜਿਸ ਸਭ ਕੋ ਭੇਜਣਾ ਉਹ ਭੇਜਾ ਤਾਂ ਫੜ ਮੁਲਤਾਨ ਜਾਮ ਸਾਹਿਬ ਗਵਾਹ ਨੇ ਖੁਦ ਵਸੀਮ ਗਵਾਹ ਹੈ ਇਹਨੇ ਰਿਕਾਰਡਿੰਗ ਕਰ ਲਈ ਇਹਨਾਂ ਨੇ ਸ਼ਬਾਦ ਨੂੰ ਇਸ ਗੱਲ ਦਾ ਪਤਾ ਹੈ ਉਸ ਬੱਚੇ ਨੇ ਤਿੰਨ ਦਿਨ ਪਤਨ ਆਪਣਾ ਦੂਸਰਾ ਅਰਫ ਹੈਗੇ ਨੇ ਕੋਈ ਪਤਾ ਕਿਹੜੇ ਪਤਾ ਨਹੀਂ ਪਤਾ ਦੂਸਰਾ ਨਾ ਤਿੰਨ ਬੰਦੇ ਨੇ ਉਹਨਾਂ ਨੇ ਦੇਖਿਆ ਵੀ ਹਾਂ ਤੂੰ ਇੱਥੇ ਸੁੰਦਰ ਆ ਇਹਨੇ ਕੋਈ ਇਕੱਠਾ ਕੱਲੇ ਸੁੰਦਰ ਆ ਉਹ ਮੰਨਿਆ ਉਹਨੇ ਕਹਿੰਦਾ ਕਿ ਮੈਂ ਇਕੱਠਾ ਸੁੰਦਰ ਆ ਇਹੋ ਵਸੀਮ ਜਿਹੜਾ ਹੁਣ ਬਕਵਾਸ ਪਿਆ ਮਾਰਦਾ ਬਸ ਜਿਹੜਾ ਇਮਾਮ ਬੜੀ ਸਬੂਤ ਖਤੀਬ ਬਣਾ ਇਹਨੂੰ ਜਾਮ ਨੂੰ ਸੱਦੋ ਉਹਨੂੰ ਸਿਰ ਤੇ ਕੁਰਾਨ ਰੱਖੇ ਉਹਨੂੰ ਸਰਫਰਾਜ਼ ਨੂੰ ਸੱਦੋ ਤੇ ਉਹਨੂੰ ਸ਼ਬਾਦ ਨੂੰ ਸੱਦੋ ਉਹ ਰਿਕਾਰਡਿੰਗ ਉਹਦੀ ਰਿਕਾਰਡਿੰਗ ਹੈ ਉਹਦੇ ਕੋਲ ਜਾਮ ਸਾਹਿਬ ਰਿਕਾਰਡ ਕਰੀਏ ਇਹ ਆਪ ਰਾਤ ਬਦ ਕਿਰਦਾਰ ਆਦਮੀ ਨੇ ਇਹ ਸਿਰਫ ਸਾਡਾ ਮਰਕਜ਼ ਇਸਲਾਮ ਦਾ ਬਰਬਾਦ ਕਰਨਾ ਚਾਹੁੰਦੇ ਸਨ ਇਹ ਚਾਹੁੰਦੇ ਸਨ ਜਿੱਥੇ ਲੋਕ ਅਦਾਨਾ ਹਿਦਾਇਤ ਮਿਲ ਰਹੀ ਹੈ ਤਬਾਹ ਬਰਬਾਦ ਕਰ ਦਿਓ ਤਾਂ ਕਿ ਇਹਨਾਂ ਦੀ ਇਸਤਾਂ ਬਰਬਾਦ ਹੋਣ ਦੀ ਔਲਾਦਾਂ ਤਬਾਹ ਹੋਣ ਕੁਫ ਕਾਫਰਾਂ ਦਾ ਫਾਇਦਾ ਹੋਵੇ ਮੂਮਨਾਂ ਦਾ ਨੁਕਸਾਨ ਹੋਵੇ ਇਹ ਚਾਹੁੰਦੇ ਸਨ ਉਹ ਕੱਖ ਯਹੂਦੀ ਦੇ ਹੱਥ ਆ ਗਏ ਨੇ ਕਿਤਨਾ ਯਹੂਦੀ ਕਿਤਨਾ ਯਹੂਦੀ ਦਾ ਇਹ ਦੁਸ਼ਮਣਾਂ ਨਾਲ ਮੈਨੂੰ ਤੇ 100% ਯਕੀਨ ਹੈ ਏਜੰਸੀਆਂ ਨਾਲ ਰਲੇ ਨੇ ਸਾਰੇ ਏਜੰਸੀਆਂ ਇਹਨਾਂ ਨੂੰ ਸ਼ਾਇਦ ਪੈਸਾ ਵੀ ਦਿੱਤਾ ਹੋਵੇ ਭਾਵੇਂ ਕਿ ਤੁਸੀਂ ਜਿਹੜਾ ਚਿਸ਼ਤੀ ਸਾਹਿਬ ਤੇ ਸਾਰਾ ਇਹ ਕੰਮ ਮੁਕਾਓ ਜਿਵੇਂ ਹੁੰਦਾ ਜੇ ਮੁਕਾਓ ਨਾ ਮਰਾਦੋ ਇੱਥੇ ਮੈਂ ਆ ਬਿਲਫਰਦ ਮੈਂ ਆਪਣਾ ਪਰਦਾ ਕਰਾਈ ਬੈਠਾ ਨਮਾਜ਼ ਰੋਦਾ ਬੁਰਾਈ ਛੱਡੀ ਬੈਠਾ ਮੈਨੂੰ ਆ ਕੇ ਇਹ ਗੱਲ ਦੱਸਣ ਦਾ ਕੀ ਮਤਲਬ ਮੈਂ ਫਿਰ ਉਸ ਬੁਰਾਈ 'ਚ ਲੱਗ ਜਾਵਾਂ ਤੇ ਇਹਨਾਂ ਦੀ ਸ਼ਾਦੀ ਹੋਈ ਨੇ ਹਜ਼ੂਰ ਇਹਨਾਂ ਪੁੱਟਿਆਂ ਦੀਆਂ ਸਾਰੇ ਸਾਰੇ ਗਏ ਹੁਣ ਅਕਸਰੀਅਤ ਬੇਲੀ ਗਏ ਨੇ ਇਹਨਾਂ ਦੇ ਘਰਾਂ ਵਿੱਚ ਯੂਰਪ ਦਾ ਨਹੀਂ ਯੂਰਪ ਇਹਨਾਂ ਘਰਾਂ ਦਾ ਯੂਰਪ ਵਾਲਾ ਹਾਲ ਹੈ ਉਹ ਮਤਲਬ ਉਹੀ ਜਿਹੜੀ ਹੁਣ ਬਰਾਤ ਹੋਈ ਤੁਸੀਂ ਨਾ ਵੇਖਿਆ ਅੱਛਾ ਫੇਰ ਇਹਨਾਂ ਜੋ ਹਕੂਮਤੀ ਕੁੱਤਾ ਹੈ ਸਾਰੇ ਜਿੰਨੇ ਵੀ ਹਨ ਉਹਨਾਂ ਵਾਸਤੇ ਲਾਲ ਦਾਵਤ ਹੈ ਇਹਨਾਂ ਵਾਸਤੇ ਲਾ ਰਹੀ ਯਾਰ ਕੋਈ ਇਕੱਠੇ ਨਾਲ ਮੌਕਾ ਨਹੀਂ ਇਹਨਾਂ ਵਾਸਤੇ ਹੋਰ ਕਿੱਥੋਂ ਆ ਗਏ ਕਾਫਰਾਂ ਦੇ ਤਰੀਕਾ ਨਾਮ ਲਾ ਗਏ ਇਹਨਾਂ ਨੂੰ ਖਾ ਦਿਓ ਤੁਸੀਂ ਆਣੇ ਹਾਂ ਨਹੀਂ ਹੁਣ ਕੋਈ ਬੰਦਾ ਪੈਸੇ ਕਹਿੰਦਾ ਇਹਨੂੰ ਸਰਫਰਾਜ਼ ਨੂੰ ਸਾਹਿਬ ਨੂੰ ਇਹਨੂੰ ਆਖਿਆ ਵੀ ਤੂੰ ਯਾਨੀ ਕਿ ਆਪਣਾ ਮੌਲਵੀ ਸਾਹਿਬ ਜਿਹੜੇ ਆਪਣੇ ਕੀ ਨਾਮ ਹੈ ਉਹਨਾਂ ਦਾ ਅਸਲਮ ਸਾਹਿਬ ਅਸਲਮ ਸਾਹਿਬ ਕਈ ਅਸਲਮ ਸਾਹਿਬ ਨੂੰ ਈਦ ਤੇ ਉੱਤੇ 2000 ਰੁਪਏ ਦਿੱਤਾ ਹੈ 2 ਰੁਪਿਆ ਦੇਣ ਵਾਸਤੇ ਪੈਸੇ ਕੋਈ ਨਹੀਂ ਬਾਤਲ ਖੋੜ ਵਾਸਤੇ 4-4 ਲੱਖ ਨੇ ਸ਼ਾਦੀ ਤੇ ਦਿੱਤੇ ਇਹਨਾਂ ਨੇ ਬਿਲਕੁਲ ਸਹੀ ਜਾਂਦੇ ਅੱਛਾ ਅੱਲਾਹ ਤਾਲਾ ਨਹੀਂ ਪਤਾ ਲੱਗੇ ਨਾ ਭਾਈ ਜਾਨ ਬਸ ਪਰ ਆਪਣੇ ਫਿਰ ਵੀ ਕੋਸ਼ਿਸ਼ ਕਰਿਓ ਇਹਨਾਂ ਦੇ ਸ਼ਾਇਦ ਅੱਲਾਹ ਤਾਲਾ ਨੇ ਮੈਂ ਤੁਹਾਨੂੰ ਦੱਸਿਆ ਆਪਣਾ ਆਪ ਬਚਾਓ ਬਸ ਇਹਨਾਂ ਨੂੰ ਵੀ ਆਪਣੇ ਕਿਸੇ ਨਾ ਐਵੇਂ ਬਚ ਵੜਿਓ ਕਿਸੇ ਦੇ ਨਾਲ ਬਰਬਾਦ ਹੋਇਓ ਤੇ ਨਾ ਐਵੇਂ ਖਰਾਬ ਹੋਇਓ ਸਾਰਾ ਕੁਝ ਸਮਝਦੇ ਨੇ ਪਿਆ ਇਹਨਾਂ ਨੂੰ 10 ਸਾਲ ਹੋ ਗਏ ਨੇ 12 ਸਾਲ ਹੋ ਗਏ ਨੇ ਯਾਰ ਸਿੱਕਰ ਦੀ ਕਿਹੜੀ ਗੱਲ ਦਾ ਪਤਾ ਕਿਹੜੀ ਗੱਲ ਮੈਂ ਇੱਥੇ ਵਿਹਾੜੀ ਉਸਲੇ ਪੜਾਉਂਦਾ ਸਾਂ ਉਸਤਾਦ ਸਾਹਿਬ ਮੇਰੇ ਕੋਲ ਗਿਆ ਫਰਮਾਇਆ ਨਾ ਮੈਂ ਉੱਥੇ ਬਿਆਨ ਕਰਕੇ ਆਇਆ ਵਾਂ ਸਰਫਰਾਜ਼ ਬੁੱਟੇ ਉਹਨਾਂ ਬਿਆਨ ਕਰਵਾਇਆ ਅੱਜ ਤੋਂ ਪਤਾ ਨਹੀਂ 10 12 ਸਾਲ ਪਹਿਲੇ ਦੀ ਗੱਲ ਇੱਥੇ ਕਰਮਪੁਰ ਮੈਂ ਪੜਾਉਂਦਾ ਸਾਂ ਜੀ ਆਖਰੀ ਬਿਆਨ ਜਿਹੜਾ ਹੋਇਆ ਹਾਂ ਤੁਸੀਂ ਵੀ ਸੋ ਕੋਫਰ ਦਾ ਗਰਮ ਬਾਜ਼ਾਰ ਨਹੀਂ ਕੋਫਰ ਦਾ ਬੜਾ ਗਰਮ ਸੂਰਤ ਫਾਤਕ ਸੂਰਤ ਫਾਤਕ ਨੂੰ ਉਸੇ ਤਰ੍ਹਾਂ ਨਾ ਇਹਦੇ ਕੋਲ ਕੋਫਰ ਦਾ ਗਰਮ ਬਾਜ਼ਾਰ ਹੋਇਆ ਮੌਜੂ ਹਾਂ ਜੀ ਹੋਇਆ ਇਹਨੂੰ ਦੋ ਚੀਜ਼ਾਂ ਨੇ ਬਰਬਾਦ ਕੀਤਾ ਪਹਿਲੇ ਹੀ ਇੱਕ ਇਹ ਮੌਜੂ ਨੇ ਤੇ ਇੱਕ ਸਾਲਾ ਨਹੀਂ ਸੀ ਉਹਦੇ ਨਾਂ ਇਹਦਾ ਲਿਖਿਆ ਗਿਆ ਇਹ ਇਹਦੀ ਇੱਕ ਰਿਕਾਰਡਿੰਗ ਹੈ ਮੇਰੇ ਕੋਲ ਹੁਣ ਨਹੀਂ ਇਹ ਕਹਿੰਦਾ ਉਹਦੇ ਮੇਰੇ ਬੜੇ ਹਸਤਾਨ ਨੇ ਵੱਡੇ ਹਰਵਾ ਵਿੱਚ ਚੱਲਦੇ ਵਾਹ ਮੈਂ ਜਵਾਬ ਦਿੱਤਾ ਉਹਦੇ ਮੈਂ ਕਿ ਯਾਰ ਅਸੀਂ ਫਿਰ ਨਾਲ ਤੇਰੇ ਇਹਸਾਨ ਹੀ ਨੇ ਚਲੋ ਅਸੀਂ ਮੰਨਨੇ ਆ ਤੇ ਪੜਿਆ ਨਹੀਂ ਆਂਦੇ ਨੇ ਨੇਕੀ ਕਰ ਦਰਿਆ ਮੇ ਡਾਲ ਤੇ ਤੂੰ ਨਾਮਰਾਦਾ ਨੇਕੀ ਕਰਕੇ ਸਾਡੇ ਸਿਰ 'ਚ ਮਾਰਨ ਲੱਗ ਪਏ ਮੈਂ ਕਿਬਲਾ ਜਵਾਬ ਦਿੱਤਾ ਮੈਂ ਕਿ ਫਿਰ ਫਰਕ ਮੈਂ ਸਾਨੂੰ ਤੇਰੇ ਹਰ ਸਾਹਿਬ ਦੇ ਇਹਸਾਨ ਨੇ ਸਾਡੇ ਉੱਤੇ ਉਹਨਾਂ ਦੇ ਨੇ ਤੇਰੇ ਉਹਨਾਂ ਤੇ ਨੇ ਉਹਨਾਂ ਨੇ ਸਾਡੇ ਨੇ ਤੇਰਾ ਸਾਡਾ ਰਸਤਾ ਹੋਰ ਹੈ ਹਾਂ ਹਾਂ ਗੱਲ ਵੀ ਠੀਕ ਹੈ ਤੇ ਤੇਰੇ ਆਸਾਨ ਹਨ ਹਰ ਸਾਹਿਬ ਦੇ ਸਾਡੇ ਉੱਤੇ ਉਹਨਾਂ ਦੇ ਆਸਾਨ હાલાંકે મને જામ સાહેબ ને આ બધી સ્પોન્સ આવી કે સારું ਵਾਲੇ ਇਹ ਦੋ ਐਸੇ ਬੰਦੇ ਨੇ ਉਹਦੇ ਬਾਰੇ ਜਿਹੜਾ ਦਿਲ ਵਿੱਚ ਮੈਲ ਰੱਖੇਗਾ ਨਾ ਇਮਾਨ ਦਾ ਖਤਰਾ ਪੈਦਾ ਹੋ ਜਾਣਾ ਜਿਹੜਾ ਜਾਣਦਾ ਪੂਰੀ ਤਰ੍ਹਾਂ ਇਹਨਾਂ ਨੂੰ ਜਿਹੜਾ ਨਹੀਂ ਜਾਣਦਾ ਉਹ ਨਹੀਂ ਉਹਦਾ ਕੋਈ ਮਤਲਬ ਨਹੀਂ ਆਇਆ ਹੀ ਨਹੀਂ ਬੈਠਾ ਹੀ ਨਹੀਂ ਸੁਣਿਆ ਹੀ ਨਹੀਂ ਵਾਲੇ ਸਲਾਮ ਖੈਰ ਆਂਦੇ ਦੇ ਪਏ ਹਾਂ ਦੇ ਪਏ ਪੱਕੀ ਗੱਲ ਨਹੀਂ ਪੱਕੀ ਗੱਲ ਹੈ ٹھیک ہے بنواؤ آسان ہے مسجد اندر حضور نے ਯਾਰ ਬਿਲਫਰ ਇਹ ਇੱਕ ਅਕਲ ਦਾ ਤਕਾਜ਼ਾ ਨਹੀਂ ਇਹ ਦੱਸੋ ਇੱਕ ਡਰਮ ਦੁੱਧ ਦਾ ਭਰਿਆ ਹੋਵੇ ਤੇ ਵਿੱਚ ਮੱਛਰ ਪੈ ਜਾ ਮੱਛਰ ਕੱਢੋਗੇ ਡਰਮ ਦੁੱਧ ਦਾ ਡੋਲ ਜੇ ਤੁਸੀਂ ਬਿਲਫਰ ਆਂਦੇ ਹੋਏ ਗੱਲ ਨਾ ਮਰਾ ਦੋ ਗੱਲ ਮੁੱਕਣੀ ਚਾਹੀਦੀ ਹੈ ਕਿ ਸਾਰਾ دین ਮੁੱਕਣਾ ਚਾਹੀਦਾ ਉਹਨੇ ਹਜ਼ੂਰ ਗੱਲ ਫਰਮਾਈ ਨਬੀ ਪਾਕ ਸੱਲੱਲਾਹੁ ਅਲੈਹਿ ਬੰਦਾ ਆਇਆ ਵੀ ਹਜ਼ੂਰ ਮੇਰੇ ਕੋ ਸੁਨਾ ਹੋ ਗਿਆ ਉਸ ਸਲਾਤ ਤੇ ਜਾਵੇ ਆਪ ਚਿਹਰਾ ਦੂਗੇ ਪਾਸੇ ਫੇਰ ਫਿਰ ਆਖਿਆ ਵੀ ਹਜ਼ੂਰ ਮੇਰੇ ਕੋ ਸੁਨਾ ਹੋ ਗਿਆ ਮੈਨੂੰ ਮੈਨੂੰ ਆਖਰ ਸਜ਼ਾ ਤੋਂ ਬਚਾ ਮੈਨੂੰ ਸਜ਼ਾ ਦਿੱਤੀ ਜਾ ਫਿਰ ਮੂੰਹ ਫੇਰ ਫਿਰ ਤੀਸਰੀ ਦਾ ਫਿਰ ਆਖਿਆ ਸਰਕਾਰ ਨੇ ਮੂੰਹ ਫਿਰ ਚੌਥੀ ਦਾ ਫਿਰ ਆਖਿਆ ਇਹਨੂੰ ਸੰਸਾਰ ਕਰੋ ਨਬੀ ਪਾਕ ਸੱਲੱਲਾਹੁ ਅਲੈਹਿ ਪਰਦਾ ਬਣਾ ਜੀ ਵਿੱਚ ਕੋਈ ਨਹੀਂ ਤੇ ਯਾਨੀ ਕਿ ਤੋਂ ਬਚ ਜਾਵੇਂ ਲੇਕਿਨ ਉਹ ਕਹਿੰਦਾ ਸੀ ਮੈਂ ਆਖਰ ਦੁਨੀਆ ਤੋਂ ਬਚ ਜਾਵਾਂ ਇਹ ਸਜ਼ਾ ਆ ਜਾਵੇ ਆਖਰ ਤੋਂ ਬਚ ਜਾਊਗਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸਾਹਬਾ ਕਰਮ ਨੇ ਆਖਿਆ ਇਹਨੂੰ ਸਜ਼ਾ ਦਿਓ ਸੰਸਾਰ ਬਿਮਾਰ ਪੱਥਰ ਮਾਰ ਮਾਰ ਕੇ ਮਾਰਿਆ ਤੇ ਖਾਲਿਦ ਬਿਨ ਵਲੀਦ ਰਜ਼ੀਅੱਲਾਹੁ ਤਾਲਾ ਅਨਹੂ ਦੀ ਅੱਡੀ ਆਈ ਆਪਣੇ ਖਿੱਚ ਕੇ ਮਾਰੀ ਨਾ ਅੱਡੀ ਤੇ ਦਿਲਾ ਮੁਬਾਰਕ ਬਾਹਰ ਨਿਕਲਿਆ ਤਾਂ ਖੂਨਮ ਖੂਨ ਹੋ ਗਿਆ ਤੇ ਕੋਈ ਮੰਦਾ ਲਫ਼ਜ਼ ਜਿਵੇਂ ਤਰ੍ਹਾਂ ਬੜਾਈ ਵਾਲੇ ਬੰਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਖਾਲਦ ਬਿਨ ਵਲੀਦ ਇਹਨੂੰ ਮੰਦਾ ਲਫ਼ਜ਼ ਨਾ ਬੋਲੀ ਪੂਰੇ ਮਦੀਨਾ ਦੇ ਤੋਬਾ ਇੱਕ ਪਾਸੇ ਇਸ ਕੱਲੇ ਤੋਬਾ ਇੱਕ ਪਾਸੇ ਰੱਬ ਦੀ ਬਾਰੇ ਪਾਕ ਹੋ ਜਾਂਦਾ ਬਿਲਕੁਲ ਐਵੇਂ ਜੀ ਬਿਲਕੁਲ ਬੁਖਾਰੀ ਸ਼ਰੀਫ ਸੁਭਾਨ ਅੱਲਾਹ ਮੈਂ ਤਕਸੀਮ ਕਰ ਦਿਓ ਸਾਰਿਆਂ ਦੇ ਪੂਰੀ ਆ ਜਾਏ ਇੰਨੀ ਤੋਬਾ ਦੇਖੋ ਜੀ ਹੁਣ ਉਹ ਹੁਣ ਆਪ ਦੱਸਦਾ ਕਿ ਖਤਾ ਹੋ ਗਈ ਇਹ ਜੀ ਖਤਾ ਸੁਣੋ ਮੇਰੀ ਗੱਲ ਇਹ ਰਿਕਾਰਡਿੰਗ ਹੈ ਨਾ ਸੁਣੋ ਰਿਕਾਰਡਿੰਗ ਇਹ ਵੇ 13 ਮਿੰਟ ਦੀ ਹੋਰ ਰਿਕਾਰਡਿੰਗ ਹੋਈ ਹੈ 26 ਮਿੰਟ ਦੀ ਰਿਕਾਰਡਿੰਗ ਦਾ ਅਸਲ ਮਬਦਾ ਕੀ ਸੀ ਅਸਲ ਲਾਇਆ ਸੀ ਲੋਕਾਂ ਇਲਜ਼ਾਮ ਜਿਵੇਂ ਬੰਦਾ ਕਿਸੇ ਤੇ ਇਲਜ਼ਾਮ ਲਾਉਂਦਾ ਨਾ ਤੋ ਅੱਗੋਂ ਉਹਨੂੰ ਬੰਦ ਕਰਨ ਵਾਸਤੇ ਜੁਮਲੇ ਬੋਲਦਾ ਐ ਜਿਹਦੇ ਵੀ ਹਾਂ ਵਾਕੀ ਤੇਰਾ ਮੈਂ ਕੰਮ ਹੋਇਆ ਤੇਰਾ ਕੀਤਾ ਉਹਨਾਂ ਕੋ ਜੁਮਲੇ ਤਾਂ ਬੋਲੇ ਨੇ ਵੀ ਤੁਸੀਂ ਇਹਨਾਂ ਨੂੰ ਫਿਰ ਸ਼ਰਮ ਆਏਗੀ ਇਹ ਫਿਰ ਰਿਕਾਰਡਿੰਗਾਂ ਨਹੀਂ ਫਲਾਉਣਗੇ ਯਾਨੀ ਅਗਾ ਮੇਰੇ ਤੇ ਇਲਜ਼ਾਮ ਨਹੀਂ ਲਾਉਣਗੇ ਆਖਣਗੇ ਅਸਾਂ ਲਾਇਆ ਤੇ ਵੀ ਲਾਏਗਾ ਅਸੀਂ ਵਿੱਚ ਸਾਡਾ ਆਪ ਮੁਲਵਸ ਪੇ ਹੁੰਨੇ ਵਿੱਚ ਮੁਲਵਸ ਪੇ ਹੁੰਨੇ ਆ ਉਹ 13 ਦੀ ਬਜਾਏ 26 ਮਿੰਟ ਦੀ ਇਹਨਾਂ 13 ਦੀ ਵਿੱਚੋਂ ਕਟਵਟ ਕੱਢ ਕੇ ਸੁਣਾਈਏ ਤੇ 26 ਮਿੰਟ ਦੀ ਨਹੀਂ ਸੁਣਾਈ ਹਾਲਾਂਕਿ ਅੱਗੇ ਪਿੱਛੇ ਸਾਰਾ ਕੁਝ ਮੌਜੂਦ ਹੈ ਰਿਕਾਰਡਿੰਗ ਉਹਨਾਂ ਕੋਲ ਹੈ ਫਿਰ ਮੈਨੂੰ ਇਹਨਾਂ ਨੇ ਆਖਿਆ ਇਹ ਇੰਜ ਬਣਿਆ ਅਸਲ ਮਸਲਾ ਜੇ ਬੰਦਾ ਕਿਸੇ ਤੇ ਇਲਜ਼ਾਮ ਲਾਉਂਦਾ ਨਾ ਉਹ ਅਗੋਂ ਉਹਦੀ ਤੋਹੀਨ ਕਰਦਾ ਇਹ ਹੁਣ ਡਰੇਗਾ ਆਖੇਗਾ ਮੈਂ ਇਹਨਾਂ ਦੀ ਗੱਲ ਕੀਤੀ ਤੇ ਇਹ ਕੋ ਮੇਰੀ ਕਰਨਗੇ ਉਹ ਇਸ ਵਾਸਤੇ ਹੋਇਆ ਔਰ ਬੰਦੇ ਵੱਡੇ ਵੱਡੇ ਚਿੱਟੀਆਂ ਦਾੜੀਆਂ ਵਾਲੇ ਅਸਲ ਮਸਜਿਦ ਵਾਲਾ ਮਸ਼ਹੂਰ ਹੈ ਹਾਂ ਉਹ ਵਿੱਚ ਬੈਠਾ ਹੋਇਆ ਸੀ ਇੱਕ ਹੋਰ ਦੋ ਬੰਦੇ ਹੋਰ ਉੱਥੇ ਦੇ ਬਜ਼ੁਰਗ ਬੰਦੇ ਵਿੱਚ ਸਨ ਜਦੋਂ ਇਹ ਗੱਲ ਜਦੋਂ ਰਿਕਾਰਡਿੰਗ ਹੋ ਰਹੀ ਸੀ ਹਾਂ ਹਾਂ ਓਹੋ 26 ਮਿੰਟ ਦੀ ਰਿਕਾਰਡਿੰਗ ਜਾ ਕੇ ਰਜ਼ਾ ਸਾਹਿਬ ਕੋਲ ਲਾਓ ਮੈਨੂੰ ਯਾਦ ਨਹੀਂ ਮੈਂ ਹੁੰਦਿਆ ਲੈ ਆਉਂਦਾ ਅੱਲਾਹ ਤਾਲਾ ਮੇਰੇ ਗੁਰੂ ਚਾਹੀਦੀ ਤੁਹਾਨੂੰ ਉਹ ਨਾ ਕੀਤੀ ਹੈ ਜਿਸ ਤਰ੍ਹਾਂ ਕੋਈ ਕਿਸੇ ਦੇ ਇਲਜ਼ਾਮ ਲਾਉਂਦਾ ਤਾਂ ਅੱਗੋਂ ਗੱਲ ਕਰਦਾ ਵੀ ਹੁਣ ਤੂੰ ਮੈਂ ਤੂੰ ਮੇਰੇ ਖਿਲਾਫ ਗੱਲ ਕਰੇਗਾ ਮੈਂ ਤੇਰੇ ਕਰਾਂਗਾ ਇਹਨਾਂ ਉਹਦੇ ਖਿਲਾਫ ਗੱਲ ਕੀਤੀ ਇਹਨਾਂ ਕੱਟ ਵਾੜ ਕੇ ਜਿਹੜੀ ਸੀ ਉਹ ਸੁਣਾ ਦਿੱਤੀ 13 ਮਿੰਟਾਂ ਦੀ ਬਾਕੀ ਛੱਡ ਦਿੱਤੀ ਇਹਨਾਂ ਬਾਕੀ ਸਾਰੀ ਉਹਨਾਂ ਕੋਲ ਰਿਕਾਰਡ ਕਿਉਂਲਾ ਮੈਂ ਉਹਨਾਂ ਨੇ ਆਖਿਆ ਇਹੀ ਗੱਲ ਮੈਂ ਫਿਰ ਇਹ ਤੁਸੀਂ ਹਜ਼ਰਤ ਰਜ਼ਾ ਸਾਹਿਬ ਦੇ ਬਾਰੇ ਸੋਚੋ ਹੀ ਨਾ ਹਾਂ ਜੀ ਅਸੀਂ ਉਹਦੇ ਸਾਡੇ ਮੁਰਸ਼ਿਦ ਹਜ਼ਰਤ ਸਾਹਿਬ ਬਿਲਕੁਲ ਸਾਨੂੰ ਹਜ਼ਰਤ ਸਾਹਿਬ ਦਾ ਤਾਰਫ ਕਰਾਉਣ ਵਾਲੇ ਉਸਤਾਦ ਸਾਹਿਬ ਸਾਡੇ ਅਸਲ ਕਰਤੇ ਧਰਤੇ ਅਜੇ ਜ਼ਿੰਦਾ ਨੇ ਬੇਸ਼ੱਕ ਸੁਭਾਨ ਜਦੋਂ ਵਾਰੀ ਗਈ ਮੁਹੰਮਦ ਰਜ਼ਾ ਸਾਹਿਬ ਦੀ ਫਿਰ ਵੇਖੋ ਸ਼ਰਾ ਸ਼ਰੀਫ ਵਿੱਚ ਆਇਆ ਤੇ ਫਿਰ ਮੁਰੀਦ ਹੋ ਜੀ ਅੱਲਾ ਲਬਖਾਰ ਸਰ ਗੱਲ ਖਤਮ ਹੋਈ ਆ ਤੇ ਮੰਨਣਾ ਤੇ ਕੋਈ ਬਿਲਕੁਲ ਮੈਨੂੰ ਇਹਨਾਂ ਨੇ ਇਹ ਗੱਲ ਕੀਤੀ ਮੈਂ ਕਿ ਮੁਹੰਮਦ ਰਜ਼ਾ ਸਾਹਿਬ ਨੂੰ ਜੁਰਮ ਹੋਇਆ ਨਾ ਤੇ ਉਹਨਾਂ ਨੂੰ ਸਜ਼ਾ ਦੇਣੀ ਮੈਂ ਇੱਕ ਹੋਰ ਮੁਜਰਮ ਤੋਂ ਦੇਣਾ ਉਹਨੂੰ ਸਜ਼ਾ ਦੇਵੋ ਕਹਿੰਦੇ ਕਿਹੜਾ ਮੈਂ ਮੈਂ ਅੱਲਾ ਮਾਫ ਕਰ ਇਕਰਾਰ ਕਰਨਾ ਵਾ ਬੰਦਾ ਵੀ ਪੇਸ਼ ਕਰਨਾ ਵਾ ਬੰਦਾ ਵੀ ਆਖੇਗਾ ਦੋ ਗਵਾਹ ਵੀ ਲਿਆਣਾ ਵਾ ਕਿ ਮੈਂ ਬੁਰਾਈ ਕੀਤੀ ਆ ਦਵੋ ਮੈਨੂੰ ਕਹਿੰਦਾ ਤੂੰ ਝੂਠ ਬੋਲਣਾ ਮੈਂ ਤੁਹਾਡੇ ਤੇ ਲਾਨਤ ਪਵੇ ਮੈਂ ਆਪਣੇ ਹੱਥ ਝੂਠ ਬੋਲਣਾ ਵਾ ਕਰੇ ਮੁਹੰਮਦ ਰਜ਼ਾ ਦੀ ਕਰਨ ਦੇ ਸੱਚ ਹੋ ਜਾਣੀ ਹੈ ਹਾਂ ਮੈਂ ਕਿ ਮੈਂ ਆਪਣਾ ਵੀ ਲਿਆ ਨਾ ਬੰਦਾ ਵੀ ਲਿਆ ਨਾ ਸਾਹਮਣੇ ਤੇ ਗਵਾਹ ਵੀ ਲਿਆ ਨਾ ਕਿ ਕਹਿੰਦਾ ਮੈਂ ਬੁਰਾਈ ਕੀਤੀ ਉਹ ਕਹਿੰਦਾ ਮੇਰੇ ਨਾਲ ਕੀਤੀ ਸਾਡੇ ਨਾਲ ਫਿਰ ਮੁਕਾਬਲਾ ਨਹੀਂ ਕਰ ਸਕਦੇ ਨਹੀਂ ਤੁਸੀਂ ਮੇਰੇ ਵਾਸਤੇ ਨਹੀਂ ਬੰਦੇ ਦੀ ਔਲਾਦ ਕੀ ਕਰ ਰਹੀ ਸੂਰਾ ਸ਼ੀਫ ਆ ਦੇਖ ਲੋ ਕੀ ਇਹਦੇ ਔਲਾਦਾਂ ਕੀ ਪੀ ਕਰਦੀਆਂ ਨੇ ਸਾਰਿਆਂ ਦੇ ਹਾਂ ਅਸੀਂ ਔਲਾਦਾਂ ਦੇ ਮੰਨਿਆ ਮੁਰਸ਼ਦ ਨੂੰ ਮੰਨਿਆ ਯਾਰ ਸਾਡੇ ਔਲਾਦ ਵਿੱਚ ਵੇਖੋ ਦੀਨ ਹੈ ਜਦੋਂ ਵਾਦੀ ਔਲਾਦ ਦੀ ਆਏਗੀ ਫਿਰ ਔਲਾਦ ਨੂੰ ਵੇਖ ਲਿਓ ਸ਼ਰਤ ਤੁਹਾਨੂੰ ਸਮਝਾ ਦਿੱਤੀ ਨੇ ਸਾਰੀ ਬਿਲਕੁਲ ਜੁਮੇ ਜ਼ਿਆਦਾ ਮੈਂ ਐਲਾਨ ਮੈਂ ਕਿ ਭਾਈ ਗੱਲ ਸੁਣੋ ਨਾ ਮੇਰਾ ਮੇਰੀ ਬੈਤ ਟੁੱਟੀ ਨਾ ਮੈਂ ਆਪਣੇ ਸ਼ੇਖ ਆ ਜਿਹੜਾ ਕੁਝ ਕਰਨਾ ਪਹਿਲੇ ਮੇਰੇ ਨਾਲ ਕਰ ਮੈਂ ਕਿਉਂ ਹੁਣ ਕੋਈ ਰਿਕਾਰਡਿੰਗ ਵੀ ਆਉਣਾ ਕੋਲ ਮੈਂ ਕਹਿੰਦਾ ਸਾਡੀ ਬੈਤ ਟੁੱਟੀ ਜੇ ਤੇ ਨਾ ਅਸੀਂ ਬੇਦਾਰ ਆ ਸੜ ਗਈ ਦਰਵੇਸ਼ੀ ਨਾਮ ਦਾ ਸ਼ੁਕਰ ਹੈ ਅਲਹਮਦੁਲਿਲਾ ਆਸਾਬ ਸਾਡੇ ਰਹਿਣ ਪਤਾ ਨਹੀਂ ਤਾਂ ਕਿਤਾ ਕੇ ਪਿਆ ਸਾਡਾ ਆਪਣਾ ਰਹਿਣ ਬਰਬਾਦ ਬਿਲਕੁਲ ਜੀ ਗੱਲ ਹੋਣੀ ਨਾ ਬਾਹਰ ਨਹੀਂ ਸਾਡੇ ਪਾਸ ਸੁਣਨਾ ਫਰਜ਼ ਸਾਡੇ ਤੇ ਫਰੋ ਕਰ ਵੈਸੇ ਮੌਲਾ ਆ ਯਾਰ ਅਸੀਂ ਔਲਾਦ ਮਰੀਦ ਤੋਂ ਕੋਈ ਨਾ ਗੱਲ ਖਤਮ ਹੋ ਜਾਂਦੀ ਬੰਦਾ ਸਾਜੂ ਨਾ ਮਰੀਦ ਨੂੰ ਫਿਰ ਹੋਰ ਥੋੜਾ ਭਾਵੇਂ ਹੋਵੇ ਤੇ ਸਾਬਤ ਨਹੀਂ ਹੋ ਰਿਹਾ ਸ਼ਰੀਰ ਨਾਲ ਇਹ ਹੁਣ 15 10 ਦਿਨ ਹੋ ਗਏ ਮੈਂ ਦਾਵਤ ਦੀ ਆਫਸਰ ਨੂੰ ਵੱਡੇ ਹਰ ਥੋੜੀ ਦਿੱਤੀ ਆਪ ਆ ਗਏ ਜਦੋਂ ਆ ਗਿਆ ਨਾ ਇਸ ਮਾਮਲੇ 'ਚ ਇੱਕ ਗੱਲ ਵੀ ਨਹੀਂ ਮੇਰੇ ਕੋਲ ਫੋਨ ਆਇਆ ਹੈ ਜੀ ਤੁਹਾਨੂੰ ਹਰ ਸਾਹਿਬ ਕੀ ਆਖਿਆ ਕਿ ਜਿਹੜਾ ਬੰਦਾ ਉਹ ਜੀਵਨ ਲੋਧਰਾਂ ਦੇ ਨਾਲ ਤਾਲੁਕ ਰੱਖੇ ਸਾਡਾ ਬੈਤੂਤੀ ਮੈਂ ਕਿ ਝੂਠ ਹੈ ਬੰਦਾ ਹੁਣ ਪੇਸ਼ ਕਰਨਾ ਜੇ ਉਸ ਟਿਕਟ ਜਦੋਂ ਟਿਕਟ ਪੇਸ਼ ਨਾ ਕੀਤਾ ਜਾਵੇ ਅਕਸਰ ਤੇ ਉਂਝ ਝੂਠ ਗੱਲ ਨਹੀਂ ਕਰਨੀ ਮੈਂ ਕਿ ਬਿਲਕੁਲ ਝੂਠ ਹੈ ਇਸ ਮਾਮਲੇ ਹਰ ਸਾਹਮਣੇ ਕੋਈ ਗੱਲ ਹੀ ਨਹੀਂ ਕੀਤੀ ਅਸੀਂ ਕੀਤੀ ਹੈ ਨਾ ਆਪਣੇ ਕੀਤੀ ਹੈ ਅੱਜ ਤੱਕ ਬੰਦਾ ਮੂੰਹ ਤੇ ਨਹੀਂ ਲਿਆ ਆ ਕੇ ਦਰਵੇਸ਼ ਉੱਥੇ ਗੱਲ ਕੀਤੀ ਹੈ ਉਹਨਾਂ ਗੱਲ ਕੀਤੀ ਨਹੀਂ ਦੋਨੋਂ ਕੁੱਟਿਆ ਨੇ ਬਾਹਰ ਦਿੱਤੇ ਜਵਾਰੀ ਤੇ ਅੱਜ ਦਰਵੇਸ਼ ਬਾਹਰ ਕੱਢ ਦਿੱਤਾ ਦੇ ਕਿਵੇਂ ਗੱਲ ਹੈ ਮੈਂ ਕਿ ਦਰਵੇਸ਼ ਉੱਤੇ ਹੈ ਨਾ ਮੈਂ ਸਥਾਨ ਦੇ ਓਏ ਦਰਵੇਸ਼ ਅੰਦਾਜ਼ ਗਲਤ ਅੰਦਾਜ਼ ਨਾਲ ਗੁਫ਼ਤਗੂ ਕੀਤੀ ਜਾ ਕੇ ਅਸਲ ਗੱਲ ਇੰਜ ਬਣੀ ਠੀਕ ਹੈ ਅਸਲ ਇੱਕ ਤਾਲਬ ਇਲਮ ਸੀ ਉਹਨੇ ਗਾਲ ਕੱਢੀ ਅਹਿਮਦ ਰਜ਼ਾ ਸਾਹਿਬ ਨੂੰ ਛੋਟਿਆਂ ਨੂੰ ਉਹਨਾਂ ਨੂੰ ਸਾਧ ਸੁਧ ਕੇ ਬਸ ਕਹਿੰਦੇ ਵੀ ਗਾਲ ਕਿਉਂ ਕੱਢੀਏ ਤੁਸੀਂ ਇਸ ਕਿਸਮ ਦੀ ਉਸ ਆਖਿਆ ਮੈਂ ਸ਼ਰਮਗਾਹ ਚ ਗੋਲੀਆਂ ਕੱਢ ਦਿਆਂਗਾ ਇਸ ਤਰ੍ਹਾਂ ਜਾਨੀ ਗੁੱਸੇ ਨਾਲ ਉਸ ਕੀਤੀ ਇਸ ਗੱਲ ਦੀ ਤਫਤੀਸ਼ ਤਾਕੀਕ ਹੋ ਰਹੀ ਸੀ ਤੇ ਅਦਰ ਮੁਹੰਮਦ ਉਹਨਾਂ ਆਖਿਆ ਜੀ ਤੁਸੀਂ ਸਾਨੂੰ ਇੰਜ ਕਰੋਗੇ ਤੇ ਸਾਡੀ ਫਿਰ ਤੁਹਾਡੀ ਕੀ ਖਿਦਮਤ ਅਸਾਂ ਕਰਨੀ ਹੈ ਤੁਸੀਂ ਸਾਡੇ ਨਾਲ ਕੀ ਅਦਬ ਕਰਨਾ ਤੁਸੀਂ ਜਾਓ ਉਹ ਚਲਾ ਗਿਆ ਪਿੱਛੋਂ ਹੁਣ ਜੀਵਨ ਸਾਹਿਬ ਜਿਸ ਲਈ ਆਏ ਨੇ ਇਹਨਾਂ ਗੱਲ ਹੋਰ ਅੰਦਾਜ਼ ਨਾਲ ਸ਼ੁਰੂ ਕੀਤੀ ਇਹਨਾਂ ਨੂੰ ਚਾਹੀਦਾ ਸੀ ਆਪਣੇ ਬੱਚੇ ਦੇ ਮੁਤਲਕ ਗੱਲ ਕਰਦੇ ਇਹਨਾਂ ਕੋਲ ਆਰਫ ਕਿਧਰੇ ਹੋ ਆਇਆ ਸੀ ਉਥੋਂ ਇਹਨਾਂ ਆ ਕੇ ਆਖਿਆ ਜੀ ਉਹ ਆਂਦੇ ਨੇ ਇੰਜ ਕਰਦਾ ਮੁਹੰਮਦ ਇੰਜ ਕਰਦਾ ਇੰਜ ਕਰਦਾ ਇੰਜ ਕਰਦਾ ਹਜ਼ਰਤ ਸਾਹਿਬ ਨੂੰ ਗੁੱਸਾ ਚੜ ਗਿਆ ਵੀ ਜਿਹੜੀ ਤੇਰੀ ਮੁਤਲਕਾ ਗੱਲ ਹੈ ਤੂੰ ਉਹ ਕਰ ਤੂੰ ਸਾਰੇ ਜਾਣਦੀਆਂ ਗੱਲਾਂ ਫਲਾਣਾ ਜਾਂਦਾ ਫਲਾਣਾ ਜਾਂਦਾ ਕਿਉਂ ਛੇੜ ਕੇ ਬਹਿ ਗਿਆ ਤਾਂ ਹਜ਼ਰਤ ਸਾਹਿਬ ਗੁੱਸੇ ਵਾਲਾ ਅੰਦਾਜ਼ ਰੱਖਿਆ ਮਾਰ ਕੁੱਟ ਦੀ ਕੋਈ ਗੱਲ ਨਹੀਂ ਐਵੇਂ ਸਾਰੇ ਮਾਰ ਉਹ ਕੰਮ ਥਾਣੇ ਚੱਲੇ ਸੀ ਥਾਣੇ ਪਰਚਾ ਕਟਾਉਣ ਚੱਲੇ ਸੀ ਉਹ ਮੀਆਂ ਥਾਣੇ ਪਰਚਾ ਕਟਾਉਣ ਬੱਚਾ ਸੀ ਉਹ ਜਿਹਨੇ ਗੱਲ ਕੀਤੀ ਹੈ ਬੱਚਿਆਂ ਦੀ ਗੱਲ ਤੇ ਕੀ ਕਰਦੇ ਹਜ਼ਰਤ ਸਾਹਿਬ ਦੀ ਜ਼ਬਾਨ ਨਹੀਂ ਕਿਉਂਕਿ ਥਾਣੇ ਪਰਚੇ ਦੀ ਗੱਲ ਨਹੀਂ ਉਹ ਲੋਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਹਜ਼ਰਤ ਸਾਹਿਬ ਦਾ ਹਜ਼ਰਤ ਸਾਹਿਬ ਦੀ ਸਾਰੀ ਔਲਾਦ ਹੀ ਕੋਈ ਗੱਲ ਕਰੇ ਜਿਹੜੀ ਹਜ਼ਰਤ ਸਾਹਿਬ ਦੇ ਫਿਕਰ ਦੇ ਖਿਲਾਫ ਹੋਏ ਹਜ਼ਰਤ ਸਾਹਿਬ ਨੂੰ ਤਾਂ ਵੀ ਛੱਡਣਾ ਲਾਜ਼ਮ ਨਹੀਂ ਹੁੰਦਾ ਬੱਚਿਆਂ ਦੀਆਂ ਗੱਲਾਂ ਕਰਦੇ ਤੁਸੀਂ ਬਿਲਕੁਲ ਇਹ ਗੱਲ ਅਸਲ ਨੂਹ ਅਲੈਹਿਸਲਾਮ ਦਾ ਸੱਕਾ ਪੁੱਤਰ ਸੀ ਨਾਲ ਦੂਏ ਪਾਸੇ ਖੜਾ ਸੀ ਦੁਆ ਕੀਤੀ ਯਾ ਅੱਲਾ ਇਹਨਾਂ ਨੂੰ ਬਚਾ ਅੱਲਾ ਫਰਮਾਇਆ ਇਨਹੁ ਲੈਸਾ ਮੈਂ ਨਾਲੇ ਕਿੰਨਾ ਅਮਲ ਹੁਣ ਗੈਰ ਸਾਲੇ ਇਹ ਤੁਹਾਡੀ ਆਲ ਚ ਨਹੀਂ ਕਿਉਂਕਿ ਅਮਲ ਭੈੜੇ ਨੇ ਹੁਣ ਨੂਹ ਅਲੈਹਿਸਲਾਮ ਨੂੰ ਜਿਹੜੇ ਛੱਡ ਦੇਣ ਪੁੱਤਰ ਦੀ ਵਜ੍ਹਾ ਤੋਂ ਠੀਕ ਨਹੀਂ ਹਾਂਜੀ ਇਹ ਇਹ ਸਭ ਤੋਂ ਮਿਸਾਲ ਦੇ ਦਲੀਲੇ ਰੱਖੋ ਪਾ ਕੇ ਕਰਦੇ ਹੋ ਯਾਰ ਇੱਕ ਮੱਖੀ ਪੈ ਗਈ ਜੇ ਕਿ ਦੁੱਧ ਦੇ ਡਰਾਮੇ ਤੋਂ ਮੱਛਰ ਕੱਢੋ ਕਿ ਡਰਮ ਦੁੱਧ ਦਾ ਡੋਲ ਦਿਓ ਪੇ ਪਾਗਲ ਹੋ ਫਿਰ ਸਾਰਾ ਮਤਲਬ ਸਾਰਾ دین ਤਬਾਹ ਕਰਦੇ ਹੋ ਪੇ ਨਰਵੇਜ ਨਹੀਂ ਕੰਮ ਕਰਦੀ ਕਿਸਮਤ ਨਾਲ ਕੋਈ ਇਤਨਾ ਗੈਰਤਾਂ ਕੀਤਾ ਉਹ ਕਿਉਂ ਹਨ ਇਹਨਾਂ ਦੇ ਪਹਿਲੇ ਵੀ ਪਰ ਮੈਨੂੰ ਹੋਰ ਇੱਕ ਸ਼ਾਇਦ ਬੜਾ ਅਫਸੋਸ ਹੈ ਉਸਤਾਦਾਂ ਜਿਵੇਂ ਆਪਣੇ ਆਪ ਨੂੰ ਟੰਗ ਕੇ ਮੁਲਤਾਨ ਤੇ ਲੋਧਰਾਂ ਦੀਨ ਸੁਣਾਇਆ ਕਿਸੇ ਇਲਾਕੇ 'ਚ ਨਹੀਂ ਸੁਣਾਇਆ ਜਿੰਨੇ ਇੱਥੋਂ ਦੇ ਤੇ ਜਿੰਨਾ ਇੱਥੋਂ ਵਾਲਿਆਂ ਬਦਤਮੀਜ਼ੀ ਕੀਤੀ ਕਿਸੇ ਇਲਾਕੇ ਵਾਲਿਆਂ ਨਹੀਂ ਕੀਤੀ ਸੁਲਤਾਨ ਬੇਸ਼ੱਕ ਹਾਂ ਕਿਵੇਂ ਇੱਥੇ ਤੁਹਾਨੂੰ ਪਤਾ ਨਹੀਂ ਜਲਸੇ ਕਿਵੇਂ ਪੁਲਿਸ ਦੀਆਂ 4 4 5 5 ਕਮਾਂਡੋ ਦੀਆਂ ਗੱਡੀਆਂ ਭੱਜੀਆਂ ਫਿਰਦੀਆਂ ਤਾਂ ਅੱਗੇ ਪਿੱਛੇ ਪੜਨ ਵਾਲੇ ਕਾਜ਼ਮੀ ਹਰ ਸਾਰੇ ਭੈਣ ਸਾਰੇ ਦੁਸ਼ਮਣ ਸਨ ਕਮਾਂਡੋ ਦੀਆਂ ਪੰਜ ਗੱਡੀਆਂ ਉਸ ਤੇ ਨਾਈਆਂ ਨੇ ਜਿਸ ਤੇ ਨੋ ਮੌਜੂਦ ਲੱਗਾ ਜਿਹੜਾ ਹਵਾਲਿਆਂ ਦਾ ਮੈਂ ਦਿੱਤੇ ਨੇ ਉਸ ਦੇ ਬਾਵਜੂਦ ਉਹਨਾਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤਾਂ ਕਿ ਉਮਤ ਨਬੀ ਦੀ ਬਾਜਿਆ ਬਰਬਾਦੀ ਕੋਲ ਉਹਨਾਂ ਇੱਥੇ ਦੀਨ ਬਿਆਨ ਕੀਤਾ ਹਰ ਜਲਸੇ ਤੇ ਕਮਾਂਡੋ ਦੀਆਂ ਗੱਡੀਆਂ ਆਉਂਦੀਆਂ ਰਹੀਆਂ ਉਧਰੋਂ ਸ਼੍ਰੀ ਮੁਹੰਮਦ ਅਲੀ ਬਸਤੀ ਦੇ ਪੁਲਿਸ ਆਈ ਸੀ ਉੱਥੋਂ ਆਪ ਉਹਨਾਂ ਨੂੰ ਜਿਹੜੇ ਕਰਾਵਣ ਵਾਲੇ ਸਨ ਉਹ ਵੀ ਨਾਲ ਰਲ ਗਏ ਸਨ ਹਾਂ ਫਿਲਹਾਲ ਅਸੀਂ ਨਹੀਂ ਕਰਾਂਦੇ ਚਲੇ ਜਾਓ ਉਸਤਾਦ ਸਾਹਿਬ ਉੱਥੋਂ ਜਿਹੜੇ ਰਾਤੀ ਆਇਆ ਸਾਨੂੰ ਅਸੀਂ ਰਲੇ ਸੀ ਸਾਨੂੰ ਪਤਾ ਹੈ ਕਸਾਲਤ ਨਾਲ ਲੁਕਵਾ ਹੋਈ ਜਿਹੜੇ ਆਪਣੇ ਆਪ ਨੂੰ ਉਹਨਾਂ ਟੰਗ ਕੇ ਜਾਨ ਕੁਰਬਾਨੀ ਦੇ ਕੇ ਇੱਥੇ ਦੀਨ ਬਿਆਨ ਕੀਤਾ ਕਿਸੇ ਲੱਗ ਨਹੀਂ ਕੀਤਾ ਜਿਵੇਂ ਇਹਨਾਂ ਬੇਕਦਰੀ ਕੀਤੀ ਜਿਵੇਂ ਕਿਸੇ ਨਹੀਂ ਸਾਰੇ ਹਜ਼ਰਤ ਸਾਹਿਬ ਤੋਂ ਬਚਾਉਂਦੇ ਕਿਵੇਂ ਫਿਰਦੇ ਨੇ ਜਿਹੜਾ ਹਜ਼ਰਤ ਸਾਹਿਬ ਦੇ ਹੱਥਾਂ ਦਿੰਦਾ ਉਹ ਬਗੈਰਤ ਹੁੰਦਾ ਹੈ ਬੇਈਮਾਨ ਹੋ ਜਾਂਦਾ ਹੈ ਕਾਫਰ ਹੋ ਜਾਂਦਾ ਹੈ ਜਾਂ ਇਮਾਨ ਲਿਆ ਬਚਾਓ ਉਸ ਬੰਦੇ ਤੋਂ ਜਿਹੜੇ ਨੇੜੇ ਹੋ ਕੇ ਬੰਦਾ ਚੋਰ ਹੋਵੇ ਜਿਹਦੇ ਨੇੜੇ ਹੋ ਕੇ ਬੰਦਾ ਬੇਪਰਦ ਹੋਵੇ ਜਿਹਦੇ ਨੇੜੇ ਹੋ ਕੇ ਬੰਦਾ ਕਾਤਲ ਬਣੇ ਜਿਹਦੇ ਨੇੜੇ ਹੋ ਕੇ ਬੰਦਾ ਸ਼ਰਾਬੀ ਬਣੇ ਹਜ਼ਰਤ ਸਾਹਿਬ ਦੀ ਤਾਰੀਖ ਭਰੀ ਪਈ ਜਿਹੜਾ ਆਪ ਦੇ ਨੇੜੇ ਹੁੰਦਾ ਹੈ ਸ਼ਰਾਬ ਛੋੜਦਾ ਹੈ ਜੂਆ ਛੋੜਦਾ ਹੈ ਗਨਾਹ ਛੋੜਦਾ ਹੈ ਬੇਗੈਰਤੀ ਛੋੜਦਾ ਹੈ ਇਹ ਸਾਰੇ ਕੰਮ ਛੋੜਦਾ ਹੈ ਕਿਉਂ ਬਚਾਉਂਦੇ ਹੋ ਆਪ ਤੋਂ ਕੀ ਮਸਲਾ ਤੁਹਾਨੂੰ ਇਹ ਤਾਂ ਬੱਬੂ ਜਾਲੋਂ ਨਾਲਾ ਵਾਲਾ ਕੰਮ ਬਣ ਗਿਆ ਜਿਹੜਾ ਜਾਂਦਾ ਸਾਡੇ ਹਲੋਂਦਾ ਹੀ ਨਹੀਂ ਮੁੜ ਇਹਨਾਂ ਨੂੰ ਰੋਕੋ ਹੈ ਲੋਕਾਂ ਨੂੰ ਅਕਲ ਦਾ ਇਲਾਜ ਕਰਾਉਣ ਅਕਲ ਕੋਈ ਨਹੀਂ ਇਹਨਾਂ ਹੁਣ ਕਈ ਜਿਹੜੇ ਜਵਾਨ ਮੁੰਡੇ ਨੇ ਉਹ ਵੀ ਆਏ ਸੰਕਾਈ ਇਹਨਾਂ ਨੇ ਅਸਲ ਲਾਣ ਦਾ ਮਸਲਾ ਮੜਿਆ ਮੈਂ ਦੱਸਿਆ ਇਹਨਾਂ ਨੂੰ ਕੱਢ ਦਿਓ ਆਪਣੀ ਲਫਸਾਫੇ ਤੋਂ ਇਨਸ਼ਾਅੱਲਾ ਹਜ਼ੂਰ ਨਿਕਲ ਤੁਸੀਂ ਜਨਾਬ ਨੂੰ ਸਮਝਾਓ ਪੰਜਾਬ ਨਾ ਕਰੋ ਇਹੋ ਹੀ ਨੇ ਨਾਲ ਕਿਹੜੇ ਸਾਡਾ ਰਵਾਜ ਨਹੀਂ ਕਬਰਾਂ ਨੂੰ ਮੰਨਣ ਦਾ ਦੇਨ ਦੇ ਹੁਕਮ ਦੇ ਬਾਬਾ ਨਹੀਂ ਸੀ ਅਸਾਂ ਸਮਝ ਤਾਂ ਰਹੇ ਨੇ ਇਹੋ ਨੇ ਨਾ ਤੁਸੀਂ ਨਾ ਸਮਝਾਓ ਸਮਝ ਕੇ ਸਾਰਾ ਕੁਝ ਹਟੇ ਹੋ ਜੀ ਤਬਲੀਗ ਉਹਨੂੰ ਆਉਂਦੀ ਹੈ ਜਿਹੜਾ ਬੇਖਬਰ ਹੁੰਦਾ ਹੈ ਜਿਹੜਾ ਬਾਖਬਰ ਹੁੰਦਾ ਹੈ ਉਹਦੇ ਵਾਸਤੇ ਤਬਲੀਗ ਨਹੀਂ ਹੁੰਦੀ ਉਹਦੇ ਵਾਸਤੇ ਡੰਡਾ ਹੁੰਦਾ ਡੰਡਾ ਸਾਡੇ ਕੋਲ ਆ ਨਹੀਂ ਅਸੀਂ ਹਾਕਮ ਅਸੀਂ ਗੱਲ ਹੀ ਕਰ ਸਕਨੇ ਗੱਲ ਸੁਣੀ ਖੜੇ ਸਾਡੇ ਨਾਲੋਂ ਜ਼ਿਆਦਾ ਤੁਹਾਡੇ ਨਾਲੋਂ 15 ਸਾਲ ਪਹਿਲੇ ਉਹ ਆਏ ਨੇ ਇਹ ਤਫਕਰੇ ਸਾਰਾ ਕੁਝ ਸਮਝ ਕੇ ਕਰ ਰਹੇ ਨੇ ਜਿਵੇਂ ਉਹਨਾਂ ਨਾਲ ਚੰਬੜੋਗੇ ਤੁਹਾਨੂੰ ਹੋਰ ਨੁਕਸਾਨ ਦੇਣਗੇ ਬਿਲਕੁਲ ਹੀ ਗੱਲ ਹੈ ਅਬਦੁਲ ਰਸ਼ੀਦ ਸਾਹਿਬ ਇਹਨਾਂ ਦਾ ਸ਼ਾਬਾਸ ਸਾਹਿਬ ਨਾਲ ਬੜਾ ਹਜ਼ੂਰ ਤਾਲੁਕ ਹੈ ਪਾਣਾ ਯਾਨੀ ਜਿਵੇਂ ਹੁੰਦਾ ਗਹਿਰਾ ਇਹ ਤਿੰਨ ਚਾਰ ਵਜੇ ਨੇ ਫੋਨ ਕੀਤਾ ਦਾਵਤ ਦਾ ਆਪਣੇ ਵਾਸਤੇ ਤੇ ਉਹਨੂੰ ਪਤਾ ਲੱਗ ਵੀ ਸ਼ਾਹ ਸਾਹਿਬ ਆ ਰਹੇ ਨੇ ਆਪ ਦੇ ਮੁਰੀਦ ਨੇ ਬਾਲਾ ਕੀ ਦਾ ਮੇਰੇ ਕੋਲ ਬੰਦਾ ਹੈ ਅੱਲਾ ਦਾ ਬੰਦਾ ਮੇਰੇ ਕੋਲ ਉਹਨੇ ਸ਼ਬਾਜ਼ ਹੁਣ ਅਲੀਪੁਰ ਗਿਆ ਸੀ ਜੇ ਨਹੀਂ ਹੋਇਆ ਇਹ ਸਿਰਫ ਭੁੱਟਾ ਸਰਫਰਾਜ਼ ਤੇ ਦੋ ਖਰਾਬ ਹੋ ਗਏ ਪਹਿਲੇ ਵੀ ਖਰਾਬ ਖੜਿਆ ਦੂਜਾ ਬਾਤ ਦਾ ਵੀ ਮੇਰੀ ਇੱਕ ਹੋਰ ਗੱਲ ਵੀ ਦੇਣ ਚ ਰੱਖੋ ਅਦਰ ਸਾਹਿਬ ਭਾਵੇਂ ਜਾਮ ਦੇ ਬਾਰੇ ਜਾਂ ਇਹਨਾਂ ਦੇ ਬਾਰੇ ਕੋਈ ਜੁਮਲਾ ਵੀ ਬੋਲਣ ਤੁਸੀਂ ਪਰੇਸ਼ਾਨ ਨਾ ਹੋ ਅਦਰ ਸਾਹਿਬ ਦੀ ਸੋਚ ਵੱਡੀ ਹਾਂ ਬਿਲਕੁਲ ਬਾ ਆਪ ਕਹਿ ਸਕਦੇ ਨੇ ਵੀ ਯਾਰੇ ਬੰਦੇ ਠੀਕ ਨੇ ਕੋਈ ਆਸਾ ਮਸਲਾ ਨਹੀਂ ਲੇਕਿਨ ਤੁਸੀਂ ਹਕੀਕਤ ਸਾਰੀ ਸਮਝ ਲਿਓ ਤੇ ਉਹਦੇ ਵਿੱਚ ਆਪ ਜਿਹੜੀ ਜੁਮਲਾ ਅਗਰ ਬੋਲ ਦੇਣ ਤੇ ਉਹ ਉਹਦੇ ਚ ਉਹ ਠੀਕ ਹੋਏ ਉਹ ਜਿਹੜੇ ਇਤਬਾਰ ਨਾਲ ਜਿਹੜਾ ਆਪ ਉਸ ਤੇ ਇਤਬਾਰ ਨਾਲ ਬੋਲ ਰਹੇ ਨੇ ਉਸ ਵਸਤ ਨੂੰ ਮੱਦੇ ਨਜ਼ਰ ਰੱਖਦੇ ਆਇਆ ਉਹ ਠੀਕ ਹੈ ਕੋਈ ਸਾਦੇ ਇਤਿਹਾਸ ਬੋਲੇ ਇਹ ਉੱਚੀ ਨੀਵੀਂ ਗੱਲ ਬੰਦਾ ਕਿਸੇ ਵੇਲੇ ਨਾ ਵੀ ਸਮਝ ਆਵੇ ਅਦਰ ਸਾਹਿਬ ਦੀ ਉਸਤਾਦਾਂ ਦੀ ਤਾਂ ਗੱਲ ਨਹੀਂ ਬਣਾ ਲਈਦਾ ਹੁੰਦਾ ਉਹ ਬਸ਼ੀਰ ਸਾਹਿਬ ਕੋਲ ਨੇ ਮੌਲਾਨਾ ਬਸ਼ੀਰ ਸਾਹਿਬ ਕਿਹੜੇ ਨੇ ਉੱਥੇ ਹੀ ਨੇ ਉਹ ਮੁਫਤੀ ਸਾਹਿਬ ਨੇ ਉਹਨਾਂ ਦੀ ਗੱਲ ਪਹੁੰਚੀ ਹੈ ਕੀ ਕੋਈ ਕੋਈ ਕੋਈ ਜਿਸ ਤਰ੍ਹਾਂ ਨਾਲ ਕੋਈ ਔਖੀ ਗੱਲ ਕੀਤੀ ਉਹਨਾਂ ਨੇ ਮੀਆਂ ਚਿਸ਼ਤੀ ਸਾਹਿਬ ਦੇ ਉਹ ਆਪਸ ਵਿੱਚ ਮਸੇਰ ਨੇ <laughs> ਜਿਵੇਂ ਭਰਾ ਹੁੰਦੇ ਨੇ ਉੱਥੇ ਰਹਿੰਦੇ ਉੱਥੇ ਪਏ ਨੇ ਇਸੀ ਉਹਨਾਂ ਦੇ ਘਰ ਜਿਸ ਹਿਸਾਬ ਦੀ ਮਸ਼ੀਰਾਂ ਕਿਸੇ ਹਿਸਾਬ ਦੇ ਕਾਰ ਉਹਨਾਂ ਦੀ ਮਸ਼ੀਰਾਂ ਸਨ ਖਾਲਾ ਦਾ ਉਮਰ ਦਾ ਪਿਓ ਉਮਰ ਉਮਰ ਜਿਹੜਾ ਉਮਰ ਦਾ ਉਮਰ ਦਾ ਅੱਛਾ ਉਹ ਤੇ ਉਹਨਾਂ ਦਾ ਆਪਸ ਵਿੱਚ ਬਹਿ ਕੇ ਉਹ ਵੀ ਆਮ ਬੰਦੇ ਨਹੀਂ ਆਲਮ ਆਦਮੀ ਨੇ ਤੇ ਕਿਸੇ ਨੇ ਚੀਸੀ ਸਾਹਿਬ ਲੁੱਚੀ ਨਹੀਂ ਕਾ ਤਾਂ ਦੰਦ ਨੇ ਖਾਸਾਂ ਦੀਆਂ ਮਾਮਾ ਆ ਅਗੇ ਨਾਮਰਾਤ ਜਿਹੜੀ ਗੱਲ ਹੁੰਦੀ ਹੈ ਫੋਨ ਨੋਟ ਕਰਕੇ ਇਧਰ ਪਹੁੰਚਾ ਦਿੰਦੇ ਕੁਦਰ ਭੇਜ ਦਿੰਦੇ ਕੁਦਰ ਭੇਜ ਦਿੰਦੇ ਉਹ ਖਾਸਾਂ ਦੀ ਗੱਲ ਖਾਸਾਂ 'ਚ ਰਹਿਣ ਦਿਓ ਬਿਲਕੁਲ ਨਾ ਨਾ ਬਰਾਦਰੀ ਦਾ ਮਾਮਲਾ ਦੱਸੋ ਹੁਣ ਸਾਧ ਸਾਹਿਬ ਕਿਸੇ ਨੂੰ ਉੱਚੀ ਨੀਵੀਂ ਸਾਹਿਬ ਨਾਲ ਕਰ ਲੈਣੇ ਦਾ ਮਤਲਬ ਸਾਧ ਸਾਹਿਬ ਕਿਸੇ ਸਾਹਿਬ ਦੇ ਦੁਸ਼ਮਣ ਨੇ ਕਿਸੇ ਸਾਹਿਬ ਸਾਹਿਬ ਦੇ ਦੁਸ਼ਮਣ ਨੇ ਭਰਾ ਨੇ ਹਾਂ ਬਸ ਨਹੀਂ ਹੁੰਦਾ ਉੱਚੀ ਨੀਵੀਂ ਹੋ ਜਾਂਦੀ ਸੁਣਦੇ ਨਹੀਂ ਰਹਿੰਦੇ ਉੱਚੀ ਨੀਵੀਂ ਸੱਜਣਾ ਕੋਲੋਂ 100 ਵਾਰੀ ਹੋ ਜਾਂਦੀ ਸੁਣ ਸੁਣ ਕੇ ਹੁਣ ਫਿਰ ਭੁੱਲੀ ਖੜੇ ਮੌਲਮ ਜੀ ਉੱਥੇ ਰਹਿੰਦੇ ਨੇ ਉਹਨਾਂ ਸਾਦਾ ਕੋਲ ਹਾਂ ਉੱਥੇ ਹੀ ਰਹਿੰਦੇ ਨੇ ਉੱਥੇ ਰਹਿੰਦੇ ਨੇ ਤੇ ਜੇ ਕੋਈ ਗੱਲ ਉੱਥੇ ਤਾਂ ਬਦਤਮੀਜ਼ ਨੇ ਨਾਲ ਬਹਿਣ ਵਾਲੇ ਫੋਰਵਰਡ ਕਾਰਡ ਕੀਤੀ ਚੌਥੇ ਦਿਲੇ ਚ ਪਹੁੰਚਾ ਦਿੱਤੀ ਨਾਮ ਰਾਦਾ ਗੱਲ ਖਾਸਾਂ ਚੋਂ ਤੂੰ ਆਮਾ ਚ ਪਹੁੰਚਾ ਦਿੱਤੀ ਏ ਉਹ ਖਾਸਾਂ ਦੀ ਗੱਲ ਆਮਾ ਕੇ ਚੰਗੀ ਮੂਲ ਨਹੀਂ ਕਰਨੀ ਤੇ ਮਿੱਠੀ ਖੀਰ ਪਕਾ ਮੁਹੰਮਦ ਬਖਸ਼ਾ ਇਹ ਉਹ ਮੁੱਲਾ ਅੰਕਲ ਨਾ ਦਖੂ ਤੇ ਇਹਨਾਂ ਦਾ ਰੁਪਈਆ ਵੀ ਉਹ ਬਣ ਗਿਆ ਉਹ ਵੀ ਆ ਬਖਸ਼ੇ ਗਏ ਉਹ ਇਹ ਗੱਲ ਸੀ ਇਹ ਖਾਸਾਂ ਨੇ ਗੱਲ ਸੀ ਖੁਸ਼ਖਬਰੀਆਂ ਇਹ ਦਿੱਤੀ ਖਰਨ ਜ਼ਾਨੀਆਂ ਨੂੰ ਸ਼ਰਾਬੀਆਂ ਨੂੰ ਜ਼ਾਨੀ ਬਗੈਰਤਾਂ ਨੂੰ ਉਹਨੂੰ ਕੁਝ ਕੁ ਤੁਸੀਂ ਬਖਸ਼ੇ ਕਲਮਾ ਪੜ ਲਿਆ ਉਹ ਮਰੇ ਖਾਸਾਂ ਦੀ ਗੱਲ ਸੀ ਖਾਸਾਂ ਦੀ ਗੱਲ ਖਾਸਾਂ ਚ ਰਹਿਣ ਦੀ ਜੇ ਗੱਲ ਕੋਈ ਕਿਸ਼ਤੀ ਸਾਹਿਬ ਬਸ਼ੀਰ ਸਾਹਿਬ ਜੇ ਸਾਹਿਬ ਸਾਹਿਬ ਆਪਸ ਵਿੱਚ ਕਿਸੇ ਲਈ ਕੀਤੀ ਵੀ ਉਹ ਆਪਸ ਵਿੱਚ ਖਾਸ ਨੇ ਸਾਰੇ ਉਹਨਾਂ ਚ ਰਹਿਣ ਦੇ ਬਸ ਉਹ ਯਾਰ ਮਾਂ ਕੀ ਕੁਝ ਆਖ ਦਿੰਦੀ ਏ ਤੂੰ ਮੇਰਾ ਪੁੱਤਰ ਹੀ ਨਹੀਂ ਤੂੰ ਫਲਾਣਾ ਦੇਖਣਾ ਤੇ ਕੀ ਨਾਤਾ ਤੋੜ ਦੇ ਦੇ ਮਾਂ ਬਾਪ ਨਾਲ ਅੱਜ ਵਾਲਾ ਦਿਨ ਸਾਡੇ ਵਾਸਤੇ ਬਹੁਤ ਵਧੀਆ ਦਿਨ ਹੈ ਬਿਲਕੁਲ ਸਹੀ ਪੂਰੀ ਜ਼ਿੰਦਗੀ ਸਾਰੀ ਮਿਹਨਤ ਜਾਨੀ ਪਈ ਹਾਂ ਇੱਥੇ ਜੀ ਅਸਾਂ ਤੇ ਸਾਗ ਤੇ ਪਰੇਸ਼ਾਨੀ ਹੋਏ ਬੈਨ ਸਾਡਨ ਦਾ ਦਿਲ ਕਰਦਾ ਕਿਤੇ ਮੂੰਹ ਕਰ ਜੇ ਕਿਤੇ ਸੁਰੇ ਮਫੈਨ ਕਿੰਨਾ ਕਿੰਨਾ ਮੋਬਾਈਲ ਨਹੀਂ ਆ ਆ ਨਹੀਂ ਪੱਤਾ ਲੱਗੇ ਨਾ ਠੋਕੂ ਯਾਦ ਗੱਲ ਕੀਤੀ ਕਰ ਦੇਖੋ ਕਰੇ ਨਾ ਛੇੜੇ ਨਾ ਨਾ ਜੀ ਨਾ ਮੈਂ ਕਾਨੂੰਨ ਸਾਹਿਬ ਪਹਿਲੇ ਦੇਖੋ ਜੀ ਗੱਲ ਪਹਿਲੇ ਗੱਲ ਹੈ ਕਿ ਜਿਸ ਟਾਈਮ ਤੱਕ ਇਹ ਤੇ ਸਾਹਬ ਦਾ ਅਗਰ ਗੁਲਾਬ ਇਹ ਜੇ ਗੱਲ ਸ਼ੁਰੂ ਕੀਤੀ ਸਾਡਾ ਕੋਈ ਸੁਣਾ ਕੋਈ ਤਲਕ ਨਹੀਂ ਆਵੇ ਜਿਹਨੇ ਸਾਡੇ ਔਰਤਾਂ ਨੂੰ ਪਰਦੇ ਕੀਤੇ ਨੇ ਉਹਨਾਂ ਦੇ ਪਰਦਾ ਅਜੇ ਤੱਕ ਇਹਨੇ ਖਾਲੀ ਪਰਦਾ ਹੁਣ ਤੱਕ ਨਹੀਂ ਕਰਦੀ ਦੀ ਖਰਫਰਾਦ ਵਾਲੇ ਦੇ ਹਾਂ ਵੱਡਾ ਇਹਨਾਂ ਨੂੰ ਕੁਝ ਨਹੀਂ ਲਿਆ ਉਹਨਾਂ ਨੂੰ ਕੋਈ ਕਦਰ ਨਹੀਂ ਜਿਹਨਾਂ ਲਿਆ ਕੁਝ ਉਹਨਾਂ ਨੂੰ ਕਦਰ ਹੈ ਬਗਲ ਦੇ ਹੋ ਸਕਦੀ ਹਾਂ ਗੱਲ ਇਹ ਹੈ ਜਿਹਨੇ ਲਿਆ ਹੈ ਨਾ ਉਹਨਾਂ ਨੂੰ ਕਦਰ ਹੈ ਨਾਮ ਰਾਦ ਮਿੰਬਰਾਂ ਤੇ ਬਹਿ ਕੇ ਤੁਸੀਂ ਮੁਖਾਲਫਤ ਕਰਦੇ ਹੋ ਇਹਨਾਂ ਦੀ ਤੁਹਾਡੇ ਜਿਹੜਾ ਤੁਸੀਂ ਮੈਂਬਰਾਂ ਦੇ ਬਹਿ ਕੇ ਗੱਜਦੇ ਹੋ ਪੇ ਤੁਹਾਡਾ ਪਤਾ ਨਹੀਂ ਸਾਨੂੰ ਕਮੇਟੀ ਵਾਲਿਆਂ ਦੇ ਖੰਗਦੇ ਨਹੀਂ ਸੁਣਦੇ ਹਾਂਜੀ ਹਾਂਜੀ ਨਾਮ ਰਾਤ ਤੁਸੀਂ ਪੇ ਬੋਲਦੇ ਹੋ ਤੁਸੀਂ ਨਹੀਂ ਬੋਲਦੇ ਅਦਰ ਸਾਹਿਬ ਪੇ ਬੋਲਦੇ ਨੇ ਤੁਹਾਡੇ ਹਾਂ ਹਾਂਜੀ ਗਾਲੀ ਨਮਾਜ਼ ਦੇ ਕੁੱਤੇ ਤਲੇ ਹੋ ਜਾਦ ਕਮੇਟੀ ਵਾਲੇ ਗੱਲ ਪੈ ਜਾਂਦੇ ਸਣ ਇਹਨਾਂ ਦੇ ਤੇ ਯਾਰ ਕਮਾਲ ਅਗਵਾ ਬਰਾਏ ਤਵਾਨ ਹੁੰਦਾ ਨਾ ਅਗਵਾ ਅਗਵਾ ਬਰਾਇ ਨਮਾਜ਼ ਹੋਏ ਪੈ ਨੇ ਅੱਲਾ ਹੁਣ ਦਿੱਤੀ ਹਦਾਇਤ ਵੇਖੋ ਤੁਸੀਂ ਕਿੰਨੀਆਂ ਕਮੇਟੀਆਂ ਵਾਲੇ ਦੀਨ ਵਿੱਚ ਐਵੇਂ ਨੇ ਅੱਗੋਂ ਇਮਾਮਾਂ ਨੂੰ ਸਮਝਾਉਂਦੇ ਫਿਰਦੇ ਨੇ ਤੇ ਇਮਾਮਾਂ ਦੀ ਜ਼ਬਾਨ ਲੱਗ ਗਈ ਹੈ ਵੀ ਕਮੇਟੀ ਕੀ ਐਮਐਨ ਐਮਪੀ ਵੀ ਹੋਵੇ ਤੈਨੂੰ ਕੱਖ ਨਹੀਂ ਸਮਝਦਾ ਖੰਗਦਾ ਹੀ ਨਹੀਂ ਮੁਫਤੀ ਨਾਂ ਦੇ ਸਾਹਮਣੇ ਬੇਬਸ ਜੋ ਹੈ ਤੁਹਾਨੂੰ ਐਡਾ ਦੌਰ ਕਿਹਨੇ ਦਿੱਤਾ ਤੁਸੀਂ ਆਪ ਸਾਨੂੰ ਪਤਾ ਤੁਸੀਂ ਨਹੀਂ ਤੁਹਾਡੇ 'ਚ ਕੋਈ ਹੋਰ ਪਿਆ ਬੋਲਦਾ ਜਾਨ ਸਾਹਿਬ ਦੇ ਖੁਦ ਬਿਆਨ ਨੇ ਕਹਿੰਦਾ ਸੀ ਯਾਰ ਮੈਂ ਜਿਸ ਛੋਟਾ ਮੈਂ ਪੜਦਾ ਹੁੰਦਾ ਸੀ ਮੇਰਾ ਇਹ ਖਿਆਲ ਹੁੰਦਾ ਸੀ ਮੈਂ ਪੈਂਟ ਪਾਵਾਂ ਤੇ ਸੋਹਣਾ ਬਣ ਕੇ ਫਿਰਾਵਾਂ ਫਿਰ ਸਭ ਨੇ ਮਿਲੇ ਨੇ ਸ਼ੁਕਰ ਅੱਲਾਹ ਤਾਲਾ ਦਾ ਮੈਨੂੰ ਉਹਨੂੰ ਕੁਫਰ ਤੋਂ ਬਚਾ ਦਿੱਤਾ ਹੁਣ ਫਿਰ ਵਾਪਸ ਉਹ ਖਿਆਲ ਸਾਰ ਲੈ ਨੇ ਉਹ ਖੁਦ ਬਿਆਨ ਆ ਇਹਦਾ ਮਤਲਬ ਹੁਣ ਫਿਰ ਬੱਚਾ ਬਣ ਗਿਆ 50 ਸਾਲ ਉਮਰੇ ਅਜ਼ੀਜ਼ਤ ਗੁਜ਼ਾਸ਼ਤ ਮਿਜ਼ਾਜ ਤੋਂ ਅਦ ਹਾਲਤ ਤਫਲੀ ਨਾ ਗਾਛ ਸ਼ੇਖ ਸਾਹਿਬ ਫਰਮਾਉਂਦੇ ਨੇ 40 ਸਾਲਾਂ ਦਾ ਹੋ ਗਿਆ ਹਲੇ ਬੱਚਿਆਂ ਵਾਲੇ ਕੰਮ ਲਈ ਫਿਰਨੇ ਇਹ ਬੱਚਾ ਜੀ 40 ਸਾਲ ਕੋ ਨਹੀਂ ਹਜ਼ੂਰ ਬੱਚੇ ਛੋਟਾ ਸਾਡੇ ਨਾਲ 20 ਸਾਲ 28 ਸਾਲ ਦਾ ਬੱਚਾ ਜੀ ਬੱਚੇ ਨੇ ਹਜ਼ੂਰ ਮਤਲਬ ਜੀ ਮਤਲਬ ਨਹੀਂ ਵੀ 40 ਸਾਲਾਂ ਦਾ ਹੋਣ ਦਾ 40 ਸਾਲਾਂ ਦਾ ਹੀ ਹੋਇਆ ਮਤਲਬ ਵੀ ਚੰਗੀ ਭਲੀ ਉਮਰ ਹੋ ਗਈ 28 ਸਾਲ ਵੀ ਕੋਈ ਛੋਟੀ ਉਮਰ ਨਹੀਂ ਸਮਝ ਆਈ ਇਹ 28 ਸਾਲ ਕੋ ਛੋਟੀ ਉਮਰ ਨਹੀਂ ਆ ਨਾਮ ਰਾਦੋ ਸਦਾਮ ਸੈਨ ਨੇ ਕਿਉਂ ਨਾਰੇ ਮਾਰਦੇ ਸੋ ਦਾੜੀਆਂ ਰੱਖੀ ਹੋਈਆਂ ਸਨ ਤੁਸੀਂ ਐਡੇ ਸ਼ਰਾ ਤੇ ਚੱਲਣ ਵਾਲੇ ਹੋ ਅਜੇ ਤੱਕ ਤੇ ਤੁਸੀਂ ਕਲਾਮਾ ਇਕਬਾਲ ਨੂੰ ਕਲੰਦਰ ਆਖਦੇ ਰਹੇ ਹੋ ਏਡੇ ਸ਼ਰਾ ਤੇ ਚੱਲਣ ਵਾਲੇ ਇਹਨਾਂ ਨੂੰ ਸ਼ਰਾ ਯਾਦ ਆਈ ਇਹ ਇਲਾਮਾ ਇਕਬਾਲ ਨੂੰ ਹਜੇ ਤੱਕ ਕਲੰਦਰ ਆਂਦੇ ਨੇ ਜੀ ਟਾਈਮ ਤੱਕ ਵੀ ਹਾਂ ਉਹਦੀ ਦਾੜੀ ਆਇਆ ਵੇ ਤੁਹਾਨੂੰ ਇੱਥੇ ਸ਼ਰਾ ਯਾਦ ਨਹੀਂ ਇਹਦੇ ਤੁਹਾਨੂੰ ਕਿਹਨੇ ਆਖਿਆ ਸੀ ਇਹ ਕਲੰਦਰ ਹੈ ਅੰਗਰੇਜ਼ਾਂ ਦੁਸ਼ਮਣ ਮੁਸਲਮਾਨ ਜਦੋਂ ਤੁਸੀਂ ਐਡੇ ਵੱਡੇ ਬੰਦੇ ਦੀ ਗੱਲ ਇਹਦੇ ਬਾਰੇ ਬੰਦੇ ਦੀ ਗੱਲ ਤੇ ਇਤਮਾਦ ਕੀਤਾ ਇਸ ਗੱਲ ਤੇ ਇਤਮਾਦ ਨਹੀਂ ਕਰ ਸਕਦੇ ਵੈਸੇ ਵਾਸਤੇ ਕਲੰਦਰ ਤੁਹਾਡੇ ਦੁਸ਼ਮਣਾਂ ਦਾ ਦੁਸ਼ਮਣ ਹੈ ਵਾਸਤੇ ਤੁਹਾਡਾ ਦੋਸਤ ਹੈ ਸਾਡਾ ਦੁਸ਼ਮਣ ਆ ਦੁਸ਼ਮਣ ਸਾਡਾ ਦੋਸਤ ਹੈ ਅਸੂਲ ਹੈ ਅਸੂਲ ਹੈ ਯਹੂਦ ਨਸਾਰਾ ਦੇ ਹਦਰ ਸਾਹਿਬ ਦੁਸ਼ਮਣ ਨੇ ਸਾਨੂੰ ਪਤਾ ਨਹੀਂ ਸੀ ਹਾਂ ਕੋਟ ਜਗ੍ਹਾ ਬਣਾਣੀ ਮਕਾਨ ਬਣਾਣੇ ਸੈਦ ਇਮਾਮ ਅਲੀ ਸ਼ਾਹ ਸਾਹਿਬ ਦਾ ਆਪਣਾ ਰਕਬਾ ਸੀ ਆਪਣੇ ਮਕਾਨ ਸਨ ਅਜੇ ਵੀ ਅਗਾਂ ਪੋਤਰਿਆਂ ਦੋਤਰਿਆਂ ਕੋਲ ਵੀ ਚਾਰ 4 ਪੰਜ 5 ਕਿੱਲੇ ਆਨੇ ਤੇ ਨਹੀਂ ਮੁੱਕਿਆ ਅਜੇ ਤੱਕ ਰਕਬਿਆਂ ਨਾਲ ਜਗ੍ਹਾ ਨਾਲ ਬੰਦਾ ਬੇਈਮਾਨ ਥੋੜਾ ਹੁੰਦਾ ਸੈਦ ਪੀਰ ਮੇਰ ਅਲੀ ਸ਼ਾਹ ਸਾਹਿਬ ਦੇ ਅਜੇ ਤੱਕ ਵੀ ਪਏ ਰਕਬਾ ਆਪਣੀ ਜ਼ਾਤੀ ਜਗ੍ਹਾ ਸੀ ਸਾਰੇ ਹਜ਼ੂਰ ਪੰਜ ਬੱਚੇ ਨੇ ਆਪਦੇ ਉਹਨਾਂ ਪੰਜਾਂ ਵਾਸਤੇ ਕੋਠਾ ਕੋਠਾ ਪੰਜਾਂ ਵਾਸਤੇ ਉਹਨਾਂ ਪੰਜ ਮਕਾਨ ਬਣਾਏ ਨੇ ਸ਼ਹਿਰ ਨੇ ਵੀ ਜ਼ਰੂਰੀ ਸੀ ਸ਼ਾਦੀਆਂ ਕਰਨੀਆਂ ਸਨ ਕੋਈ ਕੋਠੀ ਗਏ ਨਹੀਂ ਕੋਈ ਮਾਲ ਗਏ ਨਹੀਂ ਮੈਂ ਅਫਵਾਹਾਂ ਨੇ ਸਾਰੇ ਬਾਕੀ ਸਿਰਫ ਟੈਲਾ ਵੇਂਦੇ ਨੇ ਪਏ ਉਹ ਟੈਲਾ ਦਰਵੇਸ਼ ਸੀ ਉਹਦੀ ਅੰਦਰ ਦੁਕਾਨਾਂ ਦਰਵੇਸ਼ਾਂ ਦੀਆਂ ਵਾਲੀ ਫੈਕਟਰੀ ਉਹਨਾਂ ਦੀ ਮਾਰਬਲ ਕੱਟਦੇ ਨੇ ਉਹਨਾਂ ਜਿਹਾ ਦੂਰ ਸਾਡੇ ਕੋਲ ਐਵੇਂ ਪਈਆਂ ਹੁੰਦੀਆਂ ਨੇ ਲਾ ਦੇਣੇ ਆ ਇੱਥੇ ਉਹ ਆਮ ਫਰਸ਼ ਨਾਲ ਵੀ ਘੱਟ ਖਰਚਾ ਘੱਟ ਖਰਚਾ ਹੋਣਾ ਤਾਂ ਬਲਕਿ ਫਰਸ਼ ਦਾ ਫਿਰ ਉਹਦਾ ਖਰਚਾ ਹੋਇਆ ਹੀ ਨਹੀਂ ਕਿਉਂਕਿ ਸਾਰੀਆਂ ਟੈਲਾਂ ਹੀ ਦਰਵੇਸ਼ਾਂ ਫੜਾ ਦੇ ਉਹਨਾਂ ਜਿਵੇਂ ਜਿਹੜੀਆਂ ਪਈਆਂ ਹੁੰਦੀਆਂ ਨੇ ਚਲਾ ਦਿਓ ਬਸ ਕਹਿੰਦੇ 15 ਲੱਖ ਰੁਪਏ ਦੀ ਗੱਡੀ ਕਿੱਥੋਂ ਲਈ ਉਹ ਆ ਬੈਣ ਮੈਂ ਪੁੱਛਿਆ ਮੈਂ ਕਿਹਾ ਮੈਂ ਲੈ ਉਹ ਨਹੀਂ ਖਲੀਲ ਸਾਹਿਬ ਉਹਨਾਂ ਨੇ ਕਿਸ਼ਤਾਂ ਦਿੱਤੀ 16000 ਰੁਪਏ ਦੀ ਹਾਂਜੀ 16000 ਮਹੀਨੇ ਦੀ ਕਿਸੇ ਦੂਸਰੀ ਬਾਤ ਤੇ ਸ਼ਰਨ ਵੇਖੋ ਨਾ ਤੇ ਗੱਡੀ ਹਦਰ ਸਾਹਿਬ ਦੀ ਜ਼ਰੂਰਤ ਹੈ ਜਿਵੇਂ ਹਦਰ ਸਾਹਿਬ ਦੇ ਵਲਕਾ ਬਿਮਾਰ ਬੰਦਾ ਕੋਈ ਨਹੀਂ ਆ ਸਕਦਾ ਪੈਰ ਸੋਚ ਕੇ ਏਡੇ ਏਡੇ ਹੋਏ ਹੋਏ ਤੇ ਜਿਹੜੇ ਬੰਦੇ ਤੇ ਉਵੇਂ ਹਦਰ ਸਾਹਿਬ ਦਾ ਚਿਹਰਾ ਮੁਬਾਰਕ ਵੀ ਇਸ ਤਰ੍ਹਾਂ ਫੁੱਲਿਆ ਹੋਇਆ ਬਿਮਾਰੀ ਦੀ ਵਜ੍ਹਾ ਨਾਲ ਹੱਥ ਵੀ ਸੁੱਜੇ ਹੋਏ ਨੇ ਬਾਜ਼ੂ ਹਲ ਨਹੀਂ ਸਕਦੇ ਤੁਹਾਨੂੰ ਇਹਨਾਂ ਨੂੰ ਤਾਂ ਉਵੇਂ ਸ਼ਰਮ ਆਣੀ ਚਾਹੀਦੀ ਹੈ ਵੇਖ ਕੇ ਜਿਹੜੇ ਬੰਦੇ ਨੇ ਜਵਾਨੀ ਆਪਣੀ ਸਿਹਤ ਤੁਹਾਨੂੰ ਦੀਨ ਸਮਝਾਣ ਚ ਲਾਈ ਆ ਜੋ ਮੰਜੇ ਤੇ ਹੋ ਗਏ ਨੇ ਤਾਂ ਮੂੰਹ ਖੋਲ ਲਿਆ ਇਹਦੇ ਬੰਦੇ ਵਾਸਤੇ ਤਾਂ ਨਹੀਂ ਜ਼ਰੂਰਤ ਦੁਆਵਾ ਕਰੋ ਯਾ ਅੱਲਾ ਇਹਨਾਂ ਨੂੰ ਉਠਾ ਇਹੋ ਹੀ ਕੰਮ ਕਰਨ ਜਿਹੜੇ ਪਹਿਲੇ ਕਰਦੇ ਸਨ ਸ਼ਰਨ ਜ਼ਰੂਰਤ ਹੈ ਆਵਾਜ਼ ਆ ਉੱਠ ਬੈ ਨਹੀਂ ਸਕਦੇ ਗੱਡੀ ਜ਼ਰੂਰਤ ਹੈ ਸ਼ਰਨ ਉਹਨਾਂ ਵਾਸਤੇ ਨਾਲੇ ਇਹਨਾਂ ਨੂੰ ਆਖੋ ਯਾਰ ਤੁਸੀਂ ਇੱਕ ਗੱਡੀ ਨਹੀਂ 20 ਗੱਡੀਆਂ ਕਿਸੇ ਰੱਖੀਆਂ ਹੋਣ ਯਹੂਦੋਂ ਸਾਰਾ ਦਾ ਦੁਸ਼ਮਣ ਹੋਵੇ ਅਸੀਂ ਉਹਦੀ ਖਿਦਮਤ ਵਾਸਤੇ ਤਿਆਰ ਗੱਡੀਆਂ ਤੁਹਾਨੂੰ ਪਤਾ ਹੀ ਨਹੀਂ ਇਸਲਾਮ ਕਿਹੜੇ ਉਸੂਲ ਦਿੰਦਾ ਗੱਦੀ ਨਾ ਇਹ ਜਵਾਬ ਕਿ ਬਲਾਸ ਦਿੱਤਾ ਮੈਂ ਕਿ ਸਾਡਾ ਨਿਸ਼ਾਨਾ ਸੀ ਯਹੂਦ ਸਾਰਾ ਲੜ ਰਿਹਾ ਹੁਣ ਔਰ ਮੈਂ ਤੁਹਾਨੂੰ ਦੱਸਾਂ ਜ਼ਰੂਰਤ ਦੀ ਗੱਡੀ ਰੱਖਣਾ ਸ਼ਰਾ ਜਾਇਦ ਹੈ ਇਜਾਜ਼ਤ ਦਿੰਦੀ ਜੀ ਬੇਸ਼ੱਕ ਕਿਸ ਤਰ੍ਹਾਂ ਹਰ ਦੌਰ ਦੀ ਇੱਕ ਸਵਾਰੀ ਹੁੰਦੀ ਹੈ ਸਾਹਬਾ ਇਕਰਾਮ ਘੋੜੇ ਸਵਾਰੀ ਦੇ ਰੱਖੇ ਹੋਏ ਸਨ ਇਮਾਮ ਹਸਨ ਹੁਸੈਨ ਊਂਟ ਸਵਾਰੀ ਦੇ ਘੋੜੇ ਰੱਖੇ ਹੋਏ ਸਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸਵਾਰੀ ਫਰਮਾਉਂਦੇ ਹੁੰਦੇ ਸਨ ਸਾਰੇ ਸਿਹਾਬਾਂ ਨੇ ਆਪਣੀ ਸਵਾਰੀ ਰੱਖੀ ਹੋਈ ਸੀ ਜਿਹੜਾ ਫਰਮਾਇਆ ਜਿਹੜਾ ਆਪਣੀ ਸਵਾਰੀ ਦਾ ਘੋੜਾ ਰੱਖਿਆ ਹੋਵੇ ਤੇ ਜ਼ਕਾਤ ਕੋਈ ਨਹੀਂ ਕਿਉਂਕਿ ਤੁਹਾਡੀ ਜ਼ਰੂਰਤ ਹੈ ਦਾਖਲ ਹੈ ਜ਼ਕਾਤ ਨਿਸਾਬ ਸ਼ਮਾਰ ਨਹੀਂ ਹੁੰਦਾ ਮਾਲੂਮ ਹੈ ਸ਼ਰਾਂ ਨੇ ਉੱਥੇ ਛੂਟ ਦਿੱਤੀ ਹੈ ਕੰਮ ਦੀ ਇਜਾਜ਼ਤ ਹੈ ਤਾਂ ਹੁਣ ਇਸ ਦੌਰ ਦੀ ਇਹ ਸਵਾਰੀ ਹੈ ਜਿੰਨੀ ਕਿਸੇ ਦੀ ਜ਼ਰੂਰਤ ਹੈ ਮੋਟਰਸਾਈਕਲ ਮੋਟਰਸਾਈਕਲ ਰੱਖਦਾ ਕਿਤੇ ਦੀ ਮਹਿਰਾਨ ਲੋੜ ਹੈ ਉਹ ਰੱਖੇ ਇਹਦੀ ਵੱਡੀ ਲੋੜ ਹੈ ਇਹ ਫੈਡਰੇਸ਼ਨ ਤਾਂ ਰੱਖੀ ਫੈਡਰਨ ਗਲੀਆਂ ਗੁੱਡਿਆਂ ਦੀਆਂ ਉਹ ਹੁਣ ਹਾਂ ਬਰਾਦਰ ਨਿੱਕੀਆਂ ਨਿੱਕੀਆਂ ਵੱਡੀ ਗੱਲ ਵੇਖੋ ਸਹੀ ਤੁਹਾਨੂੰ ਕਫਰ ਤੋਂ ਬਚਾਇਆ ਨੇ ਕਿ ਨਹੀਂ ਬਚਾਇਆ ਨੇ ਤੁਹਾਨੂੰ ਤੁਹਾਡੇ ਦੁਸ਼ਮਣ ਦੇ ਦੁਸ਼ਮਣ ਹੈਣ ਕਿ ਨਹੀਂ ਬਸ ਮੇਰੇ ਨਾਲ ਗੱਲ ਕੀਤੀ ਨੇ ਮੈਂ ਕਿ ਯਾਰ ਕੋਈ ਜਿਹਦਾ ਬੰਦਾ ਦੱਸੋ ਜਿਹਦਾ ਹਜ਼ਰਤ ਸਾਹਿਬ ਨਾਲ ਤਾਲੁਕ ਨਾ ਹੋਵੇ ਸੁਣੋ ਵੀ ਗੱਲ ਸੁਣੋ ਹਜ਼ਰਤ ਸਾਹਿਬ ਨਾਲ ਤਾਲੁਕ ਨਾ ਹੋਵੇ ਤੇ ਹਜ਼ਰਤ ਸਾਹਿਬ ਦੇ ਅੱਧ ਜਿੰਨਾ ਦੀਨ ਬਿਆਨ ਕਰਦਾ ਹੋਵੇ ਤੇ ਮੈਂ ਉਹਦੀ ਖਿਦਮਤ ਵਾਸਤੇ ਤਿਆਰ ਹਾਂ ਯਾ ਦੱਸੋ ਸਾਨੂੰ ਕੋਈ ਦਾ ਬੰਦਾ ਛੱਡਣ ਨੂੰ ਛਡਾਉਣ ਨੂੰ ਬੜੇ ਤੇਜ਼ ਹੋ ਨਾ ਅੱਗੇ ਦੱਸੋ ਕਿੱਧਰ ਲੈ ਕੇ ਜਾਓਗੇ ਅੱਗੇ ਕੋਈ ਬੰਦਾ ਦੱਸੋ ਸਾਨੂੰ ਆ ਵੀ ਅਸੀਂ ਚਲੇ ਜਾਈਏ ਚਲੋ ਯਾਰ ਕੋਈ ਉੱਥੇ ਚਲੇ ਜਾਈਏ ਛਡਾਉਣ ਨੂੰ ਬੜੇ ਤੇਜ਼ ਹੋ ਨਾ ਤੁਹਾਡੇ ਨੂੰ ਅਸੀਂ ਮਰੀਦ ਹੋ ਨਹੀਂ ਸਕਦੇ ਇੱਥੇ ਰਹੇ ਅਸਾਂ ਹੁਣ ਸਾਨੂੰ ਦੱਸੋ ਅਗਲਾ ਬੰਦਾ ਮੈਂ ਦਰਵੇਸ਼ ਕੇ ਤੂੰ ਸ਼ੁਰੂ ਕਰ ਮੈਂ ਮੁਰੀਦੀਅਤ ਤੋਂ ਆਣਾ ਪਹਿਲੇ ਬਹਿਤ ਕਰ ਮੈਨੂੰ ਹੁਣ ਜਸਾ ਹੋਰ ਮੇਰੇ ਕੋਲ ਮੁਸ਼ਕਿਲ ਹੈ ਕੋਈ ਨਹੀਂ ਤੂੰ ਵੀ ਮਰ ਮੈਨੂੰ ਸੋਚਿਆ ਹੋਣਾ ਵੀ ਐਵੇਂ ਜਦੋਂ ਬੰਦੇ ਸਾਡੀ ਖidmat ਕਰਦੇ ਮੁਰੀਦ ਹੋ ਗਿਆ ਤੇ ਮੁਰੀਦ ਪੀਰ ਦੇ ਗੱਲ 'ਚ ਫਸ ਜਾਣ ਯਹੂਦ ਨੂੰ ਨਸਾਰਾ ਨਿਸ਼ਾਨਾ ਸਨ ਬਸ ਮੁੜ ਕੇ ਨਾ ਪਿੱਛੇ ਬੈੜੀ ਬੰਦੂਕ ਰਾ ਉਧਰ ਵੀ ਸਾਨੂੰ ਨਹੀਂ ਬਦੂਰ ਨੂੰ ਪੈ ਗਏ ਹਾਂ ਮਰਕਜ਼ ਨੂੰ ਮੈਂ ਕਿਹਾ ਤੁਸੀਂ ਲੜ ਰਿਹਾ ਯਹੂਦ ਉਧਰ ਨਸਾਰਾ ਨਾਲ ਲੜ ਰਿਹਾ ਔਰ ਬਸ ਕਰੋ ਲੜ ਰਿਹਾ ਤੁਹਾਡੀ ਫਤਹ ਹੋ ਗਈ ਹੈ ਡੰਡੇ ਲਾਓ ਇਹ ਉਹਨੂੰ ਇਮਾਨ ਦੇ ਹਿੱਸਾ ਸਮਝਦੇ ਨਾ ਬਰਾਦੇ ਇੱਥੇ ਪੜਾਉਣ ਲੱਗਾ ਤੇ ਮੁਲਤਾਨ ਹਿੱਸਾ ਸਮਝਦੇ ਜਾਂਪਤ ਨੇ ਕਿਹੜਾ ਮਦਰਸਾ ਤੈਨੂੰ ਪਤਾ ਹੁਣ ਤੇ ਮੁਲਤਾਨ ਦਾ ਬੱਲੇ ਕੋਈ ਹੋਣਾ ਉਹ ਕੋਈ ਨੈਚਰੀ ਵਾਲਾ ਮੈਨੂੰ ਦੱਸਦਾ ਕਿ ਦੱਸੀ ਨਾ ਨਾ ਸਟੇਟ ਏਰੀਆ ਸਟੇਟ ਏਰੀਆ ਮੈਨੂੰ ਦੱਸਣਾ ਨਹੀਂ ਨਹੀਂ ਤੇ ਮੇਰਾ ਫਤਵੇ ਲੱਗ ਜਾਣਾ ਮੇਰੇ ਤੇ ਉਹ 10 15 ਦਿਨ ਤਰਖਾਂ ਦੀ ਵਾਹ ਲੱਗ ਗਈ 10 15 ਦਿਨ ਬਾਅਦ ਮੁਹਤਮ ਮਿਸਨਾ ਉਹ ਮੁੰਡਿਆਂ ਨੂੰ ਪਤਾ ਨਹੀਂ ਕਿਤਨ ਬੁਰਾਈ ਕਰਦਾ ਮੋਤਮ ਜਿਹੜਾ ਪੜਾਉਂਦਾ ਸੀ ਨਾ ਵਿੱਚ ਉਸਤਾਦ ਉਹਦੇ ਬੱਚਿਆਂ ਬਦਕਾਰੀ ਕਰਦੇ ਸੀ ਉਹ ਜਨਾਬ ਸਵੇਰ ਫੱਡਾ ਪੈ ਗਿਆ ਫਲਾਣਾ ਸ਼ੋਏ ਇਸ ਤਰ੍ਹਾਂ ਹੋ ਗਿਆ ਇਸ ਮੈਂ ਕਤਲ ਕਰਨਾ ਵੀਡੀਓ ਬਣਾਉਣਾ ਉਹ ਸਭ ਤੋਂ ਬਾਤਾਂ ਬਾ ਕਰਕੇ 5-7 ਦਿਨ ਪਹਿਲਾਂ ਮਾਰਨ ਦਾ 10 ਦਿਨ ਪਹਿਲਾਂ ਮੇਰਾ ਸਬਨ ਕਰਦਾ ਉਹ ਤਾਂ ਪੜਾ ਰਹੀ ਹੈ ਉਹ ਕਹਿੰਦੇ ਉਹ ਲੋਕੀ ਕਹਿੰਦੇ ਤੂੰ ਹੈ ਮਨੋ ਸਾਡਾ ਅਮਰ ਸਦਰਾ ਲੈ ਗਏ ਉੱਥੇ ਹੁਣ ਮੁੱਤ ਮੇ ਜਿਹੜਾ ਕੰਜਰ ਖੁਦ ਜਿਹੜਾ ਬੱਚਾ ਉਸਤਾਦ ਕਾਰੀ ਦੇ ਬੱਚੇ ਨੂੰ ਪੈ ਗਿਆ ਜਿਹੜਾ ਪੜਾਉਂਦਾ ਸੀ ਵਿੱਚ ਯਾਨੀ ਕਿ ਦੇਸਾਂ ਸ਼ਰੀਤ ਪੜਾਉਂਦਾ ਹੁੰਦੇ ਉਹਦੇ ਬੱਚੇ ਨੂੰ ਬਦਕਾਰੀ ਕਰਦਾ ਸਾਰਾ ਪੜਿਆ ਗਿਆ ਸਾਰਾ ਬੁਰਾ ਹਾਲ ਇਹ ਕੰਮ ਹੋ ਗਿਆ ਇਹ ਗਿਆ ਉੱਥੇ ਪਾਕ ਪਤਨ ਸ਼ਰੀਰ ਤੇ ਗਰੀਨ ਕਰਨ ਇੱਕ ਵਾਰੀ ਉੱਥੇ ਖਾਣੇ ਦੇ ਦੌਰਾਨ ਇੱਕ ਬੰਦੇ ਗੱਲ ਕੀਤੀ ਜੀ ਕੋਈ ਪਤਾ ਨਹੀਂ ਕੀ ਗੱਲ ਕੀਤੀ ਉਹ ਮਿਰਜ਼ਾ ਨਹੀਂ ਸੀ ਹਾਂ ਜੀ ਉਸਤਾਦਾਂ ਦੇ ਬਾਰੇ ਪੁੱਛੀ ਗੱਲ ਅੱਗੋਂ ਗੱਲ ਗੱਲ ਹੋਰ ਸੀ ਉਸਕੀ ਅੱਗੋਂ ਫਟ ਬੋਲੇ ਆਂਦੇ ਤੁਸੀਂ ਚਿਸ਼ਤੀ ਸਾਹਿਬ ਨੂੰ ਨਬੀ ਮੰਨਦੇ ਹੋ ਹਾਲਾਂਕਿ ਗੱਲ ਨਾ ਕਿਸੇ ਸਾਹਿਬ ਦੀ ਹੋਈ ਤੁਸੀਂ ਰਸੂਲ ਬਣਾਇਆ ਹੋਇਆ ਉਹ ਅੱਗੋਂ ਬੰਦਾ ਵਾਵਾ ਸੀ ਉਹਨੇ ਅੱਗੋਂ ਜਵਾਬ ਦਿੱਤਾ ਫਿਰ ਇੱਕ ਹੋਰ ਅਲੀਆ ਮਨ ਸਾਡੇ ਤੋਂ ਰੇਖ ਸਨ ਉੱਥੇ ਆਪਣੇ ਭਾਈ ਉਹਨਾਂ ਫਿਰ ਉਹਨੂੰ ਦੋਵਾਂ ਨੂੰ ਠੰਡਾ ਕਰ ਛੱਡਿਆ ਉਹਨਾਂ ਆਖਿਆ ਦੁਸ਼ਮਣ ਵੀ ਬੈਠੇ ਨੇ ਤਮਾਸ਼ਾ ਵੇਖਣਗੇ ਇਹਦੇ ਸਵਾਸਤੇ ਦਾ ਇੱਥੇ ਤੇ ਰਸ਼ੀਦ ਸਭਾ ਇਹ ਗੱਲ ਅਕਸਰ ਕਹਿੰਦੇ ਹੁੰਦੇ ਨੇ ਅਸੀਂ ਨਬੀ ਨਹੀਂ ਮੰਨਿਆ ਹੁੰਦਾ ਇਹ ਅੰਦਾਜ਼ ਹੈ ਅਕਸਰ ਇਹਨਾਂ ਯਾਰ ਇਹ ਦੱਸੋ ਤੁਸੀਂ ਗੱਲ ਤੇ ਸੁਣੋ ਮੇਰੀ ਨਬੀ ਤਾਂ ਹਜ਼ਰਤ ਸਾਹਿਬ ਨੂੰ ਉਹ ਮੰਨੇ ਨਾ ਜਿਹਨੂੰ ਹਜ਼ਰਤ ਸਾਹਿਬ ਸ਼ਰੀਅਤ ਦੇ ਖਿਲਾਫ ਦੱਸਣ ਗੱਲ ਤੇ ਆਖਣੇ ਮੈਂ ਖਿਲਾਫ ਸ਼ਰਾ ਗੱਲ ਕਰਨ ਤਾਂ ਆਖਣ ਇਹ ਮੰਨ ਤੇ ਫਿਰ ਤਾਂ ਹੋ ਗਿਆ ਹਜ਼ਰਤ ਸਾਹਿਬ ਨਬੀ ਤੇ ਕੋਈ ਇੰਜ ਦੀ ਗੱਲ ਅੱਜ ਤੱਕ ਦੱਸੇ ਸਾਨੂੰ ਜਿਹੜੀ ਹਜ਼ਰਤ ਸਾਹਿਬ ਨੇ ਸ਼ਰੀਅਤ ਦੇ ਖਿਲਾਫ ਆਖੀ ਹੋਵੇ ਤੇ ਫਰਮਾਇਆ ਹੋਵੇ ਨਾ ਮੰਨੋ ਜਾ ਹਜ਼ੂਰ ਇਹ ਗੱਲ ਫੜੀ ਕਹਿੰਦੇ ਨੇ ਕਿਵੇਂ ਬਣ ਗਿਆ ਉਹ ਹਜ਼ੂਰ ਇਹ ਕਹਿੰਦੇ ਨੇ ਕਿ ਹਜ਼ਰਤ ਸਾਹਿਬ ਕਹਿੰਦੇ ਨੇ ਕਿ ਜਿਹਨੇ ਮੇਰੇ ਚ ਮੁਹੰਮਦ ਰਜ਼ਾ ਚ ਫਰਕ ਸਮਝਿਆ ਉਹਨੂੰ ਫੈਜ਼ ਨਹੀਂ ਮਿਲ ਸਕਦਾ ਮੀਆਂ ਠੀਕ ਆਂਦੇ ਨੇ ਦਲੀ ਸਾਦੋਦੀਨ ਸਾਹਿਬ ਦੀ ਰਿਕਾਰਡਿੰਗ ਇਸੇ ਨਾਲ ਕੋਲ ਮੌਜੂਦ ਹੈ ਤੁਹਾਡੇ ਕਾਰੀ ਸਾਹਿਬ ਜਿਹੜੇ ਬੰਦੇ ਇਹ ਯਾਰਫ ਤੇ ਦੂਆ ਸਮੀ ਜਿਹੜਾ ਨਾ ਇਹਨਾਂ ਨੂੰ ਉਹਨਾਂ 3 ਘੰਟੇ ਬਹਿ ਕੇ ਨਾ ਆਖਿਆ ਲਿਆਓ ਜਿਹੜੇ ਤੁਹਾਡੇ ਸ਼ਾਹਿਦ ਨੇ ਗਵਾਹ ਨੇ ਉਹ ਲਿਆਓ ਇੱਥੇ ਅਸੀਂ ਫੈਸਲਾ ਕਰੀਏ ਰਿਕਾਰਡਿੰਗ ਇਹਨਾਂ ਨੂੰ ਸੁਣਾਓ ਸਾਦੁਦੀਨ ਸਾਹਿਬ ਪੂਰੇ ਕੋਸ਼ਿਸ਼ ਨਾਲੇ ਨਾ ਕਰੋ ਨਾ ਕੋਈ ਗਵਾਹ ਨਾ ਕੋਈ ਸ਼ਾਹਿਦ ਇਹਨਾਂ ਫਿਰ ਤੋਬਾ ਕੀਤੀ ਰੋਏ ਉੱਥੇ ਮਾਫੀ ਮੰਗੀ ਨੇ ਸਾਧ ਸਾਹਿਬ ਕੋਲੋਂ ਵੀ ਸਾਡੇ ਕੋਲ ਗਲਤੀ ਹੋ ਗਈ ਹੈ ਕੋਈ ਜਵਾਬ ਨਾ ਬਣਿਆ ਨਾ ਅਦਰ ਸਾਹਿਬ ਫਿਤਨੇ ਨੂੰ ਫਰੋ ਕਰਨਾ ਚਾਹੁੰਦੇ ਨੇ ਹੁਣ ਇਹ ਦੱਸੋ ਅਦਰ ਸਾਹਿਬ ਆਖਣ ਮੇਰੇ ਦਰਦਾਰ ਸਾਹਿਬ ਦੇ ਦਰਮਿਆਨ ਕੋਈ ਤਲਕ ਨਹੀਂ ਤੇ ਲੋਕ ਇਹਦਾ ਕੀ ਮਤਲਬ ਕੱਢਣਗੇ ਲੋਕ ਇਹੋ ਆਖਣ ਹੋ ਵੀ ਆਪੇ ਪੁੱਤਰ ਉਹ ਨਹੀਂ ਅਗਰ ਫਿਰ ਹੋਇਆ ਲੋਕ ਆਖਣਗੇ ਪੁੱਤਰ ਨੇ ਕੰਮ ਕੀਤਾ ਤਾਂ ਹਜ਼ਰਤ ਸਾਹਿਬ ਨੇ ਛੱਡਿਆ ਤੇ ਗੁਨਾਹ ਦੀ ਮਸ਼ਹੂਰੀ ਤੇ ਫਿਰ ਹੋ ਗਈ ਇਹਨਾਂ ਹੀ ਜਿਹੜੇ ਭੱਜੇ ਫਿਰਦੇ ਨੇ ਇਹਨਾਂ ਹੀ ਆਖਣਾ ਲੋਕਾਂ ਨੂੰ ਆ ਵੇਖਿਆ ਨੇ ਨਾ ਨਾ ਉਹ ਆਖਿਆ ਸੀ ਨਾ ਵੇਖਿਆ ਨਹੀਂ ਨਾ ਤੁਹਾਨੂੰ ਆਖਿਆ ਸੀ ਨਾ ਲਾ ਯੁਹਿਬੁੱਲਾਹ ਜਾਰਾ ਵਾਲਾ ਕੰਮ ਤਾਂ ਫਿਰ ਗਿਆ <laughs> ਨਹੀਂ ਮੈਨੂੰ ਆਖਿਆ ਨੇ ਉਹ ਸ਼ਰੀਫ ਮੁੰਡਾ ਇੱਕ ਦੁਨੀਆ ਦੀ ਵਸਤੀ ਦਾ ਉਹ ਕਹਿੰਦੇ ਪੇੜ ਲਾ ਲਓ ਮੈਂ ਗਿਆ ਮੈਂ ਕਿਹਾ ਲਾ ਬਈ ਪੇੜ ਆ ਜਾ ਇੱਥੇ ਆ ਜਾ ਮੈਂ ਖੁਦ ਅੱਲਾਹ ਮਾਫ ਕਰੇ ਮੈਂ ਕਿਹਾ ਇਹਨੇ ਖੁਦ ਬਰਵਾਇਆ ਬੋਲ ਮੈਂ ਕਿਹਾ ਅੱਲਾਹ ਲੈ ਮੈਨੂੰ ਕਹਿੰਦੇ ਮੇਰੇ ਕੋਲ ਵੀਡੀਓ ਮੈਂ ਕਿਹਾ ਫਿੱਟੇ ਮੂੰਹ ਤੇਰੇ ਤੂੰ ਕਹਿੰਦੇ ਪਿੜ ਲਾ ਲੈ ਵੀਡੀਓ ਮੈਂ ਨਹੀਂ ਅੱਲਾਹ ਕਰਮ ਤੇਰੀ ਕੋਈ ਆ ਗੱਲ ਦੱਸ ਕਹਿੰਦੇ ਨੇ ਵੀਡੀਓ ਹੈ ਮੈਂ ਕਿਹਾ ਪਿੜ ਲਾਣ ਵਾਲੀ ਗੱਲ ਨਹੀਂ ਇਹ ਵੀਡੀਓ ਤੂੰ ਭਰੀਏ ਕਹਿੰਦੇ ਨਹੀਂ ਮੈਂ ਕਿ ਜਿਹਨੇ ਭਰੀ ਉਹਨੂੰ ਲਿਆ ਓਏ ਹੁਣ ਤਾਂ ਨੁਕਸਾਨ ਇਹਨਾਂ ਆਪਣਾ ਵੱਡਾ ਕੀਤਾ ਮੈਂ ਸਭ ਦੱਸਿਆ ਵੀ ਇਹ ਦੇਖੋ ਕਿ ਜਿਹਨੂੰ ਹੁਣ ਦਾ ਦੱਕ ਦੱਸਿਆ ਉਹਨੇ ਸਰਫਰਾਜ਼ ਨੇ ਅਸਾਂ ਜਿਹਨੇ ਘਰ ਹੀ ਦੱਸ ਦਿੱਤਾ ਹੈ ਬਸ ਨਹੀਂ ਪੀਰਪੁਰ ਮੰਦੇ ਉਹਨਾਂ ਦੇ ਕੰਮ ਨੇ ਫਲਾਣੇ ਨੇ ਮੇਰੇ ਅੱਬੇ ਨੇ ਆਖਿਆ ਪੁੱਤਰਾ ਮੈਂ ਤੈਨੂੰ ਪਹਿਲੇ ਆਖਿਆ ਬੜੇ ਖਤਰਨਾਕ ਬੰਦੇ ਨੇ ਇਹ ਸਕੂਲਾਂ ਫੜੋ ਨੇ ਤੂੰ ਸਾਡੇ ਪੀਰ ਦਾ ਮਰੀਦ ਹੋ ਜਾ ਉਹ ਜਿਹੜਾ ਅੱਗੇ ਉਹਨਾਂ ਦਾ ਪੀਰ ਹੋਸ਼ੀ ਹੈ ਮੈਂ ਕਿਹਾ ਉਹ ਬਗੈਰਤਾ ਹੁਣ ਇਸ ਦੀਨ ਫੈਲਾਇਆ ਲੈਣ ਤੇ ਹੁਣ ਉਹ ਜਾ ਕੇ ਮਰੀਦ ਲੈਣ ਦੀ ਆ ਤੂੰ ਇਹ ਦੀਨ ਫੈਲੇਗਾ ਲੈਣ ਤੇ ਤੂੰ ਕਿੱਡਾ ਵੱਡਾ ਕੁਫਰ ਕੀਤਾ ਤੂੰ ਹੋ ਮਰੀਦ ਉਹਨਾਂ ਦਾ ਬਗੈਰਤਾ ਹਾਂ ਅੱਜ ਤਾਂ ਸ਼ੀਏ ਦਾ ਮਰੀਦ ਹੋਣਾ ਮੁੜ ਕੀ ਕਰਨਾ ਹੁਣ ਹੋ ਤੇ ਤੇਰੀ ਇੱਜ਼ਤ ਬਣੀ ਤੇਰੇ ਘਰ ਦੇ ਅੰਦਰ ਉਹ ਮਰਦਾਂ ਸੋ ਗੱਲਾਂ ਖਾਸਾਂ ਜੀ ਹੋ ਜਾਂਦੀ ਕੋਈ ਦੇਖੋ ਕੋਈ ਨਤੀਜਾ ਨਿਕਲੋ ਕੋਈ ਖਮੋਸ਼ ਹੋ ਕੋਈ ਵੱਡੇ ਵੀ ਹੈਣ ਸਾਡੇ ਵੱਡਾ ਨਿੱਕਾ ਕਰੋ ਯਾਰ ਕੋਈ ਗੱਲ ਤੁਹਾਨੂੰ ਸਮਝਾ ਦੇ ਨਾ ਬਰਾਦੋ ਤੁਹਾਡੇ ਅੱਜ ਤੱਕ ਦੀਨ ਦੀ ਖੈਰ ਕਹੀ ਕੀਤੀ ਹੁਣ ਤੁਹਾਡਾ ਦੀਨ ਬਰਬਾਦ ਕਰਨ ਤੇ ਤੁਲੇ ਹੋਏ ਨੇ ਅਦਰ ਸਾਹਿਬ ਤੋਂ ਸਾਹਿਬ ਮੈਂ ਬੰਦੇ ਵੇਖਨੇ ਅੱਲਾ ਦੀ ਕਸਮ ਲੱਖਾਂ ਪਤੀ ਆ ਕੇ ਇੱਕ ਬੰਦਾ ਸੀ ਉਹਨਾਂ ਲਿਆ ਉਹਨਾਂ ਨੇ ਕਿਹਾ ਨਾ ਪੁਲਿਸ ਸਟਾਫ ਮੇਰੇ ਤੋਂ ਡੋਲ ਗਿਆ ਸਵੇਰੇ ਵੀ ਉਹਨੇ ਬਰਿਆਨੀ ਕਦੇ ਮੁਰਗਾ ਆ ਰਿਹਾ ਜੀ ਬਰਾਇਲਰ ਆ ਰਿਹਾ ਜੀ ਫਲਾਣੀ ਸ਼ਾ ਆ ਰਹੀ ਹੈ ਦਰਵੇਸ਼ ਹੁੰਦੇ ਸਨ 25 ਤਰੀਕ ਤੱਕ ਮੈਨੂੰ ਦੁਪਹਿਰੇ ਵੀ ਖਾਣਾ ਆ ਰਿਹਾ ਜੀ ਸ਼ਾਮ ਆ ਰਿਹਾ ਜੀ ਤੀਸਰੇ ਦਿਨ ਫਲਾਣੀ ਸ਼ਾ ਪਾਕੀ ਨਵੀਂ ਨਵੀਂ ਸ਼ਾ ਪਕਾਵੇ ਜਨਾਬ ਪਕਾਵੇ ਸਾਧਨ ਲੈ ਗਿਆ ਜੀ 1 ਲੱਖ ਦੀ ਕਿਤਾਬਾਂ ਇੱਕ ਵਾਰ ਲੈ ਦਿੱਤੀਆਂ ਸੁਸਰੇ ਦਾ 1 ਲੱਖ ਅਜ ਦਾ 10 ਲੱਖ ਸੀ ਅੱਛਾ ਫਿਰ ਜਨਾਬ ਇਹ ਹੈ ਉਹ ਹੈ ਗੱਡੀਆਂ ਦੋ ਸਨ ਉਹਦੇ ਕੋਲੇ ਟੂਟੀਆਂ ਉਸਲੇ ਨਵੀਆਂ ਨਵੀਆਂ ਉਸਲੇ ਨਿਕਲੀਆਂ ਸਨ ਜਿੱਧਰ ਚਾਹੀਦੀ ਹੋਵੇ ਜੀ ਚਲੋ ਜੀ ਉਸਤਾਦ ਨੂੰ ਕਿਸੇ ਆ ਕੇ ਦੱਸਿਆ ਜੀ ਮਸਜਿਦ ਦੇ ਵਿੱਚ ਲਿਖਿਆ ਹੋਇਆ ਸੀ ਅਸਲਾਤੁ ਵਸਲਾਮ ਅਲੈਕਾ ਨਾ ਨਾ ਯਾ ਅੱਲਾ ਯਾ ਰਸੂਲ ਅੱਲਾ ਵਿੱਚ ਲਿਖਿਆ ਸੀ ਅਸਲਾਤੁ ਵਸਲਾਮ ਅਲੈਕਾ ਯਾ ਰਸੂਲ ਅੱਲਾ ਵਾਲਾ ਆਲਿਕਾ ਵਾ ਕਾ ਯਾ ਹਬੀਬ ਅੱਲਾ ਇਹਨੇ ਵਿੱਚੋਂ ਫੱਟੀ ਚੋ ਮਸ਼ੀਨ ਨਾਲ ਕਾ ਕਟਾ ਕੇ ਫੱਟੀ ਜੁੜਵਾ ਦਿੱਤੀ ਸਹਾਬਾ ਨੂੰ ਵਿੱਚੋਂ ਕੱਢ ਦਿੱਤਾ ਸਾਦਾ ਇਸ ਗੱਲ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਤੇ ਸ਼ਮੂਨ ਸਾਹਿਬ ਨਹੀਂ ਜੀ ਜੀ ਸ਼ਮੂਨ ਸਾਹਿਬ ਉਹ ਕਰਦਾ ਸੀ ਫਰਸ਼ ਦੀ ਲਕੜਾਈ ਦਾ ਕੰਮ ਤੇ ਵਟਿਆਂ ਦੀ ਕਟਾਈ ਦਾ ਉਹਨੇ ਕੋਸ਼ਿਸ਼ ਕੀਤੀ ਪਤਾ ਲੱਗਾ ਵਾਕਈ ਨੇ ਸਾਬਕਾ ਕਟਾਇਆ ਵਿੱਚ ਉਸਤਾਦਾ ਕੀ ਕੀਤਾ ਉਸਤਾਦਾ ਸੈਯਦਨਾ ਅਮੀਰ ਮਾਵੀਆ ਦਾ ਮੌਜੂ ਤਿਆਰ ਕਰ ਦਿੱਤਾ ਬਿਆਨ ਕਰਨ ਵਾਸਤੇ ਉਸ ਬੰਦੇ ਦੇ ਬਾਰੇ ਪਤਾ ਲੱਗਾ ਫਿਰ ਦੂਸਰੇ ਦਿਨ ਅੱਗੋਂ ਵੀ ਇਹ ਸੈਯਦਨਾ ਅਮੀਰ ਮਾਵੀਆ ਦੇ ਖਿਲਾਫ ਹੈ ਬਾਕੀ ਸਹਾਬਾ ਦੇ ਖਿਲਾਫ ਵੀ ਕੁਝ ਨਾ ਕੁਝ ਅੰਦਰੋਂ ਰੱਖਦਾ ਜਦੋਂ ਸੈਯਦਨਾ ਅਮੀਰ ਮਾਵੀਆ ਦਾ ਮੌਜੂ ਚੱਲਿਆ ਉਸਤਾਦ ਸਾਹਿਬ ਬਲਾ ਬਿਆਨ ਕਰਦੇ ਗਏ ਕਰਦੇ ਗਏ ਹੋਰ ਹੁਣ 5 ਮਿੰਟ ਰਹਿੰਦੇ ਸਨ ਇਧਰ ਮੋੜਾ ਸੈਯਦਨਾ ਅਮੀਰ ਮਾਵੀਆ ਦੇ ਪਾਸੇ ਨਾਲ ਉਹ ਤੋਂ ਤਬਸਰਾ ਟੁਕਾਈ ਜੁਮੇ ਸ਼ਰੀਫ ਦਾ ਦਿਨ ਸੀ ਡੇਢ ਪੌਣੇ 2 ਘੰਟੇ ਬਿਆਨ ਹੁੰਦਾ ਸੀ ਬਸ ਜਿਸ ਲਈ ਇੱਧਰ ਮੁੜੇ ਨਾ ਤੱਕੀ ਉਹ ਬੈਠਾ ਹੋਇਆ ਸੀ ਤੁਸੀਂ ਹੱਸ ਕੀਤਾ ਇੱਕ ਵਾਰੀ ਉਸਤਾਦ ਹੋਰ ਤੇਜ਼ ਹੋ ਗਿਆ ਦੂਸਰੀ ਵਾਰ ਉਹਨੂੰ ਕੀਤਾ ਉਸਤਾਦ ਹੋਰ ਤੇਜ਼ ਹੋ ਗਿਆ ਜੁਮੇ ਤੋਂ ਬਾਅਦ ਮੂੰਹ ਬਣਾ ਕੇ ਨਿਕਲ ਗਿਆ ਅੱਠ ਦਿਨ ਨਾ ਆਇਆ ਬੰਦੇ ਇਕੱਠੇ ਹੋ ਕੇ ਆ ਉਹਨਾਂ ਆਹ ਜੀ ਸੁਲਾ ਕਰੀਏ ਇਹ ਉਹ ਇੱਕ ਬੰਦਾ ਪੱਕਾ ਸੁਣੀ ਸੀ ਸ਼ਰਕਪੁਰ ਸ਼ਰੀਫ ਦਾ ਮੁਰੀਦ ਉਹ ਸਾਹਿਬ ਚਿਸ਼ਤੀ ਸਾਹਿਬ ਫਿਤਨਾ ਬਣ ਜਾਣਾ ਇੱਕ ਵਾਰੀ ਸੁਲਾ ਕਰ ਲਈਏ ਉਸਤਾਦ ਦਾ ਫਿਤਨੇ ਤੋਂ ਬਚਣ ਵਾਸਤੇ ਨਾ ਵੀ ਚਲੋ ਇਹਨਾਂ ਦੀ ਲੜਾਈ ਨਾ ਪਵੇ ਆਪਸ ਵਿੱਚ ਉਸਤਾਦ ਠੀਕ ਹੈ ਜਦੋਂ ਇਕੱਠੇ ਹੋਏ ਸਾਰੇ ਹੁਣ ਉਹਨੂੰ ਆਪਣੇ ਪੈਸੇ ਤੇ ਮਾਣ ਸੀ ਸੁਲਾ ਹੋ ਗਈ ਜੀ ਉਸਤਾਦਾ ਫਰਮਾਇਆ ਆਇੰਦਾ ਵਾਸਤੇ ਮੇਰੇ ਨਾਲ ਮੈਂ ਇਹਦੇ ਨਾਲ ਕੋਈ ਗੱਲ ਨਹੀਂ ਇਹਦੀ ਮੇਰੇ ਨਾਲ ਕੋਈ ਗੱਲ ਨਹੀਂ ਜਿਹੜੀ ਪਹਿਲੇ ਹੋ ਗਈ ਉਹ ਖਤਮ ਇਹਦੇ ਕੋਲੋਂ ਮੈਂ ਇਹਦਾ 1 ਰੁਪਈਆ ਵੀ ਮੇਰੇ ਤੇ ਹਰਾਮ ਹੈ ਸੁਲਾ ਉਹਨਾਂ ਨੂੰ ਪੈਸੇ ਤਾਂ ਅਸੀਂ ਵਿੱਚ ਸੀ ਸਾਹਿਬ ਸ਼ਾਇਦ ਪੈਸੇ ਵਾਸਤੇ ਸੁਲਾ ਪੇ ਕਰ ਦੇਣ ਜਦੋਂ ਆਖਰ 1 ਰੁਪਈਆ ਵੀ ਹਰਾਮ ਹੈ ਭਰੀ ਮਜਲਸ ਸੀ ਵੱਡੇ ਵੱਡੇ ਸਾਰੇ ਬੈਠੇ ਸਨ ਰੰਗ ਉੱਡ ਗਿਆ ਉਹਦਾ ਓਏ ਹੋਏ ਹੋਏ ਜ਼ਮੀਨ ਨਾ ਦੇਵੇ ਥਾਂ ਵਿੱਚ ਵੜਨ ਵਾਸਤੇ ਹਾਂ ਫਕੀਰਾ ਹਾਂਜੀ ਤੇ ਦੂਏ ਦਿਨ ਤੋਂ ਬਾਅਦ ਸਾਡਾ ਵਰਤੀ ਰੋਟੀਆਂ ਪਕਾਉਂਦੇ ਰੋਟੀ ਉਸਤਾਦ ਸਾਹਿਬ ਦੀ ਵਾਲਦਾ ਸਾਹਿਬ ਅਸਾਂ ਉਸ ਵੇਲੇ 64 ਸਾਲ ਦੀ ਉਮਰ ਸੀ ਉਹਨਾਂ ਦੀ ਅੱਛਾ ਨਾਦਰ ਸਾਹਿਬ ਦੀ ਮਸ਼ੀਰਾ ਕਾਰ ਰੋਟੀਆਂ ਪੱਕਦੀਆਂ ਰਹੀਆਂ ਨੇ ਪੰਜੀ ਤਾਲ ਬਿਲਮਾਂ ਦੀ ਔਰ ਤਕਰੀਬਨ 2.5 ਮਹੀਨੇ ਪੱਕਦੀਆਂ ਰਹੀਆਂ ਸਾਲਾਂ ਨੂੰ ਘਰ ਸਬਜ਼ੀ ਅਸੀਂ ਕੱਟ ਦਿੰਦੇ ਸਾਂ ਭੇਜ ਦਿੰਦੇ ਸਾਂ ਘਰ ਉਹਨਾਂ ਸਬਜ਼ੀ ਪਕਾਣੀ ਹੈ ਵਸੀਮ ਸਾਹਿਬ ਦੇ ਘਰ ਵਾਲੇ ਉਸਤਾਦ ਸਾਹਿਬ ਦੀ ਮਸ਼ੀਰਾ ਸਾਹਿਬ ਉਹ ਤੇ ਵਾਲਦਾ ਸਾਹਿਬ ਸਵੇਰ ਪੱਕਦੀ ਸ਼ਾਮ ਪੱਕਦੀ ਦਰਵੇਸ਼ ਦੀ ਕਮੀਜ਼ਾਂ ਪਾੜ ਜਾਂਦੀਆਂ ਸਨ ਇੱਥੋਂ ਐਸ ਪਾਸੇ ਤੇ ਨਹੀਂ ਤੇ ਉਹ ਉੱਠਿਆ ਬਾਤਲੇ ਆਈ ਨਾ ਕਮੀਜ਼ ਪਾੜ ਗਈ ਉਹ ਦਰਵੇਸ਼ਾਂ ਨੇ ਕਿਹਾ ਨਿਕਿਆ ਭੇਜ ਦੇਣੀਆਂ ਘਰੋਂ ਮਾਂ ਜੀ ਸੀਟ ਕਰਨ ਦੀ ਕਮੀਜ਼ਾਂ ਭੇਜ ਦੇਣੀਆਂ ਤੇ ਮਾਮਾ ਉਮਰ ਨਿਕਾ ਜਾਂਦਾ ਸੀ ਜਿਹੜਾ ਮਰੀਜ਼ ਮਾਲੀ ਬਸ਼ੀਰ ਦਾ ਪੁੱਤਰ ਇਸ ਇਹਦੇ ਕੋਲ ਪੁੱਛਦੇ ਰਹਿੰਦੇ ਸਨ ਕਿਹੜਾ ਤਾਲਬ ਇਲਮ ਬਿਮਾਰ ਹੈ ਕਿਹੜਾ ਗਰੀਬ ਹੈ ਕਿਹੜਾ ਯਤੀਮ ਹੈ ਅੰਮਾ ਜੀ ਕਿਸੇ ਨੂੰ 20 ਰੁਪਏ ਕਿਸੇ ਨੂੰ 10 ਰੁਪਏ ਕਿਸੇ ਨੂੰ ਕਿਹੜਾ ਕਿਸੇ ਨੂੰ ਸਾਬਣ ਤੇ ਮੇਰਾ ਇੱਕ ਭਰਾ ਹੁੰਦਾ ਸੀ ਨਿਕਾ ਜਿਹਾ ਸਾਕਰ ਇਹ ਨਿੱਕਾ ਜਿਹਾ ਨੇ ਕੀ ਤਮਾਸ਼ਾ ਫੜਿਆ ਹੋਵੇ ਬਾਹਰੋਂ ਰੇੜੀ ਵਾਲਾ ਸੇਬ ਵੇਚਣ ਆਵੇ ਨਾ ਤਾਂ ਉਹਦੇ ਕੋਲ ਰੁਪਈਏ ਦਾ ਸੇਬ ਲੈ ਲਵੇ ਨਿੱਕਾ ਜਿਹਾ ਇੱਕ ਵਾਰੀ ਦਾ ਕਿਧਰੇ ਲੱਗ ਗਿਆ ਤਾਂ ਇਹਨੂੰ ਵੱਲ ਆ ਗਿਆ ਜਾ ਕੇ ਅੰਮਾ ਜੀ ਨੂੰ ਨਾ ਇਹਨੂੰ ਭੇਜੇ ਸਨ ਕੋਲ ਰੋਟੀ ਲਾਇਆ ਬਿਲਕੁਲ ਇਤਨਾ ਐਕਸੀ ਉਸ ਇਹ ਜਿਸਲੇ ਗਿਆ ਇਹਨੇ ਜਾ ਕੇ ਸੇਬ ਦਿੱਤਾ ਮੈਨੂੰ ਜੂਸ ਬਣਾ ਦੇ ਉਹਨਾਂ ਕੀਤਾ ਇਹਦਾ ਸੇਬ ਫੜ ਕੇ ਰੱਖ ਲਿਆ ਵੱਡਾ ਸਾਰਾ ਸੇਬ ਪਾ ਕੇ ਜੂਸ ਬਣਾ ਦਿੱਤਾ ਇਸ ਦੂਏ ਦਿਨ ਫਿਰ ਇੱਕ ਸੇਬ ਹੋਰ ਲੈ ਲਿਆ ਇਹ ਕੰਮ ਚੱਲਦਾ ਰਿਹਾ ਜੀ ਕੋਈ 20 ਦਿਨ 25 ਦਿਨ ਲੇਕਿਨ ਆਵਾਜ਼ ਨਹੀਂ ਨਿਕਲੀ ਕਿਤੇ ਪਾਸੋਂ ਵੀ ਨੁਕਸਾਨ ਹੋ ਰਿਹਾ ਫਾਇਦਾ ਹੋ ਰਿਹਾ ਕੀ ਹੋ ਰਿਹਾ ਜਾਂ ਜ਼ੁਲਮ ਹੋ ਰਿਹਾ ਨਾ ਤੋਬਾ ਫਿਰ ਆਖਰ ਨਾ ਇੱਕ ਦਿਨ ਮੈਂ ਰੋਟੀ ਖਵਾਣ ਮੈਂ ਕਿਹਾ ਰੋਟੀ ਖਾ ਰੋਟੀ ਨਾ ਖਾਦੀ ਮੈਂ ਕਿਹਾ ਕੀ ਹੋਇਆ ਮੈਂ ਜੂਸ ਪੀਤਾ ਆਪੇ ਦੱਸ ਦਿੱਤਾ ਮੈਂ ਉਮਰ ਸਾਹਿਬ ਨੂੰ ਬੁਲਾਇਆ ਉਹ ਵੀ ਨਿਕਲੇ ਸਾਨੂੰ ਪੁੱਛਿਆ ਉਹਨਾਂ ਆਖਿਆ ਜੀ ਰੋਜ਼ ਜੂਸ ਪੀਂਦੇ ਨੇ ਤੇ ਇਸ ਤਰ੍ਹਾਂ ਬਣਦਾ ਤੇ ਸਾਰਾ ਕੁਝ ਫਿਰ ਮੈਂ ਰੋਕਿਆ ਉਹਨੂੰ ਮੈਂ ਕਿਹਾ ਤੂੰ ਕਾਮ ਖਾ ਫਟੀਕ ਬਣਿਆ ਪਿਆ ਉਹ ਸਿਰਫ ਸੈਦ ਸਮਝ ਹਾਂ ਹਾਂ ਜੀ ਤੇ ਫਿਰ ਉਹ ਰੋਟੀਆਂ ਘਰ ਪੱਕਦੀਆਂ ਰਹੀਆਂ ਔਰ ਯਕੀਨ ਕਰੋ ਉਸ ਹੱਥਾਂ ਦੇ ਉੱਤੇ ਛਾਲੇ ਪੈ ਗਏ ਸਨ ਸਾਰੇ ਇੱਥੇ ਤੱਕ ਇਸ ਤੋਂ ਪਿੱਛੇ ਪਿੱਛੇ ਇੱਕ ਬਾਜ਼ੂ ਤੇ ਇੱਕ ਹੱਥ ਤੇ ਵੀ ਸੀ ਇੱਕ ਹੱਥ ਰਹਿ ਗਿਆ ਉਸ ਇੱਕ ਹੱਥ ਨਾਲ ਰੋਟੀਆਂ ਲਾਂਦੇ ਰਹਿੰਦੇ ਸਨ ਲਾਂਦੀ ਆਪ ਦੀ ਬੇਟੀ ਸਨ ਵਸੀਮ ਸਾਹਿਬ ਦੇ ਘਰ ਵਾਲੇ ਉਸਤਾਦ ਸਾਹਿਬ ਦੀ ਬੇਟੀ ਤੇ ਦੂਏ ਹੱਥ ਨਾਲ ਰੋਟੀਆਂ ਤੰਦੂਰ ਚੋਂ ਲਾਂਦੇ ਰਹਿਣਾ ਹੱਥ ਸਾਹਿਬ ਸਾਦਾ ਫਰਮਾਇਆ ਤੁਸੀਂ ਛੱਡ ਦਿਓ ਕੰਮ ਉਹਨਾਂ ਮੰਮਾ ਜੀ ਫਰਮਾਇਆ ਨਹੀਂ ਇਹ ਦਰਵੇਸ਼ਾਂ ਦੀ ਖਿਦਮਤ ਨਾਲ ਆਪੇ ਠੀਕ ਹੋ ਜਾਣਗੇ ਬਾਜ਼ੂ ਪਰ ਬਾਜ਼ੂ ਠੀਕ ਹੋ ਗਿਆ ਉਹਨਾਂ ਬਿਲਕੁਲ ਸਹੀ ਸਲਾਮਤ ਹੋ ਗਿਆ ਉਹਨਾਂ ਉਹ ਬੰਦਾ ਤੁਹਾਨੂੰ ਦੱਸਣਾ ਉਹ ਪੈਸੇ ਵਾਲਾ ਵੇਖੋ ਉਹਨੂੰ ਭਜਾਇਆ ਨੇ ਕਿੰਨੀ ਤਕਲੀਫ ਆਈ ਸਾਰਾ ਕਰਮ ਸਰੂਪ ਹੁੰਦਾ ਸੀ ਦਰਵੇਸ਼ਾਂ ਦੀ ਖਿਦਮਤ ਤੇ ਫਿਰ ਖਰਚਾ ਵੀ ਦਰਵੇਸ਼ਾਂ ਦਾ ਪਾਉਣਾ ਪਾਉਣਾ ਹੋ ਗਿਆ ਉਹ ਸਵੇਰ ਸ਼ਾਮ ਜੋ ਪੱਕਦੇ ਸਨ ਕਦੀ ਫਲਾਣੀ ਸ਼ਾਹ ਆ ਰਹੀ ਜੀ ਗਜਰੇਲਾ ਆ ਗਿਆ ਜੀ ਉਹ ਸਾਰਾ ਕੁਝ ਖਤਮ ਹੋ ਗਿਆ ਦਰਵੇਸ਼ ਵੀ ਆ ਗਿਆ ਦਾਲ ਤੇ ਮੂੰਗੀ ਤੇ ਛੋਲਿਆਂ ਤੇ ਤੇ ਉਹ ਸਾਰਾ ਕੁਝ ਯਾਨੀ ਹਰ ਇਤਬਾਰ ਨਾਲ ਕਰੋੜਾਪਤੀ ਬੰਦਾ ਸੀ ਅੱਜ ਵੀ ਉਹਦੀ ਕੋਠੀ ਉੱਥੇ ਟਾਊਨਸ਼ਿਪ ਦੇ ਦੋ ਕੋਠੀਆਂ ਨੇ ਆਮਣੇ ਸਾਹਮਣੇ ਬਰਾਬਰ ਮੈਂ ਕਹਿੰਦਾ ਸਾਦਾ ਨੂੰ ਕੱਖ ਨਹੀਂ ਸਮਝਿਆ ਅੱਜ ਤੱਕ ਫਿਰ ਉਹ ਜਿੰਨੇ ਸਾਲ ਰਹੇ ਨੇ ਉਹ ਆਇਆ ਨਹੀਂ ਮਸਜਿਦ ਵਿੱਚ ਨਾ ਉਸ ਨਮਾਜ਼ ਪੜੀ ਜਿਹਨੇ ਜੁਮਾ ਪੜਿਆ ਤੇ ਇਸ ਫਕੀਰ ਨੇ ਪਰਵਾਹ ਨਹੀਂ ਕੀਤੀ ਪਰਵਾਹ ਕਿਹਦੀ ਕਰਨੀ ਪਰਵਾਹ ਜੱਜ ਬੈਠਾ ਸੀ ਜੱਜ ਆਖਿਆ ਇਹਨੂੰ ਅੰਦਰ ਲੈ ਸਾਦਾ ਮੈਂ ਤੇਰੀ ਭੈਣ ਚੱਕਣੀ ਅੰਦਰੋਂ ਆ ਕੇ ਪੁਲਿਸ ਆਦੇ ਕੋ 150 ਬਾਹਰ ਖੜਾ ਸੀ ਪਹਿਲੀ ਵਾਰੀ ਜਦੋਂ ਗ੍ਰਿਫਤਾਰ ਹੋਏ ਨੇ ਅਸੀਂ ਵੀ ਨਾਲ ਤੋਂ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਹੜਾ ਬੰਦਾ ਇਹ ਤਾਂ ਆਂਦੇ ਨੇ ਕੱਲ ਦਾ ਮਰਦਾਜ ਨਾਮ ਰਾਦੋ ਇਹਨਾਂ ਨੂੰ ਮੁਕਾਣਾ ਨਹੀਂ ਇਹਨਾਂ ਨੂੰ ਉਠਾਣਾ ਹੈ ਇਹ ਕੰਮ ਇਹਨਾਂ ਹੀ ਕਰਨਾ ਹੈ ਤੁਹਾਡਾ ਪਿਓ ਵੀ ਨਹੀਂ ਕਰ ਸਕਦਾ ਇਹ ਕੰਮ ਇਹਨਾਂ ਦੀ ਜਿਹੜੇ ਕਰਦੇ ਨੇ ਪਏ ਹਾਂ ਜੀ ਇਹ ਅੱਲਾ ਇਸ ਕੰਮ ਵਾਸਤੇ ਹੀ ਉਹ ਬੰਦੇ ਬਣਾਏ ਹੋਏ ਨੇ ਇਹ ਚੁਣੇ ਹੋਏ ਨੇ ਹਾਂ चलिए जल्द